ਸੱਚਾ ਸੂਰੇ ਤਾਪ ਤੁਮਾਰੇ ਤਾਪ ਦਾਸ ਕੇ ਪਾਣੀ ਹਾਰੇ ਸੱਚਾ ਚਾਰ ਦੂਰ ਕੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਸਾਧੇ ਧਿਆਨ ਤੇ ਪਹੁੰਚ ਪੁਰਾਈ ਸੰਤਨ ਕੀ ਮਨ ਤੇ ਸਿਕਾਈ ਸਾਰ ਕੀ ਪੁਤਰੀ ਸਭ ਦੇ واحرو جی کا خالصا واحدہ کرتے ہوئے چھاتی گڑھ ہونے کی گل کرتے ਛਾਤੀ ਸੀਤਲ ਮਨ ਸੁਖੀ ਛੰਤ ਗੋਬਿੰਦ ਕੋਣ ਮਾਇ ਇਹਦਾ ਮਤਲਬ ਛਾਤੀ ਛਾਤੀ ਸੀਤਲ ਹੈ ਨਹੀਂ ਛਾਤੀ ਹਿਰਦੇ ਵਿੱਚ ਇੱਕ ਤਾਂ ਛਾਤੀ ਸਾਡੇ ਸਰੀਰ ਦੀ ਹੈ ਨਾ ਆਹ ਬਾਹਰਲੀ ਦੀ ਛਾਤੀ ਅਸੀਂ ਕਹਿੰਦੇ ਹੁੰਦੇ ਛਾਤੀ ਉਸ ਦੇ ਹਿਰਦੇ ਦੀ ਹੈ ਜਿਹੜੀ ਹਮ ਚੋਂ ਹੈ ਲੋਭ ਕੋ ਵਿਚਾਰੇ ਨਹੀਂ ਅੱਗ ਨੇ ਜਿਹੜੀ ਤ੍ਰਿਸ਼ਨਾ ਦੀ ਅੱਗ ਨੇ ਸਾਡਾ ਹਿਰਦਾ ਕਰਮ ਕੀਤਾ ਹੋਇਆ ਇਹ ਛੰਦ ਛੰਦ ਨੂੰ ਜਾਂਦਾ ਛੰਦ ਛੰਦ ਨੂੰ ਕਹਿੰਦੇ ਨੇ ਛੰਦ ਸੰਤ ਕੇ ਕਿਸੇ ਦੀ ਉਸਤਤੀ ਕਰਨੀ ਜੇ ਗੁਣ ਦੇ ਗੁਣ ਦੇ ਗੁਣੇ ਗਾਵੇ ਮਾਇਆ ਦੇ ਗੁਣ ਗਾਣਾ ਗੁਣ ਗਾਣ ਛੱਡ ਕੇ ਆਪਣੇ ਮੂਰ ਦੇ ਨਾਲ ਜੁੜੇ ਉਹਦੇ ਗੁਣ ਗਾਵੇ ਤਾਂ ਕਹਿੰਦੇ ਛਾਤੀ ਜੀਤਲ ਛਾਤੀ ਸੀਤਲ ਮਨ ਸੁਭੀ ਹੈ ਜੇ ਮਨ ਭਠੀਜ ਹੈ ਦੁਖੀ ਦਾ ਹੋਊਗਾ ਜੇ ਛਾਤੀ ਗਰਮ ਹੈ ਸਾਡੀ ਤਾਂ ਬਹੁਤ ਦੁਖੀ ਰਹੂਗਾ ਜੇ ਹਿਰਦਾ ਸ਼ਾਂਤ ਹੈ ਇਹ ਛਾਤੀ ਸੀਦਲ ਹੈ ਤਾਂ ਮਨ ਦਾ ਸੁਭੀ ਆਪੇ ਹੋ ਜਾਂਦਾ ਅਸਲ ਦੇ ਵਿੱਚ ਇਹ ਮਾਰਦਾ ਚੱਲ ਬਾਲਦੀ ਦਾ ਤੇਲ ਨਹੀਂ ਆਪਣੇ ਆਪ ਉਹ ਤਾਂ ਬਾਲਦੀ ਦਾ ਤੇਲ ਦਿੰਦਾ ਉਹ ਜਦੋਂ ਹੋਰ ਜਦ ਕਹਿਦਾ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਜਦ ਹੋਰ ਮੰਗਦਾ ਤਾਂ ਇਹਦਾ ਮਤਲਬ ਨੂੰ ਹੋਰ ਮਾਰਿਆ ਵਿੱਚ ਔਰ ਇੰਦਰ ਪਾ ਕੇ ਉਪਰੋਂ ਝੱਲ ਮਾਰਦਾ ਝੱਲ ਮਾਰਦਾ ਉਹਦਾ ਮੰਗਿਆ ਹੋਰ ਤੇਜ਼ ਕਰਨਾ ਅਗਨੀ ਉਹ ਹੋਰ ਅੱਗ ਹੋਰ ਭਟਕਦੀ ਹੈ ਮਨ ਹੋਰ ਦੁਖੀ ਹੁੰਦਾ ਉਹ ਕਹਿੰਦੇ ਜੇ ਇਹ ਸਾਰਾ ਕੰਮ ਮਾਇਆ ਵਾਲਾ ਛੱਡ ਕੇ ਆ ਗੋਬਿੰਦ ਦੇ ਛੰਦ ਗਾਉਣ ਲੱਗ ਜਿਵੇਂ ਗਾਉਣ ਗੀਤ ਗਾਉਣ ਲੱਗ ਜਿਵੇਂ ਛੰਦ ਗੀਤ ਨੂੰ ਕਹਿੰਦੇ ਨੇ ਸ਼ਬਦ ਨੂੰ ਆ ਕਹਿੰਦੇ ਨੇ ਕਹਿੰਦੇ ਜੇ ਗੋਬਿੰਦ ਦੇ ਗੁਣ ਗਾਵੇ ਇਹ ਤਾਂ ਛਾਤੀ ਸ਼ੀਤਲ ਹੋ ਜੂਗੀ ਜਾਂ ਛਾਤੀ ਸ਼ੀਤਲ ਹੋ ਗਈ ਘਰੇ ਜੇ ਘਰੇ ਜੇ ਆਪਣਾ ਏਸੀ ਹੈ ਪਰ ਅੰਦਰ ਵਾਲੇ ਬੱਚੇ ਤਾਂ ਆਪ ਹੀ ਠੰਡੇ ਨੇ ਜੇ ਸਾਡਾ ਘਰ ਹੈ ਜਿਹੜਾ ਹਿਰਦਾ ਹੈ ਜਿਸ ਹੈ ਤਾਂ ਵਿੱਚ ਰਹਿਣ ਵਾਲਾ ਤਾਂ ਫਿਰ ਆਪੇ ਹੀ ਜ਼ਰੂਰੀ ਹੈ ਉਹਨੂੰ ਸੁਖੀ ਕਰਨ ਦੀ ਲੋੜ ਨਹੀਂ ਇਹਨੂੰ ਸ਼ੀਤਲ ਕਰਨ ਦੀ ਲੋੜ ਹੈ ਹਿਰਦਾ ਜਿਹੜਾ ਉਹ ਗੋਬਿੰਦ ਦੇ ਸ਼ੰਤ ਗਾ ਕੇ ਗੋਬਿੰਦ ਦੇ ਗੀਤ ਗਾ ਕੇ ਹਿਰਦਾ ਸ਼ਾਂਤ ਕਰਨ ਦੀ ਲੋੜ ਹਾਂਜੀ ਪਾਰ ਕਰ ਹੋਮ ਪ੍ਰਭ ਆਤ ਸਦਾਸ ਦਸਾਏ ਕਹਿੰਦੇ ਐਸੀ ਕਿਰਪਾ ਕਰਦੇ ਫਿਰ ਜਿਹੜਾ ਦੋ ਘੰਟੇ ਕੋਲ ਦੌੜਾ ਰਹੇ ਹਰ ਦਾਤਨ ਪਾਸ ਦਾਤਾ ਦਾਸ ਨਾਨਕ ਦਾਸ ਦਸਾਏ ਨਾਨਕ ਸਾਡਾ ਦਾਸ ਸਾਡਾ ਦਸਾਇਆ ਨਾਨਕ ਕਹਿੰਦੇ ਨੇ ਨਾਨਕ ਨਾ ਬੋਲੇ ਰਹੇ ਨੇ ਨਾ ਪੰਜਾਬ ਪਾਸ਼ਾ ਇਹ ਦਾਸਾਂ ਦਾ ਵੀ ਦਾਸ ਬਣਿਆ ਰਹੇ ਦਾਸਾਂ ਦਾ ਯਾਦ ਬੰਦਾ ਸਿੱਧਾ ਤਾਂ ਦੇ ਨਹੀਂ ਸਕਦਾ ਅਜਿਹਾ ਅੰਦਰਲਾ ਵੀ ਬੈਠਾ ਸਾਡਾ ਉਹ ਵੀ ਤਾਂ ਦਾਸ ਹੈ ਜਿਹੜਾ ਅੰਦਰ ਬੈਠਾ ਸਾਡਾ ਮੂਲ ਉਹ ਵੀ ਤਾਂ ਦਾਸ ਹੈ ਸਾਡੇ ਕੰਡ ਦਾ ਆ ਜਿੰਨੇ ਭਗਤਾਂ ਗੁੰਦਾ ਸਾਹਿਬ ਹੋਏ ਨੇ ਉਹਨਾਂ ਨੇ ਵੀ ਆਪਣੇ ਆਪ ਨੂੰ ਦਾਸ ਕਿਹਾ ਅਸਲ ਵਿੱਚ ਜਨ ਤਾਂ ਇੱਕੋ ਹੀ ਹੈ ਸ਼ਬਦ ਗੁਰੂ ਤਾਂ ਇੱਕੋ ਹੀ ਹੈ ਡੱਬੇ ਦਾ ਡੱਬਾ ਜੁੜਨਾ ਪਿੱਛੇ ਜਿਵੇਂ ਸੰਗਲ ਦੀ ਕੋੜੀ ਹੁੰਦੀ ਆ ਇੱਕ ਇੱਕ ਕੋੜੀ ਦਾ ਕੋਈ ਖਾਦੀ ਨਹੀਂ ਸੰਗਲ ਬਣ ਜਾਂਦਾ ਦਾਤਾ ਦੇ ਨਾਲ ਹੋਣਾ ਕਹਿੰਦੇ ਵੀ ਦਾਤਾ ਦਾ ਸਾਥ ਹੋਣ ਨੂੰ ਵੀ ਮੇਰਾ ਐਸੀ ਕਿਰਪਾ ਕਰਦੇ ਵੀ ਗੋਬਿੰਦ ਦੇ ਗੀਤ ਗਾਉਂਦਾ ਯਾਰ ਅੱਛੀ ਛੀਕ ਛਾਤੀ ਮੇਰੀ ਜਿਹੜੀ ਹੈ ਹਮੇਸ਼ਾ ਮੇਰੀ ਸ਼ਾਂਤ ਬਣੀ ਰਹੇ ਸੀਤਲ ਬਣੀ ਰਹੇ ਹਾਂਜੀ ਸੋਰੀ ਅੱਛਾ ਛੋਹਰੇ ਸਾਥ ਤੁਮਾਰੇ ਅਸੀਂ ਅਸੀਂ ਮਸਲਾ ਨੇ ਕੀ ਕੀਤਾ ਛਾਤੀ ਸੀਤਲ ਕਰਨ ਵਾਸਤੇ ਮਨ ਨੂੰ ਸੀਤਲ ਵਾਸਤੇ ਉਹਨਾਂ ਨੇ ਤਿੰਨ ਚਾਰ ਚੀਜ਼ਾਂ ਗੜੀਆਂ ਨੇ ਛੱਡੀਆਂ ਉਹ ਕਹਿੰਦਾ ਕਹਿੰਦੇ ਚੰਦਰ ਉਹ ਮੱਥੇ ਨੂੰ ਕਹਿੰਦੇ ਠੰਡਾ ਸਿਰ ਅਬ ਗੁਰਬਾਣੀ ਨੇ ਕਿਹਾ ਇੱਕ ਕਹਿੰਦੇ ਚੰਦ ਦੀ ਚਾਂਦਨੀ ਜੀ ਜਦ ਰਾਤ ਨੂੰ ਸੌਂ ਕਹਿੰਦੇ ਉਹ ਵੀ ਠੰਡੀ ਹੁੰਦੀ ਹੈ ਗੁਰਬਾਣੀ ਨੇ ਕਿਹਾ ਆਹ ਗੋਮਿੰਦ ਦੇ ਗੀਤ ਗਾਉਣ ਵਾਲੇ ਸੀਤਲ ਸ਼ਾਂਤੀ ਆਉਣੀ ਹੈ ਕਹਿੰਦੇ ਚੰਦਰ ਚੰਦ ਨਾਲ ਸਰਦਰੁੱਤ ਮੂਲ ਨਾ ਹੀ ਕਾਮ ਕਹਿੰਦੇ ਸੀਤਲ ਸੀਮਾ ਨਾਨਕਾ ਤੇ ਪੰਦਰਵਾਰ ਨਾਲ ਚੰਦਨ ਲਾਲਾ ਮੱਥੇ ਨੂੰ ਠੰਡਾ ਨਹੀਂ ਹੋਣਾ ਜਿਹੜੇ ਲਾਉਂਦੇ ਨੇ ਮੱਥੇ ਤੇ ਚੰਦਨ ਜਿਹੜਾ ਕੋਈ ਨਾ ਛੇੜ ਕੇ ਅੰਦਰਲੀ ਆ ਕੇ ਜਿਹੜੀ ਬਾਹਰ ਆ ਜੇ ਅੰਦਰ ਆ ਕੇ ਹੁੰਦੀ ਹੈ ਤਾਂ ਹੀ ਬਾਹਰ ਨਿਕਲਦੀ ਹੈ ਚੰਦ ਚਾਹੇ ਚੰਦਨ ਦੀ ਚੰਦ ਦੀ ਚੰਦਨੀ ਪਰ ਸਾਨੂੰ ਕਹਿੰਦੇ ਹੋ ਨਾਲ ਸਰਦਰੁੱਤ ਉਹ ਬਾਹਰ ਦੀਆਂ ਰਾਤਾਂ ਹੋਣ ਅੰਦਰ ਉਹ ਸਰੀਰ ਨੂੰ ਲਗੂਗਾ ਬਾਹਰ ਨਹੀਂ ਕੱਢਦਾ ਕਹਿੰਦੇ ਮੂਲ ਨਾਲ ਵਿੱਚ ਹੀ ਘਾਮ ਘਾਮ ਗਰਮੀ ਲੱਗਦੀ ਕਹਿੰਦੇ ਸੀਤਲ ਸੀਵੈ ਨਾਨਕਾ ਸੀਤਲ ਹੋ ਸਕਦਾ ਜਪੰਦੜੋ ਹਰ ਨਾਮ ਕਾ ਨਾਮ ਦੇ ਵਿੱਚ ਤਾਂ ਠੰਡੀ ਹੋ ਸਕਦੀ ਹੈ ਇਹੀ ਗੱਲ ਉਹਦੇ ਕਹੀ ਹੈ ਗੋਬਿੰਦ ਦੇ ਗੁਰੂ ਜਿਹੜੇ ਗਾਏ ਨੇ ਇਹੀ ਨਾਮ ਜਪਣਾ ਉਹ ਗੁਰਨਾ ਗਿਆਨ ਪ੍ਰਾਪਤ ਗਿਆਨ ਹੁੰਦਾ ਹਾਂਜੀ ਅੱਛਾ ਚੋਰੇ ਬਾਤ ਕੁਮਾਰੇ ਆਸ ਦਸਨ ਕੇ ਆਨੀ ਹਵੇ ਛੱਛਾ ਛੋਰੇ ਛੱਛਾ ਅੱਖਰ ਦੇ ਡਿਗਰੀ ਨਿਵੇਸ਼ ਹੈ ਛੋਰੇ ਦਾਤ ਤੁਹਾਰੇ ਛੋਰੇ ਉਹਨੇ ਘੱਟ ਗਿਆਨ ਵਾਲੇ ਜਿਵੇਂ ਆਪਣੀ ਭਾਸ਼ਾ ਜਿਹੜੀ ਛੋਰਾ ਕਹਿੰਦੇ ਛੋਦੇ ਨੂੰ ਛੋਰਾ ਛੋਰੀ ਲੜਕੀ ਨੂੰ ਬੋਲਦੀ ਬੋਲਦੇ ਆ ਛੋਰਾ ਲੜਕੇ ਨੂੰ ਬੋਲਦੇ ਆ ਇਧਰ ਯੂਪੀ ਸਾਈਡ ਦੀ ਬੋਲੀ ਹੈ ਛੋਰਾ ਆਪਣੇ ਨਾਲ ਘੱਟ ਵਾਲਾ ਜਦ ਕਹਿੰਦੇ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਆ ਜੇ ਮੇਰੀ ਮਤ ਥੋੜੀ ਐ ਤਾਂ ਦੀ ਛੋਰੇ ਔਰ ਛੋਰੇ ਵੀ ਇਹ ਜਿਹੜੇ ਦਾਸ ਹੁੰਦੇ ਨੇ ਛੋਰੇ ਹੁੰਦੇ ਨੇ ਗੁਰੂ ਨਹੀਂ ਬਣਦੇ ਜਿਹੜਾ ਦਾਸ ਬਣੂਗਾ ਜਿਹੜਾ ਪਹਿਲਾਂ ਹੀ ਗੁਰੂ ਬਣ ਗਿਆ ਉਹਦਾ ਪਰਖੇ ਜੇ ਗੁਰੂ ਤੋਂ ਵੱਡਾ ਕੋਈ ਹੁੰਦਾ ਹੀ ਨਹੀਂ ਇਸ ਕਰਕੇ ਦਾਸ ਨੇ ਜਿਹੜੇ ਛੋਰੇ ਹੁੰਦੇ ਨੇ ਉਹ ਗਿਆਨ ਲੈਣਾ ਹੈ ਅਸੀਂ ਤਾਂ ਗੁਰੂ ਨੂੰ ਵੱਡਾ ਬਣ ਕੇ ਮੰਨ ਲਿਆ ਜਿਹੜਾ ਗਿਆਨ ਲੈਣਾ ਛੱਡੀ ਸੀਸਨ ਕਰਨ ਵਾਸਤੇ ਕਹਿੰਦੇ ਜਿਹੜੇ ਦਾਸ ਨੇ ਜਿਹੜੇ ਛੋਰੇ ਹੁੰਦੇ ਨੇ ਸੱਤ ਗਿਆਨ ਵਾਲੇ ਹੁੰਦੇ ਨੇ ਹਾਂਜੀ ਦਾਸ ਸਨ ਕੇ ਪਾਣੀ ਹਾਰੇ ਉਹ ਕਹਿੰਦੇ ਦਾਸ ਤਾਂ ਹੁੰਦੇ ਹੀ ਨੇ ਪਰ ਦਾਸਾਂ ਦਾ ਵੀ ਪਾਣੀ ਭਰਨ ਵਾਲੇ ਪਾਣੀ ਭਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਗੜਵਾਲਾ ਗੰਦ ਕਰਕੇ ਪਾਣੀ ਧੋਣ ਵਾਲੇ ਹੁੰਦੇ ਨੇ ਇਹ ਇੱਕ ਮੁਹਾਵਰਾ ਹੈ ਜਦ ਵੀ ਕਿਸੇ ਦਾ ਕੰਮ ਕਰਦੇ ਹਾਂ ਉਹ ਕਹਿੰਦੇ ਮੈਂ ਤਾਂ ਭਾਈ ਫਲਾਣੇ ਦਾ ਪਾਣੀ ਭਰਨਾ ਪਾਣੀ ਭਰਨ ਦਾ ਮਤਲਬ ਉਹਦਾ ਭਾਵ ਇਹਦਾ ਵੀ ਹੋਰ ਹੈ ਪਾਣੀ ਭਰਨ ਦਾ ਮਤਲਬ ਕਿਸੇ ਦਾ ਕੰਮ ਕਰਨਾ ਬਗੈਰ ਕਿਸੇ ਅਬਜਾਨੇ ਤੋਂ ਪਾਣੀ ਭਰਨ ਦਾ ਮਤਲਬ ਹੁੰਦਾ ਬਗੈਰ ਕਿਸੇ ਕੋਈ ਫੀਸ ਲਏ ਕੋਈ ਖਾਤ ਲਏ ਕਿਸੇ ਦਾ ਕੰਮ ਕਰਨਾ ਉਹਨੂੰ ਪਾਣੀ ਭਰਨਾ ਕਹਿੰਦੇ ਉਹ ਕਹਿੰਦੇ ਦਾਸ ਦਾ ਤਾਂ ਸੇਵਾ ਕਰਨ ਵਾਲੇ ਹੁੰਦੇ ਨੇ ਦਾਸਾਂ ਦੀ ਪਾਣੀ ਵਾਲੇ ਹੁੰਦੇ ਨੇ ਦਾਸ ਤਾਂ ਦਾਸਣਗੇ ਪਾਣੀ ਵਾਲੇ ਦਾ ਮਤਲਬ ਸੇਵਾ ਕਰਨ ਵਾਲੇ ਜਿਵੇਂ ਚਲਾਏ ਤੇ ਚੱਲੇ ਸੋ ਵੀ ਚੱਲਦੇ ਹੁੰਦੇ ਨੇ ਉਹ ਜਿਵੇਂ ਉਹ ਚਾਹੁੰਦਾ ਉਹਨੇ ਕਰਨ ਵਾਲੇ ਹੁੰਦੇ ਨੇ ਛੋਰੇ ਹੁੰਦੇ ਨੇ ਆ ਦਾਸ ਦਾਸਣ ਦੇ ਪਾਣੀ ਵਾਲੇ ਵੀ ਹੁੰਦੇ ਨੇ ਹਾਂਜੀ ਸੱਚਾ ਛਾਰ ਰੋਤ ਤੇਰੇ ਸੰਤਾਂ ਕਹਿੰਦੇ ਜਿਹੜੇ ਤੇਰੇ ਸੰਤ ਨੇ ਨਾ ਉਹ ਤੇਰੇ ਸੰਤ ਕਹਿੰਦੇ ਖੜਾ ਇਹਦਾ ਮਨ ਸੰਤ ਹੋਰ ਵੀ ਨੇ ਪਾਰਕਟ ਦੇ ਤੇਰੇ ਸੰਤ ਤੇਰੇ ਸੰਤ ਦਾ ਮਤਲਬ ਜਿਹੜੇ ਤੇਰੇ ਨਾਲ ਜੁੜੇ ਹੋਏ ਨੇ ਜਿਹਨੂੰ ਕਹਿੰਦਾ ਉਹ ਹਰ ਜੇ ਸੰਤਨ ਅਗੀਏ ਬਨਾਰਸ ਦੇ ਛੱਡ ਵੀ ਕੇ ਸੰਤਾਂ ਦੇ ਨਾਮ ਤੇ ਪਾਉਂਦੇ ਹਰ ਕੇ ਸੰਤ ਦਾ ਮਤਲਬ ਹੈ ਗਿਆਨ ਰੂਪੀ ਸੰਤ ਜਿਹਨਾਂ ਕੋ ਗਿਆਨ ਹੈ ਸਾਈ ਗਿਆਨ ਗੁਰਬਾਣੀ ਚ ਭਾਗ ਹੋਣਾ ਹੋਰ ਸੰਤ ਅਜੇਕਟਿਵ ਲਾਤਾ ਨਾਲ ਵਿਸ਼ੇਸ਼ਣ ਲਾਤਾ ਨਾਲ ਤੇ ਉਹ ਸੰਤ ਜਿਹੜਾ ਗਿਆਨ ਰੱਖਦਾ ਗਿਆਨ ਮਾਨ ਹੈ ਜਿਹੜਾ ਉਹੀ ਸੰਤ ਹੁੰਦਾ ਭਾਗ ਹੋਆ ਹੋਰ ਸੰਤ ਬੁਲਾਇਆ ਬੇਧਾਰੀ ਸੰਤ ਨਹੀਂ ਭਾਵੇਂ ਡੇਟ ਹੋਵੇ ਤੇ ਹੋ ਸਕਦੀ ਹੈ ਸਰਬ ਦੀ ਪਰ ਜੇ ਗਿਆਨ ਹੀ ਨਹੀਂ ਫਿਰ ਤੋਂ ਕੀ ਕਰਾਉਣਾ ਜੇ ਗਿਆਨ ਹੈ ਨਹੀਂ ਪਰ ਸੰਤ ਤੋਂ ਕਰਾਉਣਾ ਕੀ ਹੈ ਜਿਵੇਂ ਅਸੀਂ ਕਿਸੇ ਪ੍ਰੋਫੈਸਰ ਦੇ ਸਰੀਰ ਤੋਂ ਵੀ ਲੈਣਾ ਅਸੀਂ ਪ੍ਰੋਫੈਸਰ ਦੀ ਸ਼ਾਮ ਤੋਂ ਲੈਣਾ ਅਨੂ ਪ੍ਰਾਪਤੀ ਦਾ ਪ੍ਰੋਫੈਸਰ ਦੇ ਗਿਆਨ ਤੋਂ ਆ ਪ੍ਰੋਫੈਸਰ ਨਾਲ ਵੱਖਰੀ ਪਾਏ ਤੇ ਜਾਂ ਪ੍ਰੋਫੈਸਰ ਦੇ ਪੈਰੀਆਂ ਤਲਾਏ ਤੇ ਸਾਨੂੰ ਕੋਈ ਪ੍ਰਾਪਤੀ ਨਹੀਂ ਪ੍ਰਾਪਤੀ ਸਾਡਾ ਦਾ ਸਟੂਡੈਂਟ ਦਾ ਰਾਮ ਜਿਹੜਾ ਸਿਰਫ ਗਿਆਨ ਨਾਲ ਜੋ ਪ੍ਰੋਫੈਸਰ ਸਟੂਡੈਂਟ ਦਾ ਲੈਕਚਰ ਨਾਲ ਰਾਬਤਾ ਹੁੰਦਾ ਮਾਸਟਰ ਗਰੁੱਪ ਵੀ ਹੋ ਸਕਦਾ ਮਾਸਟਰ ਹੈਂਡੀਕੈਪਟ ਵੀ ਹੋ ਸਕਦਾ ਮਾਸਟਰ ਨੀਵੀਂ ਜਾਤ ਦਾ ਵੀ ਹੋ ਸਕਦਾ ਮਾਸਟਰ ਕਿਸੇ ਦੂਜੇ ਧਰਮ ਦਾ ਵੀ ਹੋ ਸਕਦਾ ਅਸੀਂ ਕੀ ਲੈਣਾ ਉਹ ਸਾਡਾ ਰਾਬਤਾ ਹੀ ਉਹਦੇ ਉਹਦੇ ਸਾਡਾ ਰਾਬਤਾ ਉਹਦੇ ਲੈਕਚਰ ਨਾਲ ਹੈ ਉਹਦੇ ਲੈਸਨ ਨਾਲ ਹੈ ਇਸ ਕਰਕੇ ਭਗਤਾਂ ਨੂੰ ਕੋਈ ਦੇਖਦਾ ਵੀ ਭਗਤ ਕਿਹੜੇ ਸੀ ਕਿਹੜੀ ਜਾਤ ਤੋਂ ਸੀ ਕਿਹੜੇ ਭਗਤ ਸੰਬੰਧ ਰੱਖਦੇ ਸੀ ਅੱਜ ਜਿਹੜਾ ਗਿਆਨ ਪਿਆ ਗਿਆਨ ਦਾ ਰਾਬਤਾ ਹੁਣ ਅਸੀਂ ਕਹਿੰਦਾ ਕਬੀਰ ਸਾਹਿਬ ਕਰਿਆ ਕਬੀਰ ਦਾ ਆਪਾਂ ਰਸਮ ਕੀਤਾ ਕਬੀਰ ਸਾਹਿਬ ਨੇ ਜੋ ਲੈਣਾ ਸੀ ਜੇ ਕਬੀਰ ਸਾਹਿਬ ਸਰੀਰ ਕਰਕੇ ਹੁੰਦੇ ਜੋ ਲੈਣਾ ਸੀ ਉਹ ਸਾਡੇ ਕੋਲ ਹੈਗਾ ਜੋ ਲੈਣਾ ਸੀ ਸਰੀਰ ਕਰਕੇ ਉਹ ਪਿਆ ਸਾਡੇ ਕੋਲ ਹੁਣ ਵਕਾਲਤ ਦੀਆਂ ਜਿਹੜੀਆਂ ਐਡਵੋਕੇਟ ਲਿਟਰੇਚਰ ਪਿਆ ਉਹ ਲਿਟਰੇਚਰ ਦੇ ਕੰਮ ਕਰਦਾ ਨਵੇਂ ਨਵੇਂ ਵਕੀਲ ਬਣਾ ਦਿੰਦਾ ਹੁਣ ਜਿਹੜਾ ਇਹ ਗੁਰਬਾਣੀ ਪਈ ਹੈ ਐਡਾ ਖਜ਼ਾਨਾ ਪਿਆ ਭਗਤ ਬਣਾ ਦਿੰਦਾ ਹੈ ਇਸ ਕਰਕੇ ਸਾਹ ਜਿਹੜੇ ਤੇ ਸੁਰੇ ਹੁੰਦੇ ਨੇ ਦੁਆਰਾ ਅੱਛਾ ਸਾਰ ਮੁੱਖ ਮੇਰੇ ਸੰਤਾ ਤੇਰੇ ਸੰਤਾ ਲਫ਼ਜ਼ ਆਇਆ ਤੇਰੇ ਸੰਤਾ ਇਹਦਾ ਮਤਲਬ ਜਿਹੜੇ ਤੇਰੇ ਸੰਤ ਹੁੰਦੇ ਨੇ ਖਾਸ ਕੈਟਾਗਰੀ ਹੁੰਦੀ ਆ ਖਾਸ ਦੇ ਕੋਈ ਲੱਛਣ ਹੁੰਦੇ ਨੇ ਇੱਕ ਹਰ ਕੇ ਸੰਤ ਦੀ ਥਾਂ ਤੇ ਬਲਾਸ ਦੇ ਕੱਢ ਵੀ ਹੁੰਦੇ ਨੇ ਇੱਕ ਧੀਰੇ ਧਾਰੀ ਕਰਦੇ ਕਰਕੇ ਸੰਤ ਹੁੰਦੇ ਨੇ ਜਿਹੜੇ ਤੇਰੇ ਸੰਤ ਦਾ ਮਤਲਬ ਹੈ ਜਿਹੜੇ ਤੇਰੇ ਨਾਲ ਜੁੜੇ ਹੁੰਦੇ ਨੇ ਜੇ ਦਰਿਆ ਪਿੱਛੇ ਕਿਸੇ ਸੋਨੇ ਨਾਲ ਨਹੀਂ ਜੁੜਿਆ ਹੋਇਆ ਫਿਰ ਦਰਿਆ ਦਾ ਨਾ ਬੰਦਾ ਸੁੱਕਾ ਤੋਂ ਸੁੱਕਾ ਖਾਣਾ ਜਾਏ ਉਹ ਜੇ ਕੋਈ ਦੇਹ ਵਿੱਚ ਪਿੱਛੇ ਜੁੜੀ ਹੋਈ ਹੈ ਸਰੀਰ ਕਰਕੇ ਕੱਲ ਗਿਆਨ ਦੀ ਹੈ ਜਿਹੜੇ ਗਾਂਵ ਦੇ ਨੇ ਉਹ ਪਾਣੀ ਆਦੇ ਵੀ ਉਹਦੇ ਨਾਲ ਛਾਰ ਹੋ ਕੇ ਰਹਿੰਦੇ ਨੇ ਤੇਰੇ ਸੰਤਾਂ ਦੀ ਛਾਰ ਦਾ ਮਤਲਬ ਧੂੜ ਹੋ ਕੇ ਰਹਿੰਦੇ ਨੇ ਧੂੜ ਹੋਣਾ ਹੁੰਦਾ ਆਪਣੇ ਆਪ ਨੂੰ ਬਚਾ ਦੇਣਾ ਧੂੜ ਕਦਾ ਰਹੂਗੀ ਨਹੀਂ ਸਾਡੇ ਰੋਣਾ ਦਾ ਰਹੂਗਾ ਉੱਪਰ ਮਾਰੂਗਾ ਜਿਹੜੀ ਛਾਰ ਹੋ ਜਾਣ ਦਾ ਮਤਲਬ ਹੈ ਜਿਹੜਾ ਕੋਈ ਹੀ 100% ਫੀਸਦੀ ਸਮਰਪਿਤ ਹੋ ਜਾਣਾ ਉਹਨੂੰ ਛਾਰ ਨਾ ਕਹਿੰਦੇ ਨੇ ਤਾਂ ਆਪਣਾ ਜਿਹੜਾ ਗਿਆਨ ਹੈ ਆਪਣੀ ਮਰਜ਼ੀ ਹੈ ਆਪਣੀ ਨੌਲੇਜ ਹੈ ਸਤਗੁਰ ਦੇ ਅੱਗੇ ਸੈਂਟਰ ਕਰਦਾ ਨਹੀਂ ਦਾਤਾ ਇਹ ਸੰਤਾਂ ਦੇ ਅੱਗੇ ਉਹਨੂੰ ਕਹਿੰਦੇ ਧੂੜੀ ਬਣ ਕੇ ਰਹਿਣਾ ਨੀਵਾ ਹੋ ਕੇ ਰਹਿਣਾ ਧੂੜ ਨੀਵੀਂ ਹੈ ਜ਼ਮੀਨ ਨਾਲ ਲੱਗੀ ਹੁੰਦੀ ਹੈ ਨਾ ਧੂੜੀ ਹੋ ਕੇ ਕੁਝ ਲਫ਼ਜ਼ ਨੇ ਜਿਨ੍ਹਾਂ ਦੇ ਭਾਵ ਕੁਝ ਹੋਣ ਭਾਵ ਰਹਿਣਾ ਵੀ ਲੱਭ ਦੇ ਮਗਰ ਨਹੀਂ ਜਾਣਾ ਛਾਰ ਹੋਣ ਦਾ ਮਤਲਬ ਹੈ ਆਪਣੇ ਆਪ ਨੂੰ ਸਰਡਰ ਕਰਕੇ ਚੱਲਣਾ ਗਿਆਨ ਦੇ ਅੱਗੇ ਉਹਨਾਂ ਸਾਥਾਂ ਦੇ ਅੱਗੇ ਉਹਨਾਂ ਦੇ ਗਿਆਨ ਦੇ ਅੱਗੇ ਆਪਣੇ ਗਿਆਨ ਨੂੰ ਸਰੈਂਡਰ ਕਰ ਦੇਣਾ ਛਾਰ ਹੋ ਕੇ ਰਹਿੰਦੇ ਨੇ ਤੇਰੇ ਸੰਤਾਂ ਦੇ ਜਿਹੜੇ ਸਾਥ ਹੁੰਦੇ ਨੇ ਜਿਹੜੇ ਦਾਸ ਛੋੜੇ ਹੁੰਦੇ ਨੇ ਸੱਚੋ ਆਣੀ ਹੁੰਦੀ ਸੱਚਾ ਸਾਥ ਤੇਰੇ ਛੋੜੇ ਛੋੜੇ ਦੇ ਘਰ ਵਾਲੇ ਅਰਥ ਮਤ ਆਪਣੇ ਆਪ ਨੂੰ ਸਮਝਣ ਵਾਲੇ ਥੋੜੀ ਮਤ ਆਪਣੇ ਆਪ ਨੂੰ ਸਮਝਣ ਵਾਲੇ ਛਾਰ ਰੂਪ ਮੰਨਣ ਵਾਲੇ ਉਹ ਹੋ ਗਏ ਚੱਲਦੇ ਉਹ ਧੂੜੀ ਹੋ ਕੇ ਚੱਲਦੇ ਨੇ ਤੇਰੇ ਦਾਸਾਂ ਦੇ ਆਪਣੀ ਕਿਰਪਾ ਕਰੋ ਭਗਵੰਤਾ ਆਪਣੀ ਕਿਰਪਾ ਕਰੋ ਭਗਵੰਤਾ ਤਾਂ ਐਸੇ ਗੰਦ ਮਿਲ ਫਿਰ ਜੀਆ ਤਾਂ ਹੁਣ ਆਇਆ ਨਾ ਜਿਹੜਾ ਹੀਰਾ ਦਾ ਹੁਣ ਪੱਥਰ ਦਾ ਬਹੁਤ ਨੇ ਕਿ ਕੀਮਤ ਬਾਹਰ ਸੰਸਾਰੀ ਵੀ ਜਿਹੜੀ ਵੀ ਚੀਜ਼ ਦੀ ਕੀਮਤ ਹੈ ਉਹ ਵੀ ਕਿਤੇ ਕਾਮੀ ਕਾਮੀ ਮਿਲਦੀ ਹੈ ਕਿਸੇ ਇਹ ਬਾਬਾ ਸੋਨਾ ਜਾਂ ਹੀਰੇ ਜਾਂ ਜਵਾਹਰ ਲੈਣੇ ਆ ਜਿਹੜੀਆਂ ਦੁਕਾਨਾਂ ਜਿੰਨੀਆਂ ਦੁਕਾਨਾਂ ਨਹੀਂ ਹੁੰਦੀਆਂ ਕੀਮਤ ਵੀ ਉਹਨਾਂ ਦੀ ਚੀਜ਼ਾਂ ਦੀ ਬਹੁਤ ਜ਼ਿਆਦਾ ਹੁੰਦੀ ਆ ਇਸ ਕਰਕੇ ਐਸੀ ਕਿਰਪਾ ਕਰੋ ਪਰ ਐਸੇ ਸੰਤ ਵੀ ਮਿਲ ਜਾਣਗੇ ਤੇ ਲਾਉਣ ਦਾ ਸੰਤ ਦੇ ਤਾਂ ਹੀ ਜਦ ਜੋਗੀਆਂ ਨਾਲ ਗੱਲ ਹੋਈ ਤੇ ਉਹ ਵੀ ਕੀਤੀ ਹੈ ਜਾਂ ਜੋਗੀ ਸੰਤ ਸਭਾ ਦੀ ਜੈਕਾਰ ਕਰਕੇ ਉਹ ਆਪਣੇ ਆਪ ਨੂੰ ਸੰਤ ਮੰਨ ਲਿਆ ਉਹਨਾਂ ਨੇ ਸਭਾ ਜੈਕਾਰ ਕਰਕੇ ਆਤਮਾ ਦੇ ਬਹਿ ਗਿਆ ਸਾਜ ਗਏ ਆਤਮਾ ਕਰਕੇ ਨਾ ਸਾਜ ਜਾਣਾ ਆਪਣੇ ਆਪ ਨੂੰ ਚੌਂਕੇ ਮਾਰ ਕੇ ਗੁਰੂ ਸਾਹਿਬ ਨੇ ਉਹਨਾਂ ਨਾਲ ਆਗਾ ਵੈਦ ਕਰਿਆ ਉਹ ਕਹਿੰਦੇ ਮਸਤਕ ਕਾਟ ਕਰੀਤੇ ਸਾਗੇ ਤਨ ਮਨ ਆਗੇ ਨਾਨਕ ਸੰਤ ਮਿਲੇ ਸੱਚ ਪਾਈਏ ਉਹ ਸੰਤ ਦਾ ਜੇ ਮਿਲ ਜਵੇ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ ਸੱਚ ਕੀ ਹੈ ਪਤਾ ਲੱਗ ਜਾਂਦਾ ਜੇ ਕੋਈ ਸੰਤ ਹੋਵੇ ਆਹ ਜਿੰਨੇ ਮੇਰਾ ਖਿਆਲ ਹੋਰ ਕਿਸੇ ਸਟੇਟ ਜਾਂਦੇ ਸੰਤ ਨਹੀਂ ਜਿਹੜੇ ਪੰਜਾਬ ਦੇ ਨੇ ਪਰ ਸੱਚ ਦਾ ਹੀ ਅਜਰੌੜਾ ਸੱਚ ਕੀ ਹੈ ਸੱਚੀ ਉਹ ਸੱਚ ਦਾ ਸਭ ਨੂੰ ਖਤਮ ਹੈ ਜਿੱਦਾਂ ਸੱਚ ਦਾ ਪਤਾ ਲੱਗ ਗਿਆ ਖਤਮ ਦਾ ਵੀ ਪਤਾ ਲੱਗ ਜੂ ਕੀ ਹੁੰਦਾ ਇਹ ਕਿ ਜਿਹੜੇ ਕਹਿੰਦੇ ਨੇ ਸੱਚ ਸਾਡੇ ਕੋਲ ਹੈਗਾ ਉਹ ਸੱਚ ਦਾ ਖਤਮ ਹੈ ਉਹ ਸੰਤ ਕੋਲ ਸੱਚ ਹੁੰਦਾ ਗੁਰੂ ਸਾਹਿਬ ਨਾਨਕ ਪਾਂਜਾ ਪਹਿਲੇ ਕਹਿੰਦੇ ਨੇ ਮੈਂ ਆਪਣਾ ਮਸਤਕ ਹੈ ਜਿਹੜਾ ਮਸਤਕ ਦਾ ਮਤਲਬ ਆ ਸਰੀਰ ਸਿਰ ਨਹੀਂ ਹੁੰਦਾ ਮਸਤਕ ਦਾ ਮਸਤਕ ਕਾਟ ਰੀਸ ਤੇ ਸਾਗ ਹੈ ਆਪਣਾ ਮਨ ਆਪਣਾ ਗਿਆਨ ਕੱਟ ਕੇ ਮੈਂ ਬੁੱਧੀ ਉਹਨਾਂ ਦੇ ਕਹਿੰਦੀ ਮੈਂ ਕੱਟ ਕੇ ਉਹਦੇ ਤੋਂ ਕੱਟ ਕਰਨ ਨੂੰ ਗਿਆਨ ਹੈ ਜਿਹਨੂੰ ਐਸਾ ਐਸਾ ਸ਼ਬਦ ਜਵੇ ਜਿਹਦੇ ਕੋਲ ਸੱਚ ਹੋਵੇ ਉਹ ਕਹਿੰਦੇ ਉਹ ਸੱਚ ਨੂੰ ਐਸਾ ਸੰਪਰਕ ਤਾਂ ਗਿਆ ਹੀ ਹੈ ਜਦ ਪੁੱਛਦੇ ਨੇ ਜੋਗੀ ਵੀ ਇਹ ਕਾਹਦੇ ਵਾਸਤੇ ਤੇ ਖਰੀਦਾ ਪਿਆ ਕਹਿੰਦੇ ਗੁਰਮੁਖ ਖੋਜਤ ਭਇਓ ਉਦਾਸੀ ਉਹ ਗੁਰਮੁਖ ਇਹਨਾਂ ਨੰਬਰ ਨੰਬਰ ਆਇਆ ਗੁਰਮੁਖ ਦੇ ਸੰਤ ਹੁੰਦਾ ਜਿਹੜੇ ਸੰਤ ਹੋਵੇ ਤਾਂ ਹੀ ਉਹ ਸੰਪਾਇ ਤੇਰੇ ਸੰਤ ਜਿਹੜੇ ਤੇਰੇ ਬਾਰੇ ਨੌਲੇਜ ਰੱਖਦੇ ਹੋਣ ਤੇਰੇ ਬਾਰੇ ਜਾਣਕਾਰੀ ਰੱਖਦੇ ਹੋਣ ਤੈਨੂੰ ਤੇਰੇ ਤੱਕ ਅਪੜਾ ਦੇਣ

ਬਹੁਤ ਲੰਬਾ ਲੱਗਦਾ ਚਤਰਾਈ ਅਰ ਸਿਆਣਪ ਗਿਆਨ ਪਤਾ ਉਹ ਜਿਹੜੀ ਅਸੀਂ 183 ਲੱਖ ਜੂਨ ਤੋਂ ਬੁੱਧੀ ਸਾਡੀ ਡਿਵੈਲਪ ਹੁੰਦੀ ਆਈ ਹੈ ਜੋ ਸਮਝ ਅਸੀਂ ਲੈ ਕੇ ਆਏ ਉਹ ਸਾਡੀ ਆਪਣੀ ਸਿਆਣਪ ਹੈ ਚਤਰਾਈ ਹੁੰਦੀ ਹੈ ਜਿਹੜੀ ਅਸੀਂ ਬਾਹਰੋਂ ਲੈਂਦੇ ਗਿਆਨ ਲੈ ਦੋਏ ਜਿਹੜੇ ਦੋਏ ਕਹਿੰਦੇ ਵਾ ਸੰਤ ਦੇ ਮੂਹਰੇ ਰੱਖ ਦੋ ਦੋਏ ਜਿਹੜਾ ਵਾ ਚੜਾ ਆਪਣੀ ਸਿਆਣਪ ਦਾ ਵੀ ਆਪਣੀ ਚਤਰਾਈ ਦਾ ਵੀ ਪਰ ਮਿਲ ਜੂਗਾ ਐਸਾ ਸੰਤ ਉਹ ਸਿਆਣਪ ਬਹੁਤ ਚਤਰਾਈ ਹਾਂਜੀ ਸੰਤਨ ਟੇਕ ਆ ਸੰਤਨ ਟੇਕ ਦੱਸਣਗੇ ਨਾ ਸੰਤ ਉਹ ਬਿਆਨ ਦੇਣਗੇ ਮੈਂ ਉਹਦੇ ਤੇ ਟਿਕੂ ਜਿਹੜੇ ਸੰਤਨ ਕੀਮਨ ਟੇਕ ਸਿਖਾਈ ਜਿਹੜੀ ਉਹ ਟੇਕ ਦੱਸਣਾ ਜੇ ਕਿਵੇਂ ਬਣਾਉਣੀ ਹੈ ਜਿਹੜੀ ਟੇਕ ਟੇਕ ਆਸਰੇ ਨੂੰ ਕਹਿੰਦੇ ਨੇ ਕੋਈ ਆਸਰਾ ਕਿਵੇਂ ਲੈਣਾ ਕਿਵੇਂ ਲੈਣਾ ਜੋ ਵੀ ਉਹ ਦੱਸਣਗੇ ਮੈਂ ਉਹੀ ਉੱਥੇ ਟਿਕੂਗਾ ਹਾਂਜੀ ਸਾਰ ਕੀ ਪੁੱਤਰੀ ਕਰਮ ਦਾ ਪਾਈ ਛਾਰ ਛਾਰ ਦੁਆਰ ਵੀ ਕਹਿੰਦੇ ਛਾਰ ਕੀ ਪੁੱਤਰੀ ਦੀ ਪੁੱਤਰੀ ਮਰਦੀ ਦਾ ਪੁੱਤ ਕਹਿੰਦੇ ਛਾਰ ਕੀ ਪੁੱਤਰੀ ਪਰਮਗਤ ਪਾਈ ਜੇ ਕੋਈ ਵੈਸਾ ਸਭ ਮਿਲ ਜਵੇ ਆ ਜਿਹੜੀ ਛਾਰ ਕੀ ਪੁੱਤਰੀ ਵੀ ਪਰਮਗਤ ਪਾ ਦਿੰਦੀ ਹੈ ਦਾ ਮਤਲਬ ਹੈ ਭਈ ਆ ਜਿਹੜੀ ਪੰਜ ਭੋਗ ਜਿਹੜੀ ਮਿੱਟੀ ਦਾ ਪੁਤਲਾ ਸੀ ਇਹਦੇ ਵਿੱਚ ਰਹਿਣ ਵਾਲਾ ਇੱਕ ਨਿਮਾਣੀ ਜਿੰਦ ਪਰਮਗਤੀ ਨੂੰ ਪ੍ਰਾਪਤ ਹੋ ਸਕਦੀ ਹੈ ਜੇ ਐਸਾ ਸੰਤ ਮਿਲ ਜੇ ਉਹਨਾਂ ਦੀ ਸੰਤਾਂ ਸੰਤਾਂ ਕੋਲ ਤਾਂ ਚਲੇ ਜਾਂਦੇ ਆ ਜਿਹੜੇ ਇੱਥੇ ਕੁਝ ਪ੍ਰਾਪਤੀਆਂ ਦੱਸੀਆਂ ਨੇ ਸੰਤ ਨੂੰ ਮਿਲਣ ਤੋਂ ਬਾਅਦ ਦੀਆਂ ਉਹ ਪ੍ਰਾਪਤੀਆਂ ਵੀ ਆਂਕਦੇ ਨਹੀਂ ਹੈ ਉਹ ਚਾਹੇ ਵੀ ਆ ਪ੍ਰਾਪਤੀ ਸਾਨੂੰ ਹੋਈ ਜੋ ਗੁਰਬਾਣੀ ਕਹਿ ਰਹੀ ਹੈ ਕਿ ਸੰਤ ਮਿਲ ਜਵੇ ਤਾਂ ਆ ਪ੍ਰਾਪਤੀ ਹੋ ਜਾਂਦੀ ਹੈ ਉਹਨਾਂ ਦੇ ਕਹਿੰਦੇ ਵੀ ਸੰਤ ਲੈਣੀ ਠੰਡਾ ਪਾਣੀ ਦੀ ਨਾ ਬਰਫ ਮਿਲ ਜਵੇ ਉਹਦੇ ਪੱਥਰ ਦੀ ਦਾਦ ਦੇ ਪੱਥਰ ਦਾ ਚਲਾਈ ਚੱਕ ਕੇ ਪਾਣੀ ਉਹ ਦੱਸਿਆ ਹੋਇਆ ਪਾਣੀ ਠੰਡਾ ਰੱਖਦਾ ਪੱਥਰ ਵਰਗੇ ਹੁੰਦੀ ਹੈ ਬਰਫ਼ ਵੀ ਤਾਂ ਉਹਦਾ ਗੁਣਾ ਹੈ ਪੱਥਰ ਜਿਹਾ ਉਹ ਗੁਣ ਥੋੜਾ ਜਿਹਾ ਬਰਫ਼ ਜਿਹਾ ਗੁਣਾ ਪਾਣੀ ਠੰਡਾ ਹੋਇਆ ਨਹੀਂ ਅਸੀਂ ਦੇਖਦੇ ਹੀ ਉਹ ਜਿਵੇਂ ਬਰਫ਼ ਦੇ ਡਲੇ ਵਿੱਚ ਆ ਪੱਥਰ ਦੇ ਡਲੇ ਤੇ ਸਾਨੂੰ ਫਰਕ ਨਾ ਪਤਾ ਹੈ ਐਵੇਂ ਅਸਲੀ ਸੰਤ ਦੇ ਨਕਲੀ ਸੰਤ ਦਾ ਸਾਨੂੰ ਪਤਾ ਹੁੰਦਾ ਜੇ ਅਸਲੀ ਸੰਤ ਮਿਲੂਗਾ ਜਿਵੇਂ ਬਰਫ਼ ਠੰਡਕ ਪਹੁੰਚਾ ਦਿੰਦੀ ਹੈ ਐਵੇਂ ਠੰਡਕ ਪਹੁੰਚ ਜੂਗੀ ਹਿਰਦੇ 'ਚ ਜਿੱਤੋਂ ਅੱਜ ਗੱਲ ਹੈ ਜਿਹੜਾ ਸ਼ਲੋਕ ਪਿੱਛੇ ਚੱਲਿਆ ਸਾਥੀ ਸਾਥੀ ਸੀਤਲ ਮਨ ਰੂਪੀ ਜੇ ਇਹਦਾ ਸੰਤ ਮਿਲ ਜਵੇ ਹਿਰਦਾ ਖਾਰ ਦੂਗਾ ਜੇ ਇਹਦਾ ਸੰਤ ਮਿਲ ਜਵੇ ਹਿਰਦਾ ਖਾਰ ਦੂਗਾ ਐਸੇ ਦੀ ਗੱਲ ਮੈਂ ਪ੍ਰਚਾਰ ਤੇ ਚੱਲਣ ਨੂੰ ਦੇ ਹਾਂ ਹਾਂਜੀ ਸਾਰ ਕੇ ਉਸਰੀ ਪਰਮ ਦਾ ਸਪਾਈ ਤੇ ਜਾ ਕੋ ਸੰਤ ਸਹਾਈ ਜਿਹਨੂੰ ਸੰਤ ਐਸਾ ਸੰਤ ਜਿਹੜਾ ਮਿਲ ਜਵੇ ਜਿਹੜਾ ਸਹਾਇਤਾ ਕਰੇ ਸਹਾਇਤਾ ਹੀ ਕਰ ਸਕਦਾ ਚੋਰ ਨਹੀਂ ਕਿਸੇ ਜਾਉਣਾ ਆਪਣਾ ਹੱਥੀ ਆਪਣਾ ਕਾਰਜ ਹੱਥੀ ਸਵਾਰਨਾ ਬਣਨ ਸੰਤ ਦਾ ਸਹਾਇਤਾ ਕਰ ਸਕਦਾ ਸੰਤ ਦਾ ਸਹਾਇਤਾ ਕਰ ਸਕਦਾ ਦੱਸੂ ਭਾਈ ਗੁਰੂ ਸਾਹਿਬ ਦਾ ਦੱਸ ਰਹੇ ਨੇ ਕੰਮ ਦਾ ਅਸੀਂ ਕਰਨਾ ਐਨੀ ਹੋ ਸਹਾਇਤਾ ਕਰਨਾ ਕੀ ਆ ਇਹੀ ਨਹੀਂ ਸਾਨੂੰ ਪਤਾ ਕੋਈ ਐਨਾ ਹੀ ਅਸਰ ਕਰਨਾ ਕੀ ਆ ਕਿੱਧਰ ਨੂੰ ਜਾਣਾ ਕੀ ਨਹੀਂ ਕਰਨਾ ਐਨਾ ਹੀ ਹੱਥ ਤੇਰੀ ਸਹਾਇਤਾ ਆਹੀ ਗੁਰਬਾਣੀ ਦੱਸ ਰਹੀ ਹੈ ਕਿ ਕੀ ਅਸੀਂ ਕਰ ਰਹੇ ਆ ਉਹ ਨਹੀਂ ਕਰਨਾ ਕੀ ਇਹਦੇ ਕੀ ਕਰਦੇ ਹੋ ਬੰਦਾ ਅੱਛਾ ਹੈਗਾ ਹੀ ਹੈ ਉਹ ਘੱਟ ਪੈਦਾ ਕੀ ਢਕੇ ਬਹਿਣਗੇ ਕੀ ਕੀ ਪ੍ਰੋਬਲਮ ਆਉਣਗੀਆਂ ਕਿੱਥੇ ਸੱਤੋ ਕਿਹੜੇ ਕਿਹੜੇ ਖਤਰੇ ਨੇ ਕਿਹੜੇ ਕਿਹੜੇ ਖਤਰੇ ਨੇ ਕਿਹੜੇ ਕਿਹੜੇ ਮੋੜ ਤੇ ਖਤਰੇ ਆਉਣੇ ਨੇ ਜਿੱਥੋਂ ਭਟਕ ਸਮਾਨ ਨੇ ਉਹ ਆਈ ਤਾਂ ਕੁਝ ਗਿਆ ਨਾ ਹੋਰ ਕੀ ਆਈ ਸਹਾਇਤਾ ਹੋਰ ਸਹਾਇਤਾ ਕੀ ਹੁੰਦੀ ਹੈ ਉਹ ਸਹਾਇਤਾ ਕੁਰਬਾਨੀ ਕਰ ਰਹੀ ਹੈ ਉਹ ਕਹਿੰਦੇ ਸੰਤੋ ਸਹਾਈ ਇਹ ਪਰਮਗਤੀ ਪ੍ਰਾਪਤ ਜੇ ਆਈ ਹੈ ਛਾਰ ਦੀ ਪੁੱਤਰੀ ਨੇ ਆ ਮਿੱਟੀ ਦੇ ਪੁਤਲੀ ਨੇ ਇਹ ਪਰਮਗਤੀ ਤੱਕ ਪਹੁੰਚੀ ਹੈ ਤਾਂ ਐਸੇ ਸੰਤਾਂ ਨੇ ਤਾਂ ਐਸਾ ਕੀਤੀ ਹੈ ਉਹ ਸਹਾਇਤਾ ਹੀ ਕੀਤੀ ਸੀ ਜਦੋਂ ਆ ਸੰਪਾਦਨਾ ਕੀਤੀ ਹੈ ਗ੍ਰੰਥਾਂ ਦੀ ਸੰਪਾਦਨਾ ਕਰਕੇ ਸੰਸਾਰ ਨੂੰ ਦੇ ਸਹਾਇਤਾ ਕਰਦੇ ਉਹ ਨਹੀਂ ਕਹਿੰਦੇ ਜੋ ਇੱਕ ਮਨ ਇੱਕ ਚਿੱਤ ਆਰਾਧ ਦੇ ਕੀ ਬਰਕਤ ਖਾਏ ਸੰਤ ਤੋਂ ਉਹ ਕਿੰਨੇ ਸਾਲ ਹੋ ਗਏ ਕਬੀਰ ਸਾਹਿਬ ਨੂੰ ਹੋ ਗਏ 600 ਸਾਲ ਦੇ ਲਗਭਗ 600 ਸਾਲ ਜਦੋਂ ਕੋਈ ਨਾ ਕੋਈ ਲਾਹਾ ਲੈ ਹੀ ਰਿਹਾ ਵਾਣੀ ਤੋਂ ਜਿੰਨਾ ਵੀ ਕੋਈ ਲੈ ਸਕਦਾ ਦੇਖੋ ਇਹ ਤਾਂ ਹੁਣ ਆਪਣੇ ਆਪਣੇ ਪੇਟ ਦੀ ਗੱਲ ਹੈ ਨਾ ਉਹਦੇ ਰੋਵਰ ਕੋਲ ਹਾਥੀ ਪਾਣੀ ਪੀਣ ਜਾਊਗਾ ਉਹ ਤਾਂ 40 50 ਲੀਟਰ ਹੋਊਗਾ ਜੇ ਚਿੜੀ ਜਾਊਗੀ ਚਿੜੀ ਨੇ ਤਾਂ ਭਰਨੀ ਭਰਨੀਆਂ ਚਿੜੀ ਦਾ ਪੇਟ ਕਿੰਨਾ ਹੈ ਉਹ ਗੱਲ ਅੱਡ ਹੈ ਸਮੁੰਦਰ ਦਾ ਆਪਣੀ ਦਾਦ ਪਿਆ ਗਿਆ ਹੁੰਦਾ ਹੈ ਸਵਾਲ ਇਹ ਹੈ ਸਾਡੀ ਬੁੱਢੀ ਚ ਕਿੰਨੀ ਭੁੱਖਾ ਲੈ ਗਈ ਕਿੰਨਾ ਲੈ ਕੇ ਅਸੀਂ ਰੱਜ ਜਾਂਦੇ ਆ ਕਿੰਨੀ ਸਾਡੀ ਸਮਝਣ ਦੀ ਕਪੈਸਿਟੀ ਹੈ ਉਹ ਉਹਨਾਂ ਅਸੀਂ ਲੈ ਲੈਂਦੇ ਹਾਂ ਇਹਦੇ ਵਿੱਚ ਕਿ ਅਸੀਂ ਇਹਨੂੰ ਸੀਰੀਅਸਲੀ ਲੈ ਕੇ ਸੀਰੀਅਸਲੀ ਲੈ ਕੇ ਕੁਰਬਾਨੀ ਚੋਂ ਲੈਣਾ ਚਾਹੁੰਦੇ ਆ ਜਿੰਨਾ ਸੀਰੀਅਸ ਹੋ ਜਾਗੇ ਜਿੰਨੇ ਇਕਾਗਰ ਹੋ ਜਾਗੇ ਉਹਨਾਂ ਵੱਧ ਪ੍ਰਾਪਤੀ ਕਰ ਲਾਂਗੇ ਉਹ ਆਪਣੀ ਆਪਣੀ ਦਿਮਾਗ ਦੇ ਲੋਕ ਡਿਮਾਂਡ ਦੇ ਗੱਲ ਕਰ ਹਾਂਜੀ ਤਾਂ ਹੋਰ ਜਦੋਂ ਘਰੋਂ ਸਾਖੀ ਦੇ ਸਿਤਾਰ ਉਹ ਕਹਿੰਦੇ ਕਿੱਥੇ ਦਾ ਸਾਚੀ ਦੇ ਕਹਿੰਦਾ ਨਾ ਛਾਰ ਦੀ ਪੁੱਤਰੀ ਨੂੰ ਇੱਕ ਤਾਂ ਇੱਕ ਉਹ ਵੀ ਉਹ ਜਿਹੜਾ ਛਾੜ ਕੀ ਪੁਤਲੀ ਵਿੱਚ ਆ ਗਏ ਪਰਮ ਗਤੀ ਤੱਕ ਪਹੁੰਚ ਗਏ ਹੁਣ ਗੱਲ ਚੱਲੀਏ ਸਾਖਤ ਦੀ ਦੂਜੀ ਦੂਜੀ ਗੱਲ ਇਹ ਛਾੜ ਕੀ ਪੁਤਲੀ ਆਕਾਸ਼ੀ ਗਾਗਰ ਤਾਂ ਉਹਨੇ ਵੀ ਲਈ ਹੈ ਉਹ ਕਹਿੰਦੇ ਦੁਬਾਰਾ ਬੋਲੋ ਮੋਰ ਜਿਲੋ ਇਹ ਕਹੋ ਬਾਤ ਇਹ ਕਿਤੇ ਪਰਮ ਗਤੀ ਵਾਲਿਆ ਕਿਤੇ ਬਤਾਰਾ ਦੇ ਗਲਤ ਹੋ ਗਏ ਜੋਰ ਜ਼ੁਲਮ ਨਾਲ ਆਪਰਿਆ ਕਰਦਾ ਉਹ ਸਰੀਰ ਤਾਂ ਮਨਮੁਖ ਦਾ ਵੀ ਹੋਈ ਹੈ ਗੁਰਮੁਖ ਦਾ ਵੀ ਹੋਈ ਹੈ ਕਿਤੇ ਆ ਲੈ ਕੇ ਛਾਰ ਹੋਣਾ ਵੀ ਸੰਤਾਂ ਦੀ ਕਿਤੇ ਇੰਨਾ ਜ਼ੋਰ ਹੈ ਜ਼ੁਲਮ ਜ਼ੋਰ ਨੂੰ ਜ਼ੁਲਮ ਕਹਿੰਦੇ ਨੇ ਅਸਲ ਇਕੱਠਾ ਲੱਭ ਜਾਂਦਾ ਤਾਂ ਵੀਰ ਸਾਹਿਬ ਵੀ ਕਹਿੰਦੇ ਨੇ ਚੋਰੀ ਕੀ ਇਹ ਜ਼ੁਲਮ ਹੈ ਚੋਰੀ ਕਰਨਾ ਹੀ ਜ਼ੁਲਮ ਹੈ ਚੋਰ ਕਰਨਾ ਦੂਜੇ ਤੇ ਹਕੂਮਤ ਕਰਨੀ ਦੂਜੇ ਤੇ ਪੈਸੇ ਦਾ ਜ਼ੋਰ ਪੈਸੇ ਦਾ ਵੀ ਜ਼ੋਰ ਹੁੰਦਾ ਗਿਆਨ ਦਾ ਵੀ ਜ਼ੋਰ ਹੈ ਦੂਜੇ ਨੂੰ ਫਸ ਲੈਣਾ ਸਰੀਰਕ ਬਲ ਨਾਲ ਵੀ ਅਸੀਂ ਦੂਜੇ ਦੇ ਜ਼ੋਰ ਕਰ ਸਕਦੇ ਹਾਂ ਧੱਕਾ ਕਰ ਸਕਦੇ ਹਾਂ ਸਿਆਸੀ ਪਾਵਰ ਆ ਸਾਡੀ ਕਿਉਰ ਹੁੰਦੀ ਆ ਉਹ ਥਾਣੇਦਾਰ ਜਾਂ ਡੀਸੀ ਲੱਗਿਆ ਹੁੰਦਾ ਸਾਡੇ ਵਰਗਾ ਹੀ ਆ ਲੱਤਾਂ ਦੋ ਨੇ ਦੋ ਕੰਨ ਨੇ ਦੋ ਉਹ ਜਿਹੇ ਮੂੰਹ ਆ ਸਾਡੇ ਵਾਲੀ ਸਰੀਰ ਆ ਪਰ ਕੀ ਆ ਪਾਵਰ ਆ ਅਧਿਕਾਰ ਵੇਲੇ ਮਿਲੇ ਨਾ ਪਾਵਰ ਮਿਲੀ ਵੀ ਹੈ ਨਾ ਕੁਛ ਇਸਾ ਪਾਵਰ ਹੈਗਾ ਅਧਿਕਾਰ ਨੇ ਮਿਲੇ ਦੇ ਉਹਦੇ ਕਰਕੇ ਉਹ ਮਿਸਯੂਜ਼ ਵੀ ਕਰ ਸਕਦਾ ਪਾਵਰ ਦਾ ਉਹ ਜ਼ੋਰ ਹੈ ਜੋ ਕਰੇ ਇਹ ਕਈ ਜ਼ੋਰ ਨੇ ਤੇਰੀ ਜ਼ੁਰਮ ਹੈ ਸਰ ਪੈਸੇ ਦੇ ਦੂਰ ਨਾਲ ਕਿਸੇ ਤੇ ਜ਼ੁਲਮ ਢਾਉਣਾ ਦੇ ਤੌਰ ਤੇ ਕਿਸੇ ਤੇ ਜ਼ੁਲਮ ਕਰਨਾ ਜਾਂ ਸਿਆਸੀ ਸਿਆਸੀ ਤੌਰ ਤੇ ਜ਼ੁਲਮ ਕਰਨਾ ਹਰ ਗਿਆਨ ਦਾ ਵੀ ਯੋਗ ਹੁੰਦਾ ਜਦ ਅਸੀਂ ਕਿਸੇ ਨੂੰ ਠੱਗਦੇ ਆਂ ਗਿਆ ਗੱਡੀਆਂ ਠੱਗੀਆਂ ਬਚੀਆਂ ਕੰਪਨੀਆਂ ਆਉਂਦੀਆਂ ਨੇ ਉਹ ਸਭ ਜਵਾਬ ਦਿਖਾਵੇ ਵਿਚਾਰੇ ਆਮ ਲੋਕਾਂ ਨੂੰ ਲੁੱਟਦੇ ਰਹੇ ਉਹ ਕਿਹੜੇ ਜੋਰ ਇਹ ਜ਼ੁਲਮ ਦੇ ਸਾਰੇ ਕਹਿੰਦੇ ਚੋਰੀ ਕੀ ਹੈ ਜ਼ੁਲਮ ਹੈ ਕਿਹੜਾ ਕਹਿੰਦੇ ਆਫਰਿਆ ਫਿਰਦਾ ਆਫਰ ਨਾ ਹੁੰਦਾ ਜਿਵੇਂ ਜ਼ਿਆਦਾ ਪੇਟ ਸਾਡਾ ਬਾਹਰ ਨੂੰ ਆ ਜਾਵੇ ਜ਼ਿਆਦਾ ਪੀ ਲਈਏ ਹੰਕਾਰ ਇੰਨਾ ਹੋ ਜਾਂਦਾ ਸਫਰ ਜਾਂਦੇ ਕਰਨਾ ਕੀ ਸੀ ਸਰੀਰ ਲੈ ਕੇ ਹੋਣਾ ਵਿਚਾਰ ਤਾਂ ਨੂੰ ਫਾਇਦਾ ਲੈ ਕੇ ਪਰਮ ਗਤੀ ਤੱਕ ਪਹੁੰਚਣਾ ਸੀ ਹਾਂਜੀ ਉਹ ਜਿਵੇਂ ਜਿਵੇਂ ਕਹੋ ਫੁੱਲੇ ਘਰੋਂ ਫੁੱਲ ਜਾਂਦਾ ਆਪਰ ਜਾਣਾ ਫੁੱਲ ਜਾਣਾ ਜਿਵੇਂ ਐਡਾ ਕੁ ਭਗਾਨਾ ਹੁੰਦਾ ਜਦੋਂ ਖਲਾਸ ਨੂੰ ਟੱਕਰ ਹੋ ਜਾਂਦਾ ਹਵਾ ਕੱਢ ਦੋ ਹਵਾ ਕੱਢ ਦੋ ਫਿਰ ਫਿਰ ਵਜੂਦ ਕਿੰਨਾ ਕਾ ਅਸਲ ਵਿੱਚ ਨਹੀਂ ਹੁੰਦਾ ਹਵਾ ਦਾ ਵਜੂਦ ਹੁੰਦਾ ਹੋ ਹਵਾ ਦਾ ਵਜੂਦ ਹੁੰਦਾ ਹੋ ਇਸ ਕਰਕੇ ਕਈ ਵਾਰੀ ਦੇਖਦੇ ਆ ਕਿ ਭੁਖਾਨਾ ਜਦੋਂ ਗਾਣਾ ਉਹ ਭਰਦੀ ਪਾੜ ਵੀ ਜਾਂਦਾ ਕਈ ਵਾਰੀ ਹੰਕਾਰ ਇਹਨਾਂ ਹੋ ਜਾਂਦਾ ਜੁਰਮ ਇਹਨਾਂ ਕਰ ਨੇ ਪਾੜ ਵੀ ਜਾਂਦੇ ਨਹੀਂ ਜੁਰਮ ਦੀ ਹੱਕ ਹੋ ਗਈ ਜਾਂ ਤਸਲੀ ਕਦੀ ਦੇ ਆਤਾ ਜੁਰਮ ਦੀ ਹੱਕ ਹੋ ਗਈ 7 ਸਾਲ ਦੇ 9 ਸਾਲ ਦੇ ਜਿਹੜਾ ਕਿੱਦਾਂ ਜੁਰਤ ਪੈਲੂਗੀ ਕਿਸੇ ਦੀ ਜੁਰਤ ਪੈ ਗਈ ਫੁਰਸਤ ਦੀ ਹੰਕਾਰ ਮਤ ਮਾਰ ਦਿੰਦਾ ਉਹ ਪਾੜ ਜਾਂਦਾ ਫਿਰ ਉਹ ਜਾਂ ਫੁੱਟ ਜਾਂਦਾ ਲੋੜ ਤੋਂ ਵੱਧ ਜਦ ਲੋਕ ਵੀ ਕਹਿਣ ਲੱਗ ਜਾਂਦੇ ਜੱਤ ਹੋ ਗਈ ਹੈ ਹੈ ਹੈ ਸਭ ਜੱਗ ਭਰੋ ਜਾਂ ਨੌਵੇਂ ਪਾਤਸ਼ਾਹ ਦੀ ਜੱਤ ਹੈ ਹੈ ਸੰਸਾਰ ਚ ਹੋਣ ਲੱਗ ਜਵੇ ਉਦੋਂ ਸਮਝ ਲਓ ਸਭ ਇਹਨਾਂ ਵਾਲਾ ਹੀ ਹੁੰਦਾ ਕਿੱਥੇ ਗਈ ਐਡੀ ਮੁੜ ਮੁੜ ਕੋ ਸੰਸਾਰ ਤੁਸੀਂ ਵੀ ਕਿੱਥੇ ਕਿੱਥੇ ਗਈ ਇਹਦੀਆਂ ਨੂੰ ਰਾਜ ਚੱਲਦੇ ਆ ਰਹੇ ਸੀਗੇ ਸੈਂਕੜੇ ਸਾਲਾਂ ਤੋਂ ਜਿਹੜਾ ਨੇ ਸੋਚਿਆ ਸੀ ਪਰ ਆ ਕਰਾ ਦਿੰਦਾ ਜਦੋਂ ਜ਼ੁਲਮ ਹੈ ਜਿਹੜਾ ਜ਼ੁਲਮ ਪੂਰਾ ਜਿਹੜਾ ਜ਼ੁਲਮ ਜ਼ੁਲਮ ਹੈ ਜ਼ੁਲਮ ਹੈ ਪਾਪ ਹੈ ਜੋ ਰਾਜ ਜਿਹੜਾ ਉਹੀ ਜ਼ੁਲਮ ਹੈ ਉਹੀ ਪਾਪ ਹੈ ਭੁੱਲ ਜਾਂਦਾ ਕਾਚੀ ਦੇ ਉਹ ਕਹਿੰਦੀ ਕਾਚੀ ਦੇ ਆ ਜਿਹੜੀ ਇਹ ਤਾਂ ਵਿਕਾਰ ਹੋਏ ਜਾਣੀ ਹੈ ਮਿੱਟੀ ਜੇ ਰੁਲਣੀ ਹੈ ਇਸ ਕਰਕੇ ਇਹ ਹੰਕਾਰ ਜਨਾ ਫਲਾਓ ਜ਼ੋਰ ਨਾ ਕਰੋ ਜ਼ੁਲਮ ਨਾ ਕਰੋ ਇਹਨੂੰ ਕੋਈ ਅੱਗੇ ਫਰਮ ਗਤੀ ਹੁੰਦੀ ਹੈ ਉਹ ਗਤੀ ਜਿੱਥੇ ਜਾ ਕੇ ਬਹੁਤ ਸਾਰੀ ਰੁਕ ਜਾਣਾ ਹੈ ਫਰਮ ਗਤੀ ਹੁੰਦੀ ਹੈ ਜਿੱਥੇ ਆਪਣੇ ਨਿਸ਼ਾਨੇ ਤੇ ਪਹੁੰਚ ਜਾ ਉਹ ਗਤੀ ਪਰਮ ਗਤੀ ਇੱਕ ਗਤੀ ਹੈ ਇੱਕ ਪਰਮ ਗਤੀ ਉਹ ਆਇਆ ਉਹ ਪਿੱਛੇ ਮੁੜਦਾ ਹੀ ਨਹੀਂ ਮਾਇਆ ਵੱਲ ਪਰਮਗਤੀ ਉਹ ਹੈ ਜਦ ਮਾਇਆ ਛੱਡ ਕੇ ਸੱਚ ਵੱਲ ਨੂੰ ਜਾਂਦਾ ਹੈ ਫਿਰ ਪਿੱਛੇ ਧਰਦਾ ਹੀ ਨਹੀਂ ਜਦ ਉਹ ਹੈ ਉਹ ਰੁਕਦੀ ਫਿਰ ਉਹਨੂੰ ਨਾ ਕੋਈ ਜਨਮ ਰੋਕ ਸਕੇ ਨਾ ਕੋਈ ਸੰਸਾਰੀ ਤਾਕਤ ਰੋਕ ਸਕੇ ਨਾ ਕੋਈ ਮਾਇਆ ਰੋਕ ਸਕੇ ਉਹਨੂੰ ਪਰਮਗਤੀ ਕਹਿੰਦੇ ਇਹ ਨਿਸ਼ਾਨੇ ਤੇ ਜਾਊਗਾ ਜਾਊਗਾ ਜਦੋਂ ਕਹਿੰਦੇ ਨਾ ਹੱਥ ਸੁਧਾਉਣਾ ਲੀਨ ਜਿਹੜਾ ਹੱਥ ਜਿ ਸੁਧੌਰਾ ਲੈਣੇ ਸੁਧੌਰਾ ਹੁੰਦਾ ਸੁਧੂਰਿਆ ਬਣਾ ਰਹੀ ਜਦੋਂ ਸੱਦੀ ਹੁੰਦੀ ਹੈ ਨਾ ਕੋਈ ਸੱਦੀ ਹੈ ਜਿਹਨੇ ਬਣ ਜਾਣਾ ਆਪਣੇ ਪਤੀ ਦੇ ਨਾਲ ਜਿੱਦਾ ਸੀ ਉਹ ਹੈ ਇਹਨੇ ਸੱਚ ਦੇ ਉੱਤੇ ਕੁਰਬਾਨ ਹੋ ਜਾਣਾ ਉਹ ਸੱਚੀ ਸੱਚੀ ਤਾਂ ਹੀ ਸਤੀ ਦੇ ਅਰਥ ਤੇ ਬਾਦਸ਼ਾਹ ਨੇ ਬੋਲੇ ਕਹਿੰਦੇ ਸਤੀਆਂ ਇਹ ਨਾ ਆਖੀਆਂ ਨਾ ਜੋ ਮੜਿਆ ਲੱਗ ਜਲਨ ਸਤੀਆਂ ਇਹ ਨਾ ਆਖੀਆਂ ਨਾ ਜੋ ਮੜਿਆ ਲੱਗ ਜਲਨ ਮੜਿਆ ਜਦੋਂ ਆਪਣੇ ਪਤੀ ਦੇ ਨਾਲ ਸਾਜਣ ਨੂੰ ਸਤੀ ਨਹੀਂ ਮੰਨਦੇ ਕਹਿੰਦੇ ਪੀਸੋ ਸਤੀਆਂ ਪੀਸੋ ਸਤੀਆਂ ਆਖੀਆਂ ਨੇ ਜੇ ਫਿਰ ਜੋ ਨਾ ਮਰਨ ਸਤੀ ਦਾ ਤਾਂ ਇਹ ਸੁਨੇਹਾ ਆਵੇ ਪ੍ਰਾਣ ਜਦੀ ਛੱਡ ਦੀ ਸਕਦੀ ਹੈ ਜਾਂ ਫਿਰ ਅੱਗੇ ਹੋਰ ਹੈ ਕਹਿੰਦੇ ਜਾਂ ਸੀਲ ਸੰਦੋਗਰ ਹਨ ਜਾਂ ਜੇ ਘਰ ਪੂਰਾ ਹੋ ਗਿਆ ਫਿਰ ਸੀਤਲਤਾ ਸੀਲ ਰੱਖੇ ਸੰਤੋਖੀ ਜੀਵਨ ਵਿਚਾਰੇ ਫਿਰ ਸੀਲ ਸੰਤੋਖ ਹਨ ਸੰਤੋਖ ਦੇ ਵਿੱਚ ਬਗੈਰ ਪਪੀ ਤੋਂ ਆਪਣਾ ਜੀਵਨ ਸੰਤੋਖੀ ਕੱਢ ਕੇ ਰੱਖ ਦਿੰਦੇ ਜਾਂ ਉਹ ਸਦੀ ਆ ਤਿੰਨ ਸਦੀਆਂ ਗੜਦੀਆਂ ਸਰਟੀਫਾਈ ਕੀਤੀਆਂ ਆ ਜਿਹੜੀ ਇੱਕ ਸਦੀ ਸੰਸਾਰ ਮੰਨ ਉਹ ਕੱਟਤੀ ਗੁਰੂ ਸਾਹਿਬ ਨੇ ਕਹਿੰਦੇ ਸਦੀਆਂ ਇਹ ਰੱਖੀਆਂ ਅਸੀਂ ਨਹੀਂ ਮੰਨਦੇ ਗੁਰੂ ਘਰ ਨਹੀਂ ਮੰਨਦਾ ਲੋ ਸਦੀਆਂ ਨੂੰ ਮੜਿਆ ਲਾ ਕੇ ਚੱਲਣ ਚਾਹ ਤਾਂ ਜਿਵੇਂ ਮੈਂ ਕਿਹਾ ਵੀ ਆ ਮੈਂ ਦਸਮ ਕਰਨ ਦਾ ਕੱਲ ਪੜ ਰਿਹਾ ਸੀ ਇਹਦੇ ਵਿੱਚ ਸਤੀ ਪੁੰਨੂ ਦਾ ਆ ਗਿਆ ਜ਼ਿਕਰ ਹੀ ਲੰਘੇ ਦਾ ਆ ਗਿਆ ਪਰਮਾਸ਼ਾ ਵੀ ਸਤੀ ਪੁੰਨੂ ਦਾ ਨਾਮ ਕਿਸੇ ਕਿਸਾ ਸਾ ਕੇ ਉਹ ਚਾਕੇ ਦੱਸਿਆ ਸਤੀ ਪੁੰਨੂ ਪੁੰਨੂ ਰਾਜਾ ਸੀ ਚਾਰ ਸਤੀ ਤੀਜੀ ਜੀ ਚੌਥੀ ਰਾਣੀ ਸੀ ਸੱਸੀ ਦਾ ਜਦੋਂ ਵਿਆਹ ਹੋ ਗਿਆ ਉਹਨੂੰ ਨਾਲ ਤਾਂ ਜਿਹੜੀ ਦੂਜੀ ਰਾਣੀ ਨੂੰ ਸੰਪਰਕ ਇਸਤਰੀ ਜਾਮੇ ਵਿੱਚ ਈਰਖਾ ਭਰੀ ਹੁੰਦੀ ਹੈ ਮਨੁੱਖਾ ਜਿਹੜੀ ਆਦਤ ਵਾਲਾ ਜਾਮਾ ਇਹਦੇ ਵਿੱਚ ਹਉਮੈ ਭਰੀ ਹੁੰਦੀ ਇਹ ਇੱਕ ਕੇ ਆਮ ਮੰਨੀ ਵੀ ਗੱਲ ਹੈ ਜਿਹੜੀ ਇਸਤਰੀ ਇਹਦੇ ਵਿੱਚ ਈਰਖਾ ਭਰੀ ਹੁੰਦੀ ਹੈ ਉਹਦੀ ਦਾ ਈਰਖਾ ਆਦਮੀ ਦੀ ਹੈ ਹਉਮੈ ਜਨਾਨੀ ਚ ਵੀ ਹੁੰਦੀ ਹੈ ਗੱਲ ਹੈ ਭਾਰੂ ਭਾਰੂ ਹੈ ਪ੍ਰਧਾਨ ਜਿਹੜਾ ਔਗਣ ਉਹ ਇਸਤਰੀ ਦੀ ਈਰਖਾ ਹੈ ਉਹ ਜਿਹੜੀ ਪਹਿਲੀ ਲਾਈਨ ਦੀ ਸੌਪਣੀ ਖਾ ਲੱਗੀ ਜਾਂ ਉਹਨਾਂ ਨੇ ਕੋਈ ਐਸਾ ਚਲਿੱਤਰ ਖੇਡ ਕੇ ਉਹਨੂੰ ਮਰਵਾਤਾ ਆਪਣੇ ਘਰ ਵਾਲੇ ਨੂੰ ਮਰਵਾਤਾ ਤੇ ਆਪਣੇ ਮੁੰਡੇ ਨੂੰ ਮਹਾਰਾਜ ਦਵਾ ਨੂੰ ਦੂਜੀ ਰਾਣੀ ਸਾਹਿਬ ਤੇ ਜਦੋਂ ਜਦੋਂ ਸਨੇਹਾ ਘੋੜਾ ਤੇ ਉਹ ਉੱਥੇ ਚਲੇ ਗਏ ਘੋੜਾ ਤੇ ਬਸਤਰ ਲੈ ਕੇ ਤੇ ਉਹਨੂੰ ਉੱਥੇ ਜੰਗ ਚ ਜਿੱਦਾਂ ਜਿੱਥੇ ਮਾਰਿਆ ਸੀਗਾ ਉੱਥੇ ਦਾ ਬੰਦਾ ਜਦੋਂ ਘਰੇ ਸਨੇਹਾ ਆਇਆ ਸੰਧੀ ਨੇ ਕਿਹਾ ਦਰਸ਼ਨ ਕਰਾਓ ਜਾ ਕੇ ਕਿੱਥੇ ਆ ਕਹਿੰਦਿਆਂ ਨੂੰ ਕਿਹਾ ਉੱਥੇ ਜਾ ਕੇ ਨਾਲ ਹੀ ਸਰੀਰ ਆਪਣੇ ਆਪ ਉਹ ਤਾਂ ਚੱਕੀ ਆ ਵੀ ਜਾਂ ਤਾਂ ਉੱਥੇ ਗਿਆ ਫਿਰੇ ਛੁੱਟ ਮਰਨ ਜਾਂ ਤਾਂ ਫਿਰਾ ਜੇ ਵਿਛੋੜਾ ਹੋ ਗਿਆ ਉੱਥੇ ਹੀ ਕੁਰਾਨ ਸ਼ਬਦ ਨੇ ਤਾਂ ਦਿੱਤੀ ਆ ਕਹਿਣ ਦਾ ਮਤਲਬ ਮੇਰਾ ਤਾਂ ਚੱਕੇ ਨੇ ਗੁਰੂ ਸਾਹਿਬ ਨੇ ਦਿਖਾਇਆ ਲੱਲੂ ਬੰਦੀ ਵਾਲੀ ਗੱਲ ਨਹੀਂ ਜੀ ਇਹ ਚੱਕੇ ਨੇ ਜਿਹੜੀਆਂ ਇੱਕ ਬੜੇ ਸਰੀਰ ਤੋਂ ਉੱਪਰ ਉੱਠ ਕੇ ਜਿਹੜੇ ਜਿਹੜੀ ਗਈ ਠੀਕ ਹੈ ਉਹਨਾਂ ਦੀ ਗੱਲ ਕੀਤੀ ਜਿਹੜੇ ਹਕੀਕਤ ਤੱਕ ਪਹੁੰਚੇ ਨੇ ਹਕੀਕਤ ਵੱਲ ਨੂੰ ਚੱਲ ਰਹੇ ਸੀ ਜਿਹੜੇ ਆਤਮਿਕ ਲੈਵਲ ਦੇ ਸਾਂਝ ਸੀ ਜਿਨ੍ਹਾਂ ਦੀ ਉਹ ਇੱਥੇ ਆ ਕੇ ਦਰਜ ਕੀਤੇ ਨੇ ਦਸਮ ਗ੍ਰੰਥ ਅੰਦਰ ਉਹ ਇੱਥੇ ਗੱਲ ਕੀਤੀ ਹੈ ਉਹ ਜਿਆਦਾ ਫਿਰ ਠੀਕ ਸੰਦੋਬਰ ਹਨ ਐਸਾ ਵਿੱਚ ਸੁਧਾਰਾ ਲੱਗ ਫਿਰ ਪਿੱਛੇ ਨਹੀਂ ਮੁਰਦਾ ਪਰਮ ਕਰਦੀ ਹੈ ਉਹਦਾ ਹੁੰਦਾ ਬਣਾਉਂਦੇ ਨੇ ਪਹਿਲਾਂ ਉਹਨੂੰ ਭਾਈ ਦੇਖ ਲੈ ਸਦੀ ਦੀ ਜੋ ਪ੍ਰਥਾ ਹੈ ਭਾਈ ਦੇਖ ਲੈ ਜੇ ਤਾਂ ਕੋਈ ਆਪਣੇ ਕੰਤ ਤੋਂ ਬਿਨਾਂ ਤਾਂ ਜੀਵਨ ਕੱਟ ਸਕਦੀਆਂ ਸੰਤੋਖੀ ਠੀਕ ਹੈ ਨਹੀਂ ਤਾਂ ਫਿਰ ਉਹਨੂੰ ਜਦੋਂ ਆਪਣੇ ਆਪ ਨੂੰ ਕਬੂਲ ਕਰ ਲੈਂਦੀ ਸੀ ਸੁਧੌਰਾ ਸੁਧੂ ਲਾ ਕੇ ਅਨਾਰੀਅਲ ਨੂੰ ਜਦੋਂ ਉਹਨੇ ਹੱਥ ਦਿਖਾ ਲਿਆ ਹੱਥ ਦੇ ਸਭ ਸਖਤ ਕਰਨਾ ਹੁੰਦਾ ਮੰਨ ਲਿਆ ਕਬੂਲ ਕਰ ਲਿਆ ਵੀ ਮੈਂ ਸਰੀਰ ਨਾਲ ਛੱਡੂਗੀ ਜਾ ਕੇ ਘਰ ਵਾਲੇ ਦੇ ਮੜੀ ਗਏ ਉਹ ਸਤੀ ਜਿਆਦਾ ਹੈ ਜੀ ਵਸਤਾ ਹੋਵੇ ਜਦ ਇਹ ਜੀ ਵਸਤਾ ਕੁਰਪੀ ਨਾ ਜਾਵੇ ਕਹਿੰਦੇ ਸਤੀ ਕੀ ਸੱਚੇ ਭਾਂਡੇ ਜਦ ਸਦੀ ਹੋਣ ਦਾ ਫਾਇਦਾ ਲੈ ਲਿਆ ਫਿਰ ਸੁੱਧਾ ਭਾਂਡਿਆ ਜਮੀ ਲੈਂਦੀ ਉਹਨੇ ਉਹਨੇ ਕਿਹੜਾ ਕਿਸੇ ਭਾਂਡੇ ਦਾ ਬਣਾਉਣਾ ਕਹਿੰਦੇ ਸਦੀ ਕੀ ਸੰਚੇ ਭਾਂਡੇ ਉਹ ਜਦ ਫਿਰ ਤੁਰ ਪੈਂਦੀ ਉਹ ਪਰਮ ਗੰਦੀ ਹੈ ਫਿਰ ਪਿੱਛੇ ਨਹੀਂ ਮੁੜ ਸਕਦੀ ਇਹ ਜਦੋਂ ਸਿਰ ਦੇ ਦਿੰਦਾ ਕਰੂ ਨੂੰ ਜਦ ਤੇ ਦਾ ਮੰਨ ਦਾ ਦਸਮ ਬਾਦਸ਼ਾਹ ਨੂੰ ਮਾਤਾ ਵਾਲੇ ਸਾਹਿਬ ਗੌਰ ਨੂੰ ਪਹਿਲਾਂ ਨੰਦ ਦੁਖਦਾ ਫਿਰ ਆਪਣਾ ਮੈਂ ਗਿਆ ਸਾਰਾ ਕੁਝ ਮੇਰਾ ਮੁਝ ਮੈਂ ਕੁਝ ਨਹੀਂ ਜਦ ਦਸਮ ਬਾਦਸ਼ਾਹ ਪਿਤਾ ਫਿਰ ਸੰਸਾਰੀ ਪਿਤਾ ਦਾ ਪਿਤਾ ਰਿਹਾ ਨਹੀਂ ਬਾਹਰ ਦਾ ਮਾਤਾ ਨਹੀਂ ਇਸ ਕਰਕੇ ਖਾਲਸੇ ਦਾ ਤਾਂ ਪਹਿਲਾਂ ਕੋਈ ਦਸਮ ਪਤਾ ਹੀ ਹੈ ਪਰ ਕਿਹਾ ਵੀ ਦਸਮ ਨੂੰ ਪਤਾ ਨਾਨਕ ਨੂੰ ਪਤਾ ਕਹਿੰਦਾ ਨਹੀਂ ਕਿਤੇ ਨੂੰ ਦਸਮ ਦਸਮ ਪਹਿਲਾਂ ਕਹਿੰਦੇ ਨੇ ਆਪਾਂ ਉਹ ਤਾਂ ਪਿਤਾ ਕਿਹਾ ਕਹਾਇਆ ਹੀ ਉਹਨਾਂ ਨੇ ਕਿਉਂਕਿ ਉਹ ਜਿਹੜੀ ਦਿੱਤੀ ਹੈ ਧਾਰਮਿਕ ਤੌਰ ਤੇ ਜੋ ਅਸੀਂ ਸੌਦਨ ਖੇਡਿਆ ਉਹ ਦਸਮ ਵਾਸਤੇ ਨਹੀਂ ਖੇਡਿਆ ਇਸ ਕਰਕੇ ਜਦੋਂ ਕਬੂਲ ਹੋ ਗਿਆ ਫੇਰ ਸਮਝ ਲਓ ਵਿਵਰ ਪਰਮ ਹੈ ਪਿੱਛੇ ਨਹੀਂ ਮੁੜਨਾ ਜਦੋਂ ਤੇ ਪਹੁੰਚੂ ਹੋਏ ਪਹੁੰਚੂ ਹਾਂਜੀ ਆਪ ਬੁੱਧੀ ਜਨ ਸੰਸਰੇ ਨਾਨਕ ਨਾਮ ਚੁਕਾਰ ਕਹਿੰਦੇ ਬੁੱਧੀ ਜੇ ਅਹੰਕਾਰ ਕਰੋਗੇ ਬੁੱਧੀ ਚ ਦੀ ਬੰਧਨ ਪੈ ਜਾਣਗੇ ਹੰਕਾਰ ਐਸੇ ਐਸੇ ਕੰਮ ਕਰਾ ਦੂਗਾ ਸਾਰ ਦਾ ਕੀ ਪਤਾ ਜਦ ਹੰਕਾਰ ਕਰਕੇ ਕੀ ਕਰਾ ਦੇਵੇ ਸਾਡੇ ਨੂੰ ਕੁਝ ਵੀ ਕਰਾ ਸਕਦਾ ਇਸ ਕਰਕੇ ਬੰਧਨ ਕਹੇ ਨਾਮ ਜਿਹੜਾ ਇਹ ਤਾਂ ਛੁਟਾ ਸਕਦਾ ਨੂੰ ਨਾਮ ਛੁਡਾ ਛੁਟਾਰ ਦਾ ਮਤਲਬ ਹੈ ਖੜਾ ਛਡਾ ਦੇਣਾ ਇਹਨਾਂ ਬੰਦਰਾਂ ਤੋਂ ਖੈੜਾ ਨਾਮ ਗੁਰਬਾਣੀ ਦਾ ਗਿਆਨ ਨਾਮ ਦਾ ਹੁੰਦਾ ਗੁਰਬਾਣੀ ਵਿੱਚ ਜਿਹੜੀ ਸੋਝੀ ਹੈ ਉਹ ਛਟਕਾਰਾ ਬੰਦਰਾਂ ਤੋਂ ਕਰਾ ਸਕਦੀ ਹੈ ਹਾਂਜੀ ਹੋਲੀ ਸਦਾ ਚਾਹਨਾ ਹਾਂ ਤੇ ਛੜੂਆ ਸਭ ਤੋਂ ਜੋ ਮਨ ਨਹੀਂ ਭ੍ਰਮ ਦੂਆ ਪਰ ਜੇ ਇਹ ਮੰਨਦਾ ਰਹੇ ਜਿੱਜਾ ਜਾਣੇ ਜਾਣਨ ਦਾ ਮਤਲਬ ਇਹ ਸਮਝਦਾ ਰਹੇ ਇਹ ਮੰਨਦਾ ਰਹੇ ਮੈਂ ਕੁਝ ਹੂਆ ਅਭੀ ਕੁਝ ਹੈਗਾ ਹੁਣ ਮੈਂ ਜਿਹੜਾ ਲਫ਼ਜ਼ ਆਉਂਦਾ ਹੈ ਜਿਹੜੀ ਸਾਡੀ ਚੇਤਨਾ ਹਰੇਕ ਚ ਕੰਮ ਹੈ ਸੰਸਾਰ ਚ ਉਹਦਾ ਨਾਮ ਜੀਵਨ ਉਹ ਉਹਨੂੰ ਕਹਿੰਦੇ ਨੇ ਪੂਰਾ ਮੈਂ ਹੈ ਕੁਝ ਜੇ ਆ ਹੁਣ ਸਭ ਤੋਂ ਬਿਨਾ ਰੋਜ਼ ਨਹੀਂ ਕੁਝ ਕਹਿੰਦੇ ਮੈਂ ਜੇ ਉਹ ਕਹਿੰਦੇ ਬਿਜਲੀ ਤੋਂ ਬਿਨਾ ਕੁਝ ਨਹੀਂ ਹੈ ਜੇ ਪਰ ਬੱਚੇ ਕਾਬਲ ਕੱਟ ਲੱਗ ਜੇ ਫਿਰ ਰੋਜ਼ ਵੀ ਨਹੀਂ ਹੈ ਇਹ ਬਿਜਲੀ ਦਾ ਬਿਜਲੀ ਦਾ ਕੱਟ ਲੱਗ ਜੇ ਜੇ ਉਹਨੂੰ ਪੱਖਾ ਕਹੇ ਕਿ ਮੈਂ ਕੁਝ ਹੈਗਾ ਮੈਂ ਚੱਲ ਰਿਹਾ ਹਾਂ ਹਵਾ ਦੇ ਰਿਹਾ ਕੀ ਪੱਖਾ ਹਵਾ ਦੇ ਰਿਹਾ ਕੁਝ ਕਰ ਰਹੇ ਆ ਅਸੀਂ ਤਾਂ ਪਿੱਛੇ ਜੋ ਮੇਨ ਚੀਜ਼ ਹੈ ਕਿ ਤੁਹਾਨੂੰ ਪਿੱਛੇ ਹੈ ਪਰ ਇਹ ਕਹਿੰਦੇ ਜਿੰਨਾ ਚਿਰ ਮੰਨਦਾ ਨੇ ਜੋ ਜਾਣੋ ਹਉ ਕੁਝ ਹੁਆ ਹਾਂ ਜਾ ਜਾਣਨਾ ਕੁਝ ਹੁੰਦਾ ਵੀ ਮਗੇ ਕੁਝ ਹੈਗਾ ਮੇਰਾ ਵੀ ਵਜੂਦ ਕੁਝ ਹੈਗਾ ਹਾਂ ਦੇ ਉਹ ਨਾਲ ਨਹੀਂ ਕੰਮ ਸੂਆ ਆਪ ਸਮਝ ਲਓ ਜਿੰਨਾ ਅਗਿਆਨਤਾ ਵਿੱਚ ਨਲਨੀ ਨਾਲ ਸੂਆ ਸੂਆ ਤੋਤੇ ਨੂੰ ਕਹਿੰਦੇ ਨੇ ਉਹ ਫੜਨ ਵਾਲਾ ਤਾਂ ਫੜਦਾ ਹੀ ਨਹੀਂ ਉਹ ਤਾਂ ਫਿਰਕੀ ਜੀ ਹੁੰਦੀ ਆ ਥੱਲੇ ਪਾਣੀ ਦਾ ਸੂਰਾ ਰੱਖਦੇ ਨੇ ਤੋਤੇ ਨੂੰ ਫੜਨ ਵਾਸਤੇ ਉਹ ਫਿਰਕੀ ਹੁੰਦੀ ਘੁੰਮਣ ਵਾਲੀ ਉਹ ਤੋਤਾ ਆ ਕੇ ਪਾਣੀ ਦੇ ਉਹਦੇ ਵਿੱਚ ਫੜ ਲੈਂਦਾ ਉਹ ਜਦੋਂ ਉਹ ਫਿਰਕੀ ਜਾਂਦੀ ਘੁੰਮ ਤੋਤਾ ਲੜਕ ਜਾਂਦਾ ਪੁੱਠਾ ਉਹਨੂੰ ਘੁੱਟ ਕੇ ਫੜ ਲੈਂਦਾ ਨਰਦੀ ਨੂੰ ਉਹ ਸਮਝੀ ਥੱਲੇ ਤੇਰਾ ਥੱਲੇ ਪਾਣੀ ਥੱਲੇ ਤੋਤਾ ਦਾ ਪਰਛਾਵਾਂ ਨਹੀਂ ਲੈਣਾ ਉਹ ਕਹਿੰਦਾ ਮੈਂ ਤਾਂ ਡੁੱਬਿਆ ਪਾਣੀ ਹਾਲਾਂਕਿ ਆਪ ਡੁੱਬਿਆ ਨਹੀਂ ਹੁੰਦਾ ਆਪ ਤਾਂ ਲੜਕੀ ਨਾਲ ਲੜਕ ਰਿਹਾ ਹੁੰਦਾ ਉਹ ਤਾਂ ਭਰਮ ਹੋ ਗਿਆ ਨਾ ਜਿਵੇਂ ਸਾਨੂੰ ਬੰਧਨ ਦਾ ਹੌਂ ਦਾ ਭਰਮ ਉਹਨੇ ਮੈਂ ਹੋ ਗਿਆ ਵੀ ਮੈਂ ਮਰਿਆ ਪਿੱਛੇ ਉਹ ਮੈਂ ਤਾਂ ਤੂੰ ਲੱਗਦਾ ਤੂੰ ਤਾਂ ਬਾਹਰ ਹੈ ਤੇਰਾ ਵਜੂਦ ਤਾਂ ਅੱਡਾ ਹੈ ਹੁਣ ਉਹ ਇਹ ਭਰਮ ਚ ਪੈ ਜਾਂਦਾ ਵੀ ਨੰਨੀ ਨੇ ਮੈਨੂੰ ਫੜਿਆ ਹੋਇਆ ਫੜਿਆ ਤੋਂ ਫਿਰ ਆਪ ਦਾ ਮਾਨੀ ਲੱਗਰ ਜਿੰਨੋ ਇਹ ਅਗਿਆਨਤਾ ਚ ਅਸੀਂ ਫੜਿਆ ਹੋਇਆ ਸਰੀਰ ਨੂੰ ਸਰੀਰ ਨੂੰ ਮੈਂ ਜਿਹੜੀ ਮੰਨਦੇ ਆ ਜਿਹੜੇ ਬੰਧਨ ਪੈ ਗਏ ਫੜਿਆ ਸਾਨੂੰ ਕਿਸੇ ਨੇ ਨਹੀਂ ਮਾਇਆ ਕਿਵੇਂ ਫੜ ਲੂ ਆ ਕੋਈ ਚੀਜ਼ ਭਈਆ ਚੌਰ ਦਾ ਪਿਆ ਮੈਂ ਫੜੂਗਾ ਚੌਰ ਤੋਂ ਮੈਨੂੰ ਫੜੂਗਾ ਕੋਈ ਚੀਜ਼ ਪਈ ਹੈ ਮਾਇਆ ਜਿਹੜੀ ਚੀਜ਼ ਹੈ ਚੇਤਨ ਨੂੰ ਕਿਵੇਂ ਵਾਲੂ ਜੀ ਚੇਤਨ ਫੜ ਸਕਦਾ ਜਿੱਥੇ ਚੇਤਨਾ ਹੈ ਉਹ ਵੀ ਬੋਡੀ 'ਚ ਵੀ ਜਿੰਨਾ ਚਿਰ ਚੇਤਨਾ ਹੈ ਅਸੀਂ ਕੋਈ ਚੀਜ਼ ਫੜ ਕੇ ਅੱਗੇ ਪਿੱਛੇ ਕਰ ਸਕਦੇ ਹਾਂ ਅਸੀਂ ਫੜ ਸਕਦੇ ਹਾਂ ਜਦ ਸਾਨੂੰ ਕਿਵੇਂ ਵਾਲੂਗਾ ਇਹ ਇੱਕ ਵੱਡਾ ਭਲੇਖਾ ਇਹੋ ਤੇ ਬੰਦਨ ਲਈ ਜਨੇ ਆਧਾਰ ਕਿਵੇਂ ਭਰਮ ਕਰਕੇ ਜਿਵੇਂ ਕਹਿੰਦੇ ਕੋਤੇ ਨੂੰ ਭਰਮ ਹੈ ਕਿ ਮੈਨੂੰ ਲਾਲੀ ਨੇ ਬੰਨਿਆ ਇਹੀ ਭਰਮ ਮੈਂ ਕਹਿੰਦਾ ਜੀ ਸਰੀਰ ਨਹੀਂ ਛੱਡਦਾ ਛੱਡਦਾ ਆਪਣੇ ਸਰੀਰ ਨੂੰ ਛੱਡਦਾ ਆਪ ਨਹੀਂ ਸਿਰਫ ਮਾਇਆ ਨਹੀਂ ਛੱਡਦੀ ਛੱਡਦਾ ਆਪ ਨਹੀਂ ਫੜਿਆ ਆਪ ਹੋਇਆ ਛੱਡਣਾ ਅਸੀਂ ਆਪ ਹੈ ਨਾ ਢਿੱਲਾ ਅਸੀਂ ਪਕੜ ਹੈ ਜਿਹੜੀ ਪਕੜ ਪਕੜ ਹੈ ਜਿਹੜੀ ਮਾਇਆ ਤੇ ਪਕੜ ਹੈ ਢਿੱਲੀ ਕਰਨੀ ਉਨੀ ਐ ਐ ਨਹੀਂ ਛੱਡਣੀ ਜਿਵੇਂ ਜੋਗੀਆਂ ਨੇ ਛੱਡੀ ਹੈ ਉਹ ਵੀ ਗੜਬੜ ਹੋ ਜਾਂਦੀ ਹੈ ਇਹਦਾ ਵੀ ਕਹਿੰਦੇ ਜਿਹੜੀ ਮਾਇਆ ਦੇ ਕਸਮ ਬਾਦਸ਼ਾਹ ਨੇ ਕਿਤਾਬ ਦੇ ਗੱਲ ਦੱਸੀ ਹੈ ਕਹਿੰਦੇ ਤਿੰਨ ਦਿਨ ਸਰੇ ਨਾ ਇੱਕ ਕੰਮ ਪੂਰਨ ਹੋ ਤਨਾ ਕੰਮ ਇਹਦੇ ਬਿਨਾਂ ਮੈਂ ਘੜੀ ਨਹੀਂ ਜਾਂਦਾ ਮਾਇਆ ਤੋਂ ਕਨੈਕਟਰ ਜੇ 5 ਰੁਪਏ ਹੋਣ ਮੈਂ ਥੱਲੇ ਬੰਦ ਦੂਆ ਤਾਰ ਦਿੰਦਾ ਉਹ ਇਹਦਾ ਜਿਹੜੀ ਇਹਦਾ ਮਹੱਤਵ ਵੀ ਮਾਇਆ ਦਾ ਹੈ ਪਰ ਗੱਲ ਤਾਂ ਇਹ ਹੈ ਕਿ ਜਿਵੇਂ ਇਹਦੇ ਨਾਲ ਇਹਦੇ ਤੇ ਪਕੜ ਉਨੀ ਰੱਖਣੀ ਹੈ ਜਿਵੇਂ ਕਿ ਬੀਬੀਆਂ ਕੱਪੜੇ ਧੋਂਦੀਆਂ ਨੇ ਧੋ ਕੇ ਤਾਰ ਤੇ ਸੁੱਕਣੇ ਪਾਉਂਦੀਆਂ ਉਦਾਂ ਮੈਂ ਜਦ ਨਹੀਂ ਮਾਰਦੇ ਬੋਲੀ ਜੀ ਉਨੀ ਕਿ ਸਾਨੂੰ ਮਾਰਦਾ ਸਾਨੂੰ ਪਤਾ ਵੀ ਰਵਾਨਾ ਨਹੀਂ ਸਾਡੇ ਆਪਾਂ ਤਾਂ ਕੱਪੜਾ ਨੂੰ ਕੁਝ ਵੀ ਕੰਮ ਸਾਡਾ ਹੋ ਜੇ ਪੱਕੀ ਗੱਲ ਤਾਂ ਨਹੀਂ ਬੋਲਦੇ ਸੀ ਕੱਪੜੇ ਨੂੰ ਆਪਾਂ ਤਾਂ ਚਿੱਤ ਨਹੀਂ ਲਾਉਂਦੇ ਤੇ ਚੱਲ ਕੋਈ ਨਹੀਂ ਟੈਂਪਰੇਰੀ ਦਾ ਚਿੱਤ ਨਹੀਂ ਮਾਰ ਲਈ ਕੱਪੜਾ ਲਾਈ ਹੱਟ ਕੱਪੜਾ ਪਰੇ ਆ ਸਰੀਰ ਨਾਲ ਪਕੜ ਤਾਂ ਉਨੀ ਕਿ ਰੱਖਣੀ ਹੈ ਜਿਵੇਂ ਦੀ ਕੱਪੜੇ ਸੁਕਾਉਣ ਲੱਗ ਛੱਡ ਮਾਰ ਐਨੀ ਕਿ ਗੱਡ ਰੱਖਣੀ ਹੈ ਬਸ ਕੀ ਪੀਂਦੀ ਗੱਡ ਨਹੀਂ ਕਰਨੀ ਹੈ ਛੱਡ ਕੇ ਜਾਣਾ ਮੈਂ ਨਹੀਂ ਕੁਝ ਮੈਂ ਤਾਂ ਗੁਰੂ ਘਰ ਵੀ ਫਿਰੇ ਨਹੀਂ ਸੀ ਕੀ ਨਹੀਂ ਸੀਗਾ ਗੁਰੂ ਘਰ ਪਰ ਛੱਡ ਕੇ ਚੱਲੇ ਨੇ ਛੱਡ ਕੇ ਚੱਲੇ ਨੇ ਵਰਤਨ ਮੰਨ ਕੇ ਚੱਲੇ ਨੇ ਕਹਿੰਦੇ ਸੀ ਕਹਿੰਦੇ ਮਾਇਆ ਗੁਜਰਾਨ ਹੈ ਗੁਜ਼ਾਰਾ ਆਪਾਂ ਨਹੀਂ ਕਹਿੰਦੇ ਕਿਵੇਂ ਕਿਵੇਂ ਹੈ ਜੀ ਅੱਜ ਕੱਲ ਕੰਮ ਕਹਿੰਦੇ ਗੁਜ਼ਾਰਾ ਚੱਲਦਾ ਗੁਜ਼ਾਰਾ ਹੀ ਚੱਲਣਾ ਚਾਹੀਦਾ ਹੋਰ ਵੀ ਨਾਲ ਲੈ ਕੇ ਜਾਣੀ ਬੰਦ ਬੰਦ ਕੇ ਆਪਾਂ ਤਾਂ ਇਹੀ ਕਹਿੰਦੇ ਆ ਭਾਈ ਗੁਜ਼ਾਰਾ ਚੱਲਦਾ ਉਹ ਹੈ ਹੀ ਮਾਇਆ ਗੁਜਰਾਨ ਫਿਰ ਇਹਨੂੰ ਗੁਜਰਾਨ ਕਰ ਰੱਖੋ ਔਰ ਸਮਾਨ ਰਮਜਾਨ ਆ ਵੀ ਜੇ ਗੱਲਾਂ ਉਹ ਸਾਈਂ ਦੌਲੇ ਨੂੰ ਨਹੀਂ ਆ ਰਹੀ ਹੈ ਨਸ਼ੇਵੇਂ ਬਾਜਾ ਕਲਗੀ ਲਾ ਕੇ ਜਾ ਰਹੇ ਨੇ ਤਿੰਨ ਸ਼ਾਦੀਆਂ ਨੇ ਛੇਵੇਂ ਬਾਜਾ ਦੀਆਂ ਦੋਨੇ ਨਾਲ ਨੇ ਉਹ ਕਹਿੰਦੇ

ਨਿਮਰਤਾ ਤੌਰ ਤੇ ਗਰੀਬੀ ਦਿਖਾਤਾ ਤੇ ਰਾਜਾ ਬਣਾ ਕਲਗੀ ਲਾਕਰ ਦੀ ਦਿਖਾਤੀ ਉਹ ਵੀ ਉਹ ਵੀ ਰੰਗ ਦਿਖਾਤੇ ਦੋਵੇਂ ਦਿਖਾ ਦਿਖਾਤੇ ਚਾਰ ਜੁਦਾ ਜਿੱਤੀਆਂ ਨੇ ਛੇ ਪਾਸ਼ਾ ਬਾਦਸ਼ਾਹ ਕੋਈ ਇਹ ਵੀ ਹੈ ਜਿਵੇਂ ਰਾਜਿਆਂ ਨੇ ਕੰਨ ਬਣਾ ਕੇ ਜੋਗੀ ਬਣਾ ਦੇ ਨਾ ਨਹੀਂ ਜੇ ਰਾਜ ਵੀ ਤੁਹਾਨੂੰ ਦਿੱਤਾ ਪਰਮੇਸ਼ਰ ਨੇ ਰਾਜ ਹੁੰਦੇ ਵੀ ਤੁਸੀਂ ਜਿਹੜਾ ਹੈ ਆਪਣੇ ਮੂਲ ਨੂੰ ਮਿਲ ਸਕਦੇ ਹੋ ਸ਼ਾਹੀ ਠਾਠ ਬਾਟ ਹੁੰਦੇ ਵੀ ਜੇ ਤੁਸੀਂ ਜੁੜੋ ਨਾ ਸ਼ਾਹੀ ਠਾਠ ਬਾਟ ਵੀ ਕੁਝ ਨਹੀਂ ਕਹਿੰਦਾ ਇੱਕ ਪੰਕਤੀ ਹੈ ਵੀ ਤਿਲਕੇ ਤੁਰੇ ਖੁਸ਼ੀਰ ਮਹਿਲ ਮਾੜੀਆਂ ਸਭ ਪਵਿੱਤਰ ਹੈ ਜਿੱਤ ਜਦ ਸਾਧ ਸੰਗਤ ਹਰ ਜਾਂਦੇ ਫਿਰ ਕਾਰ ਕੀ ਕਹਿੰਦੀ ਹੈ ਫਿਰ ਮਹਿਲ ਵਾਲੀਆਂ ਕੀ ਕਹਿੰਦੀਆਂ ਨੇ ਜੇ ਤੁਸੀਂ ਚੱਲ ਕੇ ਕੋਈ ਗੁਰੂ ਘਰ ਜਾ ਰਹੇ ਹੋ ਸਤਿ ਕਰਨ ਜਾ ਰਹੇ ਹੋ ਸਮਾਗਮ ਹੈ ਸਵਾਲ ਤਾਂ ਇਹ ਹੈ ਇੱਕ ਮਜ਼ਦੂਰ ਵੀ ਟੁੱਟਿਆ ਹੋ ਸਕਦਾ ਹੈ ਮਜ਼ਦੂਰ ਵੀ ਟੁੱਟਿਆ ਹੋ ਸਕਦਾ ਕਿ ਰਾਜਾ ਵੀ ਟੁੱਟਿਆ ਹੋ ਸਕਦਾ ਹੈ ਇਹਦੇ ਵਿੱਚ ਕੋਈ ਗੱਲ ਚ ਤਾਂ ਆਪਣੇ ਅੰਦਰ ਦੀ ਅਵਸਥਾ ਕੀ ਹੈ ਕਿ ਸੁਣਨਾ ਕਿਵੇਂ ਹੈ ਜੁੜਨਾ ਚਾਹੁੰਦੇ ਨੇ ਚਾਹੁੰਦੇ ਨੇ ਇੱਕ ਰਾਜਾ ਵੀ ਜੇ ਜੁੜਨਾ ਹੋਇਆ ਤੇ ਜੁੜ ਸਕਦਾ ਸ਼ਾਹੀ ਘਾਟ ਬਾਬ ਵੀ ਰੱਖ ਕੇ ਦਿਖਾਤਾ ਹਰ ਭਗਤ ਹੋ ਕੇ ਵੀ ਦਿਖਾ ਸਕਦਾ ਸੰਤ ਹਰ ਸੁਭਾਹੀ ਸੰਤ ਫਕਰੇ ਹੁੰਦਾ ਸੁਭਾਹੀ ਦੋਏ ਦਿਖਾ ਦੇ ਹਾਂਜੀ ਜੋ ਜਾਂਦਾ ਹਉ ਭਗਤ ਕੇ ਹਾਨੀ ਆ ਵੀ ਬੜਾ ਡਿੱਕਾ ਇਹ ਵੀ ਬੜਾ ਹੰਕਾਰ ਕਰਦਾ ਕਿਵੇਂ ਗੁਰੂ ਗਿਆਨੀ ਨਹੀਂ ਵੀ ਅਸੀਂ ਭਗਤਾਂ ਦੀ ਗਿਆਨੀ ਹਾਂ ਕਿਸੇ ਦਿਖਾਉਂਦੇ ਨੂੰ ਮਿਲਦੀ ਨਹੀਂ ਕਿਸੇ ਕਿਸੇ ਭਗਤ ਨੇ ਕਿਤੇ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਭਗਤ ਗਿਆ ਹੋਵੇ ਜਾਂ ਗਿਆਨੀ ਗਿਆ ਹੋਵੇ ਪਤਾ ਸਗੋਂ ਕੀ ਕਿਹਾ ਕਹਿੰਦੇ ਤੂੰ ਗਿਆਨੀ ਤੂੰ ਗਿਆਨੀ ਅੰਦਰ ਦੇ ਮੂਲ ਘਰ ਸੀ ਕਹਿੰਦੇ ਅਸੀਂ ਤਾਂ ਗਿਆਨੀ ਆ ਅਸੀਂ ਕੀ ਆ ਦੀ ਦਾਤ ਦਾਤਨ ਦੀ ਦਾਤ ਦੇ ਦਾਤਨ ਕੇ ਪਿੱਛੇ ਬੰਦੀਆਂ ਆਈਆਂ ਸੀ ਦਾਤਨ ਕੇ ਆ ਪਾਣੀ ਭਰਨੇ ਦੇ ਦਾਤਾਂ ਦੇ ਲਈ ਕਹਿੰਦੇ ਜੇ ਆ ਕਹਿੰਦੇ ਜਾ ਜਾਂਦੇ ਹੋ ਭਗਤ ਕਹਿੰਦੀ ਵੀ ਮੈਂ ਭਗਤ ਦਾ ਵੱਡਾ ਜੀ ਮੈਂ ਗਿਆਨੀ ਹਾਂ ਬੜਾ ਵੱਡਾ ਬਸ ਇਹ ਵੀ ਇਹ ਵੀ ਭੁੱਲ ਗਿਆ ਜੇ ਪੰਗਿਆ ਇਹ ਭੁੱਲ ਗਿਆ ਨਾ ਹੰਕਾਰ ਚ ਜੇ ਮੰਨ ਲਿਆ ਵੀ ਮੈਂ ਆ ਗਿਆ ਹਾਂਜੀ ਜੋ ਜਦ ਮੈਂ ਹੋ ਭਗਤ ਗਿਆਨੀ ਅੰਦਰ ਆਤਮਰ ਫਿਰ ਨਹੀਂ ਮਨ ਆਤਮਰ ਦਾ ਕਿ ਕਲਮ ਨਹੀਂ ਮੜਦਾ ਬਣਿਆ ਬਰੂੜੇ ਬ੍ਰਹਮ ਗਿਆਨੀ ਆਪਣੇ ਆਪ ਨੂੰ ਕਹੀ ਜਾ ਇੱਕ 1000 ਅੱਠ ਤੋਂ ਕੋਈ ਨਹੀਂ ਕਹੀ ਜਾਂ ਪੰਜ ਵੀ ਜੀਰੋ ਹੋਊਗਾ ਜੀਰੋ ਦਾ ਮੁੱਲ ਨੇ ਜਿੰਨੇ ਮਰਜ਼ੀ ਨਾਲ ਇਹਦੇ ਨਾਲ ਠਾਕੁਰ ਨੇ ਦਿਲ ਨਹੀਂ ਮੰਨਣੀ ਅੱਗੇ ਦਾ ਮਤਲਬ ਕੀ ਠਾਕੁਰ ਅੱਗੇ ਬੈਠਾ ਕਿਤੇ ਨਹੀਂ ਘਰ ਮੈਂ ਠਾਕੁਰ ਘਰ ਮੈਂ ਠਾਕੁਰ ਨਜ਼ਰ ਨਾ ਆਵੇ ਸਾਨੂੰ ਆਪਣੇ ਅੰਦਰ ਲੈ ਉਹਨਾਂ ਪੁੱਛ ਲਾ ਕਿ ਹੈਗਾ ਭਗਤ ਤੂੰ ਹੈਗਾ ਕਿ ਨਹੀਂ ਤੂੰ ਜਿਹੜਾ ਮਾਰਾ ਮੋਟਾ ਵਿਚਾਰ ਪਰ ਸਕੇ ਗਿਆਨ ਦੇ ਲਏ ਆ ਉਹ ਅੰਦਰੋਂ ਵੀ ਲਏ ਆ ਗੁਰਬਾਣੀ ਤੋਂ ਲਏ ਨੇ ਹੁਣ ਜੇ ਆਪਾਂ ਬੋਲ ਰਹੇ ਹਾਂ ਪਰ ਹੁਣ ਆਪਾਂ ਗੁਰਬਾਣੀ ਦੀ ਪੰਕਤੀ ਜਿਹੜੀ ਗੱਲ ਕਰ ਹੈ ਕੀ ਆਪਣੇ ਕੋਲ ਕੀ ਅਗਰ ਗੁਰਬਾਣੀ ਤੋਂ ਬਿਨਾਂ ਕਿਸੇ ਕੋ ਬੋਲਣ ਨੂੰ ਕੁਝ ਨਹੀਂ ਆਪਾਂ ਇਹਦਾ ਵੀ ਬੋਲੂਗਾ ਗੁਰਬਾਣੀ ਵੀ ਬੋਲੂ ਫਿਰ ਆਪਾਂ ਗਿਆਨੀ ਕਿਵੇਂ ਹੋਵੇ ਉਹ ਆਪਾਂ ਨਾ ਇੰਟਰਪ੍ਰੀਟਰ ਹੈ ਗੁਰਬਾਣੀ ਦੀ ਜੋ ਗੱਲ ਹੈ ਕਿਸੇ ਰਾਸ਼ਟਰਪਤੀ ਦਾ ਸੰਦੇਸ਼ ਹੈ ਉਹ ਦੂਜਾ ਇੰਟਰਪ੍ਰੀਟਰ ਨੂੰ ਇੰਟਰਪ੍ਰੀਟ ਕਰ ਰਿਹਾ ਜੀ ਭਾਜਾ ਫਿਰ ਰਾਸ਼ਟਰਪਤੀ ਥੋੜਾ ਬਣ ਗਿਆ ਉਹ ਧੋਕੀ ਬਾਣੀ ਧੋਕੀ ਬਾਣੀ ਨੂੰ ਬਿਆਨ ਕਰ ਰਿਹਾ ਹੈ ਫਿਰ ਆਪ ਅਸੀਂ ਭਗਤ ਗਿਆਨੀ ਕਿਵੇਂ ਬਣ ਗਏ ਜਿਹੜਾ ਬਣ ਗਿਆ ਵਗ ਗਿਆ ਹੰਕਾਰੇ ਤੋਂ ਮਾਰਿਆ ਜਿਵੇਂ ਕੱਲ ਵੀ ਗੱਲ ਆਈ ਸੀ ਜਿੱਥੇ ਮੈਂ ਵਾਲੀ ਗੱਲ ਆ ਵੀ ਮੈਂ ਭਗਤਾਂ ਮੈਂ ਗਿਆਨੀ ਹੈ ਤਾਂ ਹੰਕਾਰ ਹੋ ਗਿਆ ਹਾਂਜੀ ਅੱਗੇ ਠਾਕੁਰ ਦਾ ਨਹੀਂ ਮਰਦਾ ਮੈਨੂੰ ਆਪਣੇ ਅੰਦਰਲੇ ਠਾਕੁਰ ਨੂੰ ਤਾਂ ਪੁੱਛ ਲੈ ਕਿਉਂਕਿ ਆਪਣੇ ਆਪ ਨੂੰ ਸਾਨੂੰ ਦੀਦਾ ਹੁੰਦਾ ਸੀ ਕੀ ਕਿਨੂੰ ਕੀ ਨਹੀਂ ਪਤਾ ਵੀ ਕੀ ਕੀ ਸਾਡੀਆਂ ਕਮੀਆਂ ਦਾ ਸਾਨੂੰ ਪਤਾ ਨਹੀਂ ਹੈ ਸਾਡੇ 'ਚ ਕਿੱਥੇ ਕਮਜ਼ੋਰੀ ਹੈ ਕਿਸੇ ਨੂੰ ਵੀ ਪਤਾ ਸਾਡੀ ਕਮਜ਼ੋਰੀ ਕੀ ਹੈ ਕੋਈ ਦੂਜਾ ਬਿਹਤਰ ਜਾਣਦਾ ਕਿ ਅਸੀਂ ਜਾਣਦੇ ਹਾਂ ਅਸੀਂ ਖੁਦ ਜਾਣਦੇ ਸਾਡੇ 'ਚ ਕੀ ਕਮੀ ਉਹ ਕਹਿੰਦੇ ਤੁਸੀਂ ਠਾਕੁਰ ਨਾਲ ਤੇ ਨਹੀਂ ਮੰਨੀ ਇੱਕ ਤੇਰੇ ਜੰਨਾ ਵੀ ਤੈਨੂੰ ਠਾਕੁਰ ਨਹੀਂ ਮੰਨਿਆ ਉਹ ਭਗਤ ਨਹੀਂ ਮੰਨਿਆ ਨਾ ਤੈਨੂੰ ਗੈਲੀ ਮੰਨਿਆ ਅੰਦਰ ਮੈਨੂੰ ਪੁੱਛ ਕੇ ਦੇ ਠਾਕੁਰ ਮਨਾਏਗਾ ਆਪਣਾ ਉਹਨੂੰ ਮਨਾ ਲਾ ਜਿਹੜਾ ਰੁੱਤਿਆ ਅੰਦਰ ਦਾ ਉਹਨੂੰ ਕੁਝ ਇਹ ਪਤਾ ਲੱਗੂਗਾ ਕਿ ਭਗਤ ਦਾ ਇੱਕ ਗਿਆਨੀ ਹੈ ਹਾਂਜੀ ਉਹਦਾ ਮੈਂ ਕਸਮੀ ਕਰਤਾ ਉਹ ਜਿਹੜਾ ਮੈਂ ਭਗਤਾਂ ਦੀ ਬਾਣੀ ਆ ਗਿਆ ਭਗਤਾਂ ਦੀ ਬਾਣੀ ਲਿਖੀ ਹੈ ਪੰਜਾਂ ਪਾਸ਼ਾ ਨੇ ਲਿਖਿਆ ਆਪਣੇ ਆਪ ਨੇ ਕਬੀਰ ਕਹਿੰਦਾ ਮੈਂ ਕੋਲ ਇਹਦੇ ਦਾਸ ਕਮੀਰ ਚੜਿਓ ਘਰ ਉੱਪਰ ਕਬੀਰ ਦਾਸ ਕਹਿ ਰਿਹਾ ਕਬੀਰ ਕਮੀਰ ਕਹਿ ਰਿਹਾ ਕਮੀਰ ਕਬੀਰ ਨਹੀਂ ਕਮੀਰ ਆਇਆ ਇੱਕ ਨਾਮ ਕਮੀ ਵਾਲਾ ਕਮੀ ਵਾਲਾ ਕਮੀ ਤਾਂ ਪਰਮੇਸ਼ਰ ਨੇ ਪੂਰੀ ਕਰਨੀ ਹੈ ਗੁਰੂ ਨੇ ਪੂਰੀ ਕਰਨੀ ਪਰ ਜਦ ਸੱਚੇ ਪਾਤਸ਼ਾਹ ਲਿਖਦੇ ਨੇ ਤਾਂ ਲਿਖਦੇ ਨੇ ਬਾਣੀ ਭਗਤਾਂ ਦੀ ਜਦ ਗੁਰੂ ਸਾਹਿਬ ਆਪਣੇ ਆਪ ਨੂੰ ਲਵੇ ਉਹ ਕਹਿੰਦੇ ਸਾਧ ਨਾਲ ਨਾਨਕ ਦਾਸ ਮੁਖ ਤੇ ਜੋ ਬੋਲਦੇ ਨਾਨਕ ਗੁਰੂ ਬੋਲਿਆ ਤਾਂ ਕਿਤੇ ਨਹੀਂ ਆਇਆ ਨਾਨਕ ਦਾ ਅਭੀ ਬੋਲਦੇ ਨਾਨਕ ਅਭੀ ਗੁਰੂ ਨਾਨਕ ਬੋਲਦੇ ਪਰ ਨਾਨਕ ਦਾ ਆਪਣੇ ਆਪ ਨੂੰ ਨਾਨਕ ਦਾਸ ਮੁਖ ਤੇ ਜੋ ਬੋਲਦੇ ਕਹਿੰਦੇ ਇਸ ਕਰਕੇ ਕੋਈ ਵੀ ਚੀਜ਼ ਸਮਝ ਆ ਜੂਗੀ ਉਹ ਹੁੰਦਾ ਉਹਨਾਂ ਹੀ ਨੀਮਾ ਹੁੰਦਾ ਚਲਾ ਜਾਊਗਾ ਉਹਨਾਂ ਹੀ ਉਹ ਨੀਮਾ ਹੁੰਦਾ ਚਲਾ ਜਾਊਗਾ ਹਾਉ ਆਪਦੀ ਨੂੰ ਛੱਡਦਾ ਚਲਾ ਜਾਊਗਾ ਹਾਂਜੀ ਬਹੁਤ ਜਾਂਦਾ ਮੈਂ ਕਸਮੀ ਕਰਤਾ ਹੁਣ ਜੇ ਕਹੇ ਤਾਂ ਕਹਿੰਦੇ ਜੇ ਜਾਣੋ ਹਉ ਹਉ ਮੈਂ ਕਸਮ ਕਰ ਰਿਹਾ ਮੈਂ ਕਥਾ ਕਰ ਰਿਹਾ ਫਿਰ ਗੁਰਬਾਣੀ ਕਹਿੰਦੇ ਬੈਠ ਜਾਓ ਪਰੇ ਜਾ ਕੇ ਉੱਥੇ ਬੈਠ ਕੇ ਬੋਲ ਕੇ ਦਿਖਾ ਗੁਰਬਾਣੀ ਨੂੰ ਨਹੀਂ ਬੋਲਣਾ ਕੋਈ ਫਿਰ ਕਥਾ ਕਰਕੇ ਦਿਖਾ ਤੋ ਪਸੰਦਾ ਇਹ ਅਕੰਦ ਕਦਾ ਤਾਂ ਪਰਮੇਸ਼ਰ ਦੀ ਹੈ ਗੁਰੂਆਂ ਨੇ ਕਦੀ ਹੈ ਪਰ ਦੂਜਾ ਕੌਣ ਤੂੰ ਮੈਂ ਕਰਦੀ ਹੈ ਪਰ ਅਸੀਂ ਕਥਾ ਬਾਤ ਕਿਹਨਾਂ ਦੇ ਬਣੇ ਕਰਦੇ ਹਾਂ ਕਥਾ ਤਾਂ ਹਰ ਕੀ ਹੈ ਗੁਰਮੀਤ ਨੇ ਸੁਣਾਈ ਹੈ ਅਸੀਂ ਕਥਾ ਵਾਲੇ ਆਪਣੇ ਆਪ ਤੇ ਕਹਿ ਰਹੇ ਹਾਂ ਬਾਣੀ ਹਰ ਕੀ ਕਥਾ ਹੈ ਕਦਰ ਕੀਤੀ ਹੈ ਗੁਰੂਆਂ ਨੇ ਭਗਤਾਂ ਨੇ ਫਿਰ ਉਹਨਾਂ ਨੂੰ ਕਥਾ ਬਾਤ ਕਰਨ ਲੋ ਹਾਂ ਜਾਂ ਬਰਬਰ ਆਪ ਆਪਣੀ ਅਸੀਂ ਰਜੋ ਕੋ ਫਿਰ ਦੇਖ ਲਾਂਗੇ ਕਥਾ ਬਾਜੀ ਦਾ ਗੁਰਬਾਣੀ ਤੋਂ ਸਾਇਦ ਤੋਂ ਕੇ ਸੰਗਤ ਨੂੰ ਗਿਆਨ ਕਰਕੇ ਦਿਖਾਓ ਕੋਈ ਇਸ ਕਰਕੇ ਇਹ ਪਰਮੇਸ਼ਰ ਦੀ ਬਾਣੀ ਹੈ ਇਹ ਹਰ ਕੀਆਂ ਗੱਲਾਂ ਨੇ ਕਹਾਣੀਆਂ ਨੇ ਗੁਰਮੀਤ ਨੇ ਸੁਣਾਈਆਂ ਨੇ ਜਿਹੜਾ ਗੁਰੂ ਮਿੱਤਰ ਨੇ ਉਹਨਾਂ ਨੂੰ ਧੰਨਵਾਦ ਰਹਿਣ ਦੇ ਹਾਂਜੀ ਵਿਆਪਾਰੀ ਜੋ ਫਿਰਦਾ ਕਹਿੰਦੇ ਜਿਹੜਾ ਫਿਰ ਕਹੇ ਨਾ ਕਿ ਮੈਂ ਗੱਲ ਕਰਨਾ ਬਣੂਗਾ ਵੀ ਗੁਰਬਾਣੀ ਕਰੇ ਜਿੰਨੇ ਕਰਨਾ ਬਾਟੀਆਂ ਦੇਖ ਲੋ ਸਾਰੇ ਵਪਾਰੀ ਬਣੇ ਨੇ ਮਾਇਆ ਨੂੰ ਬਣਾ ਕਰਦਾ ਕਹਿੰਦੇ ਕਿਉਂ ਵਪਾਰੀ ਬਸਦਾ ਬਣਾ ਫਿਰਦਾ ਬਸਦਾ ਧਰਤੀ ਨੂੰ ਇਹਨੇ ਨੇ ਕਹਿੰਦੇ ਜਿਹੜਾ ਵਪਾਰੀ ਫਿਰਦਾ ਨਾ ਕਦੇ ਲੈ ਕੇ ਆਪਣਾ ਮਾਲ ਇਧਰ ਨੂੰ ਕਦੇ ਨੂੰ ਖਰੀਦ ਕੇ ਉਧਰ ਨੂੰ ਉਹ ਪਰ ਜਿਹੜਾ ਕਹੋ ਨਾ ਮੈਂ ਇਹ ਕਦਾ ਮੈਂ ਕਰਦਾ ਮੈਂ ਗਿਆਨ ਕਰਦਾ ਉਹ ਕਹਿੰਦੇ ਫਿਰ ਵਪਾਰੀ ਬਣੂਗਾ ਫਿਰ ਪਰ ਜਿਹੜੇ ਹਰ ਜਨ ਹੁੰਦੇ ਨੇ ਹਰ ਜਨ ਨਾਮੇ ਕੇ ਵਪਾਰੀ ਹੁੰਦੇ ਨੇ ਜਿੱਥੇ ਆ ਕੇ ਸਾਰੀ ਮਾਇਆ ਵਿੱਚ ਆਰੀ ਧਰਮ ਦੇ ਵਿੱਚ ਤੇ ਜਾ ਕੇ ਫਿਰ ਇਹਦਾ ਗੱਲ ਅਮਨ ਵਪਾਰ ਨਹੀਂ ਰਹਿੰਦਾ ਉਹ ਫਿਰ ਆਈ ਆ ਦੂਜਾ ਸੰਸਾਰੀ ਵਪਾਰੀ ਵੀ ਆ ਕਿੰਨੀ ਬਣ ਗਿਆ ਕਾਂਸੀ ਸਾਂਭਾ ਕਿੰਨੀ ਰੌਂਗ ਸਪਾਰੀ ਸੰਤਾ ਮਰ ਗਿਆ ਨਾਮ ਗੋਬਿੰਦ ਦਾ ਐਸੀ ਕੀਤ ਹਮਾਰੀ ਉਹ ਜਿੱਥੇ ਆ ਕੇ ਵਿੱਚ ਵਪਾਰ ਆ ਜਵੇ ਧਰਮ ਦੇ ਵਿੱਚ ਫਿਰ ਵਪਾਰ ਹੈ ਹੁੰਦਾ ਧਰਮ ਅੱਜ ਵਪਾਰ ਹੈ ਹੈ ਵੀ ਵਪਾਰ ਹੈ ਜਿਹੜਾ ਕੋਈ ਵੱਧ ਪਰਚੀ ਕਿਤਾਬ ਨੂੰ ਗੁਰਮੁਖ ਮਿੰਟ ਦੀ ਬਣਾ ਅੰਦਰ ਨੇ ਜਿਹੜੀ ਰੋਪਾ ਪਾ ਜਾਂਦਾ ਗੱਲ ਤੇ ਜਿਹੜਾ ਰਿਲੀਜਨ ਵੱਧ ਦੇ ਦੇਵੇ ਉਹਦੇ ਅੱਗੇ ਪਿੱਛੇ ਉਹ ਗੁਰਮੁਖ ਮਿੰਟ ਕੋਈ ਗੱਲ ਇਹ ਹੈ ਇੱਥੇ ਸਾਡੇ ਕੋਲ ਜਿਹੜਾ ਦ੍ਰਿਸ਼ਟੀਕੋਣ ਨਾਪਣ ਵਾਲਾ ਉਹ ਹੈ ਮਾਇਆ ਵਾਲਾ ਕੋਈ ਦੇਖਣਾ ਕੋਈ ਗਿਆਨਵਾਨ ਕੋਈ ਪਹੁੰਚਿਆ ਹੋਇਆ ਬੰਦਾ ਕੋਈ ਜਾਵੇ ਕਿਤੇ ਸਥਾਨ ਤੇ ਉਹਨਾਂ ਬਜਾਰੇ ਪ੍ਰਕਾਰ ਵਾਲੇ ਪਏ ਹੁੰਦੇ ਨੇ ਉਹਨਾਂ ਪੁੱਛ ਗਿਆਨਵਾਨ ਦੀ ਕੋਈ ਪੁੱਛ ਹੈ ਕਿਤੇ ਅੱਜ ਦੇ ਸੰਸਾਰ ਦੀ ਪ੍ਰੋਬਲਮ ਹੈ ਜਿਹੜੇ ਲਾਇਕ ਬੰਦੇ ਨੇ ਕਿਸੇ ਵੀ ਖੇਤਰ ਦੇ ਧਰਮ ਦਾ ਖੇਤਰ ਦਾ ਚਲੋ ਸਰ ਖੇਤਰ ਹੈ ਕਿਸੇ ਵੀ ਖੇਤਰ ਸਭ ਨਲਾਇਕ ਬੰਦੇ ਅੱਗੇ ਕਰੇ ਪੈਣ ਸਿਫਾਰਸ਼ੀ ਨਕਲ ਮਾਰ ਕੇ ਨੰਬਰ ਦਵਾ ਕੇ ਉਹ ਬੰਦੇ ਜੇ ਜਾਣਗੇ ਜਿਹੜੇ ਵੀ ਖੇਤਰ ਦੇ ਜਾਣਗੇ ਫਿਰ ਕਾਰਜਕਾਰੀ ਵੀ ਹੋਣੀ ਉਹ ਜਿਹੜਾ ਟੈਲੈਂਟ ਹੈ ਗੁਣ ਹੈ ਗੁਣ ਪਿੱਛੇ ਤਾਂ ਹਾਸ਼ੀਅਤ ਇਸੇ ਕਰਕੇ ਜਿਹੜੀ ਉਸਲ ਪੁੱਤ ਲੈਣਾ ਨਾ ਸੰਸਾਰ 'ਚ ਜਿਹੜਾ ਅਤਵਾਦ ਕਿੱਥੋਂ ਪੈਦਾ ਹੁੰਦਾ ਜਿਹੜੇ ਪੜ੍ਹੇ ਲਿਖੇ ਗ੍ਰੈਜੂਏਟ ਹੁੰਦੇ ਨੇ ਪੜ੍ਹੇ ਲਿਖੇ ਇੰਟੈਲੈਕਚੁਅਲ ਬੰਦੇ ਨੇ ਉਹ ਧੱਕੇ ਖਾਂਦੇ ਫਿਰਦੇ ਨੌਕਰੀਆਂ ਵਾਸਤੇ ਉਹ ਫਿਰ ਜਦੋਂ ਰਿਐਕਸ਼ਨ ਪੈਦਾ ਹੁੰਦਾ ਫਿਰ ਆਤਵਾਦ ਪੈਦਾ ਹੁੰਦਾ ਧੱਕੇ ਜਾਈ ਸੀ ਉਪਜਦਾ ਆਤਵਾਦ ਆਤਵਾਦ ਵਿਰੋਧ ਹੀ ਹੁੰਦਾ ਹੋਰ ਕੀ ਹੈ ਵਿਰੋਧ ਜਦ ਹੁੰਦਾ ਹੁੰਦੇ ਚਲੇ ਜਾਂਦੇ ਆ ਜਿਆਦਾ ਵੀ ਕਿਸੇ ਦੇ ਗੁਣ ਨੂੰ ਤਾਂ ਗੁਰ ਕਿਤੇ ਨਾ ਕਿਤੇ ਫਿਰ ਰੱਖਣਾ ਹਾਂਜੀ ਬਾਦ ਨੂੰ ਜਿਹੇ ਹੋ ਮੈਂ ਮਾਰੀ ਪਰ ਦੇਖ ਨਾ ਸਾਧ ਉੱਪਰ ਦੱਸਿਆ ਸੀ ਕਿ ਜਿਹੜੇ ਸਾਧ ਤੇਰੇ ਜਿੱਤੇ ਕੋ ਪਿਛੇ ਦੇਖ ਕੇ ਹਰਤਾ ਸੰਤ ਕੋਈ ਹੋਵੇ ਜਿਹੜਾ ਧਿਆਨ ਰੱਖਦਾ ਹੋਵੇ ਜਿਹੜਾ ਸੀਤਲ ਸ਼ਾਂਤੀ ਕਰਦਾ ਹੁੰਦਾ ਹੋਵੇ ਕਰਨ ਦੇ ਸਮਰਥ ਹੋਵੇ ਉਹ ਸੰਤ ਦੀ ਜੇ ਕੋਈ ਸੰਗਤ ਕਰ ਲਵੇ ਸਾਧ ਸੰਗ ਜੇ ਹਉਮੈ ਮਾਰੀ ਜਿਹਨੇ ਹਉਮੈ ਮਾਰ ਲਈ ਖਰਾਬ ਆਪਣਾ ਨੇਮੇ ਕਰ ਲਿਆ ਕਿ ਮੈਂ ਤਾਂ ਨਹੀਂ ਮੈਂ ਨਹੀਂ ਕਿ ਹਉ ਨਹੀਂ ਕਿ ਜਾਏ ਨਾ ਮੋਰਾ ਹੋਮੇ ਨੂੰ ਨੀਮਾ ਲੈ ਕੇ ਆਪਣੇ ਆਪ ਨੂੰ ਮੈਂ ਤਾਂ ਹੈ ਹੀ ਕੁਝ ਨਹੀਂ ਨੀਮਾ ਹੀ ਲੈਂਦੇ ਚਲੇ ਗਏ ਨੀਮਾ ਹੀ ਲੈਂਦੇ ਚਲੇ ਗਏ ਆਪਣੀ ਮਰਜ਼ੀ ਦੀ ਗੁਰਬਾਣੀ ਦੇ ਮਾਰਦੇ ਚਲੇ ਗਏ ਫਿਰ ਇੱਕ ਦਿਨ ਆ ਕੇ ਹਮੇ ਮਰੇ ਜੀ ਕਿਸੇ ਜੀ ਨੂੰ ਪ੍ਰੈਕਟਿਸ ਕਰੀ ਜਾਈਏ ਜਿਵੇਂ ਸਪਰਿੰਗ ਹੈ ਪੂਰਾ ਪ੍ਰੈਕਟਿਸ ਕਰੇ ਲਈਏ ਜ਼ਿਆਦਾ ਲੋੜ ਤੋਂ ਵੱਧ ਵੀ ਉਹ ਉੱਠਦਾ ਹੀ ਨਹੀਂ ਮੁਰਦੇ ਉਹੀ ਗੱਲ ਹਮੇ ਲਿਖਿਆ ਇੰਨਾ ਗਿਆਨ ਦਾ ਵਜਨ ਇਹਦੇ ਤੇ ਜਾਣਾ ਗੁਰਬਾਣੀ ਦਾ ਇਹ ਉੱਠੇ ਉੱਠੇਗਾ ਜੇ ਵਜਨ ਚੱਕ ਵੀ ਨਹੀਂ ਹੈ ਨਾ ਅਜੋਬਰ ਪਰ ਚੱਕ ਵੀ ਲਈਏ ਤਾਂ ਫੇਰ ਵੀ ਬਕਾਰਾ ਵੱਲੋਂ ਜਾ ਨਾ ਫੇਰ ਕਹਿੰਦੇ ਹੌਮੇ ਮਾਰੀ ਤਾਂ ਇੱਕ ਪਾਸੋਂ ਮਿਲੇ ਮੁਰਾਰੀ ਸਾਡੇ ਸ਼ਬਦ ਵੀ ਵੱਡੇ ਵੱਡੀ ਅਜੇ ਵੀ ਹੌਮੇ ਮਾਰਨ ਦੇ ਨਾਨਕ ਪਾਕੋ ਮਿਲੇ ਮੁਰਾਰੀ ਮੁਰਾਰੀ ਉਹਦਾ ਮੈਂ ਸੁਣਾਉਂਗਾ ਮੁਰਾਰੀ ਮੇਰੇ ਦੁਸ਼ਮਣਾਂ ਨੂੰ ਮਾਰਨ ਵਾਲਾ ਜਿਹੜਾ ਗੁਰਮਾਨੀ ਦਾ ਗਿਆਨ ਹੈ ਇਹੀ ਹੈ ਜਦੋਂ ਭਲੇਖੇ ਜਦੋਂ ਮੁਰਾਰੀ ਆਊਗਾ ਬੰਸਰੀ ਲੈ ਕੇ ਕਿਤੇ ਦਰਸ਼ਨ ਕਰਨੇ ਨੇ ਮਾਰੀ ਦੇ ਅਰਥ ਕੀ ਨੇ ਕੁਰਬਾਨੀ ਦਾ ਗਿਆਨੇ ਮਾਰਦਾ ਬਕਾਰਾ ਨੂੰ ਹੋਰ ਕੌਣ ਮਾਰੂਗਾ ਆ ਸ਼ਬਦ ਗੁਰੂ ਆ ਜਿਹੜਾ ਇਹੀ ਮਰਾਰੀ ਆ ਤਾਂ ਕੋ ਮਿਲੇ ਮਰਾਰੀ ਜਿਹੜਾ ਆਪਣੀ ਹਉਮੈ ਨੂੰ ਆਪਣੇ ਗਿਆਨ ਨੂੰ ਸਮਰਪਿਤ ਕਰ ਦੂ ਗੁਰੂ ਨੂੰ ਉਹਨੂੰ ਗੁਰੂ ਦਾ ਗਿਆਨ ਮਿਲ ਵੀ ਜਾਊਗਾ ਇਹੀ ਮਰਾਰੀ ਹੈ ਤਾਂ ਇਹ ਕਹਿੰਦੇ ਹਉਮੈ ਨਾਮੇ ਨਾਲ ਵਿਰੋਧ ਹੈ ਇਹਦਾ ਵਸੇ ਇੱਕ ਥਾਈ ਇੱਕ ਥਾਂ ਤੇ ਦੋ ਚੀਜ਼ਾਂ ਨਹੀਂ ਬਚ ਸਕਦੀਆਂ ਵੀ ਨਾ ਗੁਰਬਾਣੀ ਦੀ ਸੁਣਤੀ ਵੀ ਰਹਿ ਜਵੇ ਗੁਰਬਾਣੀ ਦਾ ਗਿਆਨ ਵੀ ਰਹਿ ਜਵੇ ਹਉਮੈ ਵੀ ਰਹਿ ਜਵੇ ਇੱਕ ਚੀਜ਼ ਰਹੂਗੀ ਜਾਂ ਤਾਂ ਹਉਮੈ ਦਾ ਪ੍ਰੈਸ਼ਰ ਇੰਨਾ ਅੰਦਰ ਵੀ ਨਾਮ ਅੰਦਰ ਟਿਕਦੀ ਨਹੀਂ ਜਾਣ ਵਾਸਤੇ ਜਗ੍ਹਾ ਹੀ ਨਹੀਂ ਚਾਹ ਦਾ ਗੁਰਬਾਣੀ ਦਾ ਪ੍ਰੈਸ਼ਰ ਇੰਨਾ ਪੈ ਜਵੇ ਵੀ ਹਉਮੈ ਪਿੱਛੇ ਹੀ ਮਾਰ ਦੇਵੇ ਗੱਲ ਘੁੱਟ ਕੇ ਗੁਰਬਾਣੀ ਦਾ ਹੀ ਬੋਝ ਇੰਨਾ ਲੱਗ ਦੇਵੇ ਇਹ ਜੀਵ ਆਪਣੇ ਤੇ ਕੋਈ ਹਉਮੈ ਅੰਦਰ ਹੀ ਘੁੱਟ ਕੇ ਮਰ ਜਵੇ ਜਾਂ ਫਿਰ ਗੁਰਬਾਨੀ ਦਾ ਪ੍ਰੈਸ਼ਰ ਦੁਆ ਦਾ ਰਹੂਗਾ ਉਹਨੇ ਹਉਮੈ ਹੀ ਜ਼ਿਆਦਾ ਸਾਡੇ ਚ ਗੁਰਬਾਨੀ ਦਾ ਪ੍ਰਤੀਕ ਵੀ ਹੋਣੀ ਨਹੀਂ ਨੇੜੇ ਗੁਰਬਾਨੀ ਦਾ ਖਿਆਲ ਅੰਦਰ ਜਾਂਦਾ ਹੀ ਨਹੀਂ ਫਿਰ ਇਹ ਕਸ਼ਮਕਾਸ਼ੀ ਜਿਹੜੀ ਸਾਡੀ ਅੱਗੇ ਚੱਲ ਰਹੀ ਹੈ ਕਿ ਕਦੇ ਨਾ ਅਸੀਂ ਮਾਇਆ ਵੱਲ ਨੂੰ ਭੱਜ ਇਕੱਠੇ ਕਰ ਲਈਏ ਫਿਰ ਜੋਰ ਜ਼ੁਲਮ ਵੀ ਕਰਦੇ ਆ ਜੋਰ ਜ਼ੁਲਮ ਵੀ ਕਰਦੇ ਆ ਉਸ ਨੂੰ ਫਿਰ ਦੁੱਖ ਨਿਕਲਦੇ ਨੇ ਫਿਰ ਭੱਜਦੇ ਧਰਮ ਵੱਲ ਨੂੰ ਜੇ ਧਰਮ ਵੱਲੋਂ ਹੋ ਰਿਹਾ ਇਧਰੋਂ ਕੁਝ ਹੋ ਰਹੀ ਗੁਰਬਾਣੀ ਕਰਦੀ ਹੈ ਜਿਹੜੀ ਤੁਸੀਂ ਸਾਰੀ ਘੜੀ ਕਰਦੇ ਹੋ ਦੌੜ ਭੱਜ ਭਾਈ ਜੇ ਉਹ ਤਾਂ ਜੋ ਤੁਸੀਂ ਦੌੜ ਭੱਜ ਕਰਦੇ ਹੋ ਤਾਂ ਨਾਲ ਜਾਣ ਵਾਲੀ ਨਹੀਂ ਫਿਰ ਇੱਥੋਂ ਕਈ ਵਾਰੀ ਜੇ ਤਾਂ ਗੱਲ ਮੰਨ ਲਵੇ ਗੁਰੂ ਦੀ ਫਿਰ ਤਾਂ ਗੱਲ ਮੰਨ ਕੇ ਰਹਿ ਜਾਂਦਾ ਗੁਰੂ ਦੀ ਬਣ ਕੇ ਪਰ ਜੇ ਕਈ ਵਾਰੀ ਐਂ ਹੁੰਦਾ ਗੁਰੂ ਸਾਹਿਬ ਦਾ ਕੋਈ ਟੇਸਟ ਨਹੀਂ ਮਿਲਦਾ ਕਈ ਵਾਰੀ ਸਾਡੇ ਇੰਟਰਸਟ ਨੇ ਸਾਡਾ ਇੰਟਰਸਟ ਆ ਜੇ ਮਾਇਆ ਦੀ ਪ੍ਰਾਪਤੀ ਹੈ ਉਹ ਇੰਟਰਸਟ ਟਕਰਾਉਂਦਾ ਜਿਹੜੇ ਉਰੇ ਬੈਠੇ ਨੇ ਭਗਤ ਇਹ ਕਹਿੰਦੇ ਨੇ ਮਾਇਆ ਨਾਗਨੀ ਹੈ ਇਹ ਫਿਰ ਦੰਦਾਈ ਖਾ ਜਾਂਦੀ ਆ ਉਹ ਫਿਰ ਜਾਂ ਤਾਂ ਤਾਲਮੇਲ ਨਹੀਂ ਕਹਿੰਦਾ ਜਾਂ ਛੱਡ ਗਈ ਭਜਨ ਅੰਦਰ ਜੇ ਆ ਜਵੇ ਨੇੜੇ ਕਸ਼ਮ ਗੱਜ ਦੇਖੋ ਨਾ ਗੱਲ ਜ਼ੋਰ ਦਾ ਪੈਂਦਾ ਹੀ ਹੈ ਹਉਮੈ ਹੈਗੀ ਹੈ ਹੋਰ ਪੈਂਦਾ ਪੈਂਦਾ ਹੀ ਹੋਊਗਾ ਨਾ ਗਿਆਨ ਦਾ ਜੇ ਉਹ ਕਹਿੰਦੀ ਵੀ ਕਿਤੇ ਲਾ ਕੇ ਗੁਰੂ ਘਰ ਜਾਂ ਜਾਲੀ ਦੇ ਲਾ ਕੇ ਗੁਰੂ ਘਰ ਵੀ ਚੱਲ ਕੋਈ ਅਸੀਂ ਗੁਰੂ ਬਣ ਗਏ ਨਾ ਗੁਰੂ ਸਾਹਿਬ ਕਹਿੰਦੇ ਤਾਂ ਲਾਗਤ ਲਾਗਤ ਲਾਗਤ ਪ੍ਰਮ ਭਾਗਤ ਭਾਗਤ ਭਾਗਤ ਰੰਗ ਲੱਗਦਾ ਲੱਗਦਾ ਨਹੀਂ ਲੱਗਦਾ ਹੌਲੀ ਹੌਲੀ ਬੱਚਾ ਵੀ ਜੇ ਸਕੂਲ ਅਸੀਂ ਪਹਿਲਾਂ ਜਾਣਾ ਕਹਿੰਦੇ ਸਰ ਬੱਚਾ ਖਾਣਾ ਹੀ ਲੱਗ ਜਵੇ ਇੰਨਾ ਹੀ ਬਹੁਤ ਆ ਪੜ ਵੀ ਲਊ ਜੇ ਫੈਕਟਰ ਖਿੱਚ ਗਿਆ ਜੇ ਜੀਰ ਵਰਗਾ ਗਿਆ ਸਕੂਲ 'ਚ ਮਾਂ ਪਿਓ ਤੋਂ ਬਿਨਾਂ ਘੰਟਾ ਦੋ ਘੰਟਾ ਆ ਮਾਇਆ ਨੂੰ ਛੱਡ ਕੇ ਜੇ ਘੰਟਾ ਦੋ ਘੰਟਾ ਸਾਡਾ ਅਸੀਂ ਆਰੇ ਲੱਗਣ ਲੱਗੇ ਨਾ ਗੁਰੂ ਘਰ ਠੀਕ ਲੱਗਣ ਲੱਗ ਕਿੰਨਾ ਬੜਾ ਚੱਲ ਪੜ੍ਹਾਈ ਵੀ ਬੰਨ ਲਾਂਗੇ ਹੈਨਾ ਟੋਬੀਆਂ ਵੀ ਦਿੰਦੇ ਨੇ ਪਲੇਵੇ 'ਚ ਖੜਾਉਣੇ ਆ ਮੈਂ ਖੜਾਉਂਦੇ ਨੇ ਵੀ ਚੱਲ ਖਿੱਚ ਜਵੇ ਕਿਉਂਕਿ ਮਾਂ ਪਿਓ ਛੱਡਣੇ ਔਖੇ ਨੇ ਨਾ ਘਰ ਛੱਡਣਾ ਹੋਗਾ ਸਾਲ ਛੱਡ ਕੇ ਪਹਿਲਾਂ ਘੰਟਾ ਲਾਉਂਦੇ ਨੇ ਫਿਰ 2 ਘੰਟੇ ਹੋ ਗਏ ਜਾਂਦੇ 2 ਘੰਟੇ ਲਾਤੇ 3 ਘੰਟੇ ਐ ਐਵੇਂ ਪਹਿਲਾਂ ਗੁਰਬਾਣੀ ਦੇ ਨੇੜੇ ਆਵੇ ਗੁਰਬਾਣੀ ਵਿੱਚ ਆਉਂਦੀਆਂ ਦਰਸੀਆਂ ਪਹਿਲੋਂ ਕਿ ਜੋ ਮੰਗਦਾ ਆਪ ਉਹ ਨੇ ਤੇ ਥੋੜੀ ਥੋੜੀ ਦੇਵਾ ਲੰਗੜੀ ਗੋਲੀ ਦਿੱਤੀ ਜੀ ਗੋਲੀ ਦਿੱਤੀ ਇਹੀ ਹੈ ਚਾਹੁੰਦਾ ਵੀ ਜੋ ਮੰਗਿਆ ਮੈਨੂੰ ਮਿਲ ਜਾਵੇ ਇਹੀ ਸੁਭਾਅ ਆ ਨਾ ਸਾਰੇ ਮਨੁੱਖੀ ਮਨ ਜੋ ਮੰਗੇ ਮਿਲ ਜਾਵੇ ਕਹਿੰਦੇ ਚਲਾ ਜਾ ਜਾ ਆਸ ਨਹੀਂ ਮੱਜੀ ਜਾਲ ਚ ਫਸੇ ਨਾ ਸਹੀ ਆ ਗਿਆ ਪਹਿਲੋ ਸੰਸਾਰੀ ਜਮਾਤਾ ਕਰਦਾ ਜਦ ਗੁਰੂ ਗ੍ਰੰਥ ਉਹ ਤਾਂ ਸਮਰੱਥੇ ਆ ਉਹ ਜਾਣਦਾ ਹੀ ਆ ਕਿ ਜਦ ਇਹਨੂੰ ਫਸਾਉਣਾ ਹੈ ਖਿੜਕੀ 'ਚ ਤੇ ਆਉਣ ਦੋ ਅਸੀਂ ਜਿਹੜਾ ਬੱਚੇ ਨੂੰ ਕੁੜਕੀ 'ਚ ਫਸਾਉਂਦੇ ਆ ਲਾ ਕੇ ਮੁਰਗੇ ਲਾ ਦਾ ਕੰਮ ਹਰ ਘੰਟੇ ਘੰਟੇ ਸਕੂਲ 'ਚ ਦੋਨੋਂ ਘੰਟੇ ਟਿਊਸ਼ਨ ਤੇ ਦੋਨੋਂ ਘੰਟੇ ਹੋਮਵਰਕ ਲਾ ਕੰਮ ਲਾ ਦਾ ਕੰਮ ਵਾਇਕਰੇ ਕੰਮ ਆਉਂਦੇ ਜਿਹੜਾ ਗੁਰੂ ਦੇ ਨੇੜੇ ਆ ਜਵੇ ਐ ਹੈ ਆਜੀਏ ਜੀ ਲੱਗਣ ਲੱਗ ਜਵੇ ਇੰਟਰਸਟ ਹੌਲੀ ਹੌਲੀ ਸਾਡਾ ਬਦਲ ਜਾਂਦਾ ਐਡੀ ਗੱਲ ਹੀ ਗੁਰਬਾਣੀ ਕੋਲ ਐਡੀ ਜ਼ਰੂਰਤ ਹੈਗੀ ਹੈ ਤੇ ਟੇਸਟ ਸਾਡਾ ਬਦਲ ਜਾਂਦੀ ਜਿਵੇਂ ਬੀਬੀ ਨਹੀਂ ਦਾ ਟੇਸਟ ਬਦਲ ਦਿੰਦੇ ਉਹ ਕਹਿੰਦੇ ਕੋਈ ਨਹੀਂ ਆਵੇ ਦਿੰਦੇ ਵੀ ਫਰੀ ਨਾ ਕਰੋ ਕਹਿੰਦੇ ਲਾ ਕੇ ਦੇਖ ਬਦਲ ਜੀ ਲੱਗ ਰਹੀ ਫਿਰ ਘਰ ਬਾਹਰ ਵੀ ਵੇਚ ਦਿੰਦਾ ਉਹ ਇਹਦਾ ਸਾਰਾ ਸੰਸਾਰ ਕੰਮ ਮਿਲਾਉਂਦਾ ਜਦੋਂ ਆਹ ਨਸ਼ਾ ਮਿਲ ਜਵੇ ਬੀਬੀ ਦਾ ਇਹ ਤਾਂ ਜਿਵੇਂ ਅਮਲੀ ਅਮਲ ਬਿਨ ਮਰ ਜਾਈ ਇਹਦਾ ਨਾਮ ਦਾ ਅਮਲੀ ਹੋ ਜਵੇ ਉਹਦੀ ਵੀ ਹਾਲਤ ਐਸੀ ਹੋ ਜਾਂਦੀ ਹੈ ਫਿਰ ਉਹ ਕਹਿੰਦੇ ਹਉ ਗੁਰਬੇਗਾ ਮਰ ਜਾਈ ਉਹਦੀ ਹਾਲਤ ਫਿਰ ਐਸੀ ਹੋ ਜਾਂਦੀ ਹੈ ਹਾਂਜੀ ਉਹ ਚਲੋ ਅੱਗੇ ਉੱਠ ਲਾਓ ਉੱਠ ਨਾਮ ਜਪ ਨਾਲ ਸਾਰੇ ਫਲੇ ਠੀਕੇ ਉਹਦੇ ਗਾਟਰ ਚੜਾ ਕੇ ਕਰਨਾ ਹਮੰਦਰ ਜੀ ਜਿਹਨਾਂ ਅੱਗੇ ਨਾਮ ਜਪ ਕਰਕੇ ਉਹਦੇ ਨਾਮ ਜਪ ਝਲਾਂਗੇ ਦੇ ਹੱਥ ਪਤਾ ਨਹੀਂ ਕਿਹੜੀ ਡਿਗਰੀ ਤੇ ਰਹਿੰਦੇ ਝੱਲੇ ਨੂੰ ਝਲਾਂਗੇ ਕਹਿੰਦੇ ਨੇ ਜਿਹਨੂੰ ਮਾਇਆ ਦਾ ਝੱਲ ਪਏਗਾ ਔਗਲ ਮਾਨਿਕ ਨਾ ਹੋਇਆ ਸਿੱਖਦਾ ਝਲਾਂਗੇ ਸਬੋਧ ਮੈਂ ਉਹ ਝੱਲੇ ਉਹ ਕਿੱਥੇ ਬਾਹਰ ਨਾ ਕਿੱਥੇ ਜੀ ਲੱਗਿਆ ਘਰ ਦੀ ਖਬਰੇ ਦੇ ਚਲਾ ਝਲਾਂਗੇ ਉਸ ਜਾਗ ਨਾਮ ਜਪ ਝਲਾਂਗੇ ਉਸ ਝਲਾਂਗੇ ਨੂੰ ਨਾ ਝੱਲੇ ਮਨੁੱਖ ਨੂੰ ਝੱਲੇ ਮਾਇਆ ਨੇ ਸੱਚ ਭੁੱਲ ਗਿਆ ਘਰ ਭੁੱਲ ਗਿਆ ਇਹ ਤਾਂ ਪਤਾ ਚੱਲਾ ਕੀ ਹੋਊਗਾ ਆਪਣਾ ਪੈਸੇ ਦਾ ਜਿਹੜਾ ਘਰ ਭੁੱਲ ਗਿਆ ਮਾਇਆ ਨੇ ਝੱਲਾ ਕਰਦਾ ਅਸਲੀ ਘਰ ਬਣਾਤਾ ਤਾਂ ਇਹਨੂੰ ਕਹਿ ਝੱਲੇ ਮੁਸਲਮਾਨ ਜਨਾ ਨਾ ਝੱਲਾ ਕੇ ਨਾਮ ਜਪ ਉੱਠਦੇ ਹੀ ਨਾਮ ਜਪੂ ਪਹਿਲਾਂ ਤਾਂ ਕੁਰਬਾਨੀ ਠਾਉਦੀ ਹੈ ਤੁਹਾਨੂੰ ਜੇ ਤੂੰ ਮਾਇਆ ਦੀ ਗੱਲ ਸੀ ਜੋ ਉੱਠੂਗਾ ਤੇਰੇ ਸਮਝੂ ਕੁਰਬਾਨੀ ਤੇਰੇ ਸਮਝੂ ਤੇਰੇ ਨਾਮ ਜਪੂ ਇਹ ਕੁਰਬਾਨੀ ਸਮਝੂ ਉੱਠਦੇ ਹਾਂਜੀ ਨੂੰ ਆ ਚੱਲ ਸਕੇ ਫੇਰ ਤੂੰ ਸੋਏਗਾ ਹੀ ਐਸਾ ਜਾਗੇਗਾ ਸੋਏਗਾ ਹੀ ਮਾਇਆ ਤੈਨੂੰ ਸਲਾਹ ਸਕਦੀ ਹੋ ਨਹੀਂ ਮਾਇਆ ਦਾ ਕਿਤੇ ਜਾਏਗਾ ਜਾਗ ਕੇ ਰਹੇਗਾ ਜਾਗਣ ਦਾ ਮਤਲਬ ਹੈ ਜਿਹੜੇ ਲੋਕ ਦੇਖਣਾ ਆਪਣਾ ਅਗਲੀ ਕੰਮ ਕਰਨਾ ਉਹਨੂੰ ਉੱਠਣਾ ਕਹਿੰਦੇ ਨੇ ਉੱਠਣ ਦਾ ਰੇਖਾ ਕਦੀ ਉਹਦੇ ਗੁਰਬਾਣੀ ਸੀਗਾ ਸੋਵਣ ਜਾਗਣ ਉਹ ਪ੍ਰਕਾਰਾਂ ਸੋਹਣਾ ਜਗਣਾ ਉਹ ਦੇ ਅਸੀਂ ਸੋਹਣਾ ਜਗਣਾ ਇੱਕੋ ਹੀ ਲਈ ਜਾਂਦੇ ਆ ਸੋਹਣਾ ਜਗਣਾ ਤਾਂ ਸਰੀਰ ਕਰਕੇ ਅਸੀਂ ਸੌਂ ਤੇ ਜਾਗਦੇ ਅਸੀਂ ਇਹੀ ਯੰਤਰ ਵਾਲੇ ਸੌਂਵੇਂ ਕੋਈ ਸਮਝਦਾ ਉਹ ਗੁਰੂ ਸਾਹਿਬ ਨਵੀਂ ਗੱਲ ਕਰਦੇ ਨੇ ਬਹੁਤ ਪ੍ਰਕਾਰ ਦਾ ਸੌਣਾ ਜਾਗਣਾ ਹੁੰਦਾ ਕਰਨਾ ਹੈ ਆਪਣੇ ਕੰਮ ਨੂੰ ਭੁੱਲ ਜਾਣਾ ਵੀ ਸੌਣਾ ਹੁੰਦਾ ਕਬਰ ਦੀ ਨੀਂਦ ਵੀ ਤਾਂ ਹੁੰਦੀ ਹੈ ਕਬਰ ਦੀ ਨੀਂਦ ਦੀ ਨੀਂਦ ਹੁੰਦੀ ਹੈ ਉਹਦੀ ਤਾਂ ਹੋ ਗਿਆ ਫਿਰ ਜਿਵੇਂ ਕਿਸੇ ਦੀ ਬੱਚੇ ਨੂੰ ਕੋਈ ਚੀਜ਼ ਲੈਣ ਭੇਜੀਏ ਘਰੋਂ ਤੇ ਪਰੌਣੇ ਆਏ ਬੈਠੇ ਆ ਭਾਈ ਆ ਚੀਜ਼ ਲਾਇਆ ਚੀਨੀ ਲਾਇਆ ਜਾਂ ਪੱਤੀ ਲਾਇਆ ਉਹ ਬੱਚਾ ਉਸਦਾ ਤਮਾਸ਼ਾ ਚੱਲਦਾ ਤੇ ਬੱਚਾ ਖੇਡਣ ਲੱਗ ਗਿਆ ਦੇਖਣ ਲੱਗ ਗਿਆ ਪਿੱਛੋਂ ਨਾ ਭੁੱਲ ਗਿਆ ਨਾ ਕੀ ਲੈਣ ਆਇਆ ਸੀ ਤਾਂ ਘਰ ਦੇ ਫਿਰ ਜਾ ਕੇ ਬੰਦਾ ਭੇਜ ਲੈ ਜਦੋਂ ਆਉਂਦਾ ਲੇਟ ਕਹਿੰਦੇ ਅਸੀਂ ਦੇਖਦੇ ਆ ਉੱਥੇ ਜਾ ਕੇ ਸੌਂ ਗਿਆ ਸੀ ਤਾਂ ਨਹੀਂ ਉਹ ਤਾਂ ਨਹੀਂ ਤਮਾਸ਼ਾ ਦੇਖ ਕੇ ਆਇਆ ਲੱਭ ਜਾਂਦੀ ਸੀ ਕਹਿੰਦੇ ਆ ਕਿ ਜਾ ਕੇ ਸੌ ਗਿਆ ਸੀ ਅਸੀਂ ਡੀਕਦੇ ਜਨ ਚੀਨੀ ਜਾ ਇਹਦਾ ਮਤਲਬ ਸੀ ਚੀਨੀ ਜਾਪਦੀ ਭੁੱਲ ਗਿਆ ਉਹਨਾਂ ਦੇ ਇੱਕ ਮੁਹਾਵਰੇ ਹੁੰਦੇ ਨੇ ਭਾਵਰਤ ਵੱਡੇ ਹੁੰਦੇ ਨੇ ਸੌ ਗਿਆ ਸੀ ਦਾ ਮਤਲਬ ਭੁੱਲ ਗਿਆ ਸੀ ਉਸ ਸੰਤ ਵਿੱਚ ਗੁਰਬਾਣੀ ਕਹਿ ਰਹੀ ਹੈ ਨਿਤ ਬੰਸਰ ਆਰਾਧ ਉਹ ਜੁਰ ਆਪਣੇ ਹਰੀ ਦੇ ਨਾਲ ਉੱਠਦੇ ਨਾਮ ਜਪ ਨਾਮ ਜਪਣ ਦਾ ਮਤਲਬ ਪਰਮੇਸ਼ਰ ਦਾ ਨਾਮ ਨਹੀਂ ਜਪਣਾ ਉਹ ਤੈਨੂੰ ਗੁਰਬਾਣੀ ਯਾਦ ਕਰਾ ਰਹੀ ਹੈ ਕਿਤੇ ਕੰਮ ਸੀ ਪ੍ਰਾਨੀ ਤੂੰ ਆਹੋ ਕਿਹੜੇ ਕੰਮੋਂ ਲੱਗਾ ਕਿ ਤੱਕ ਫਕਰੇ ਸਭ ਮੁਕਦੀ ਚੱਲੀ ਰਹਿਣ ਆ ਜ਼ਿੰਦਗੀ ਰੂਪੀ ਰਾਤ ਨਿਕਲਦੀ ਜਾ ਰਹੀ ਹੈ ਤੂੰ ਆਇਆ ਕਿਹੜੇ ਕੰਮ ਦੀ ਭੁੱਲ ਗਿਆ ਇਹ ਝੱਲੇ ਉੱਠ ਚਾਰ ਸਜੇ ਕੋ ਥੋੜਾ ਜਿਹਾ ਨਾਮ ਜਪੋ ਦੇਖ ਗੁਰਬਾਣੀ ਨਾਮ ਜਪਾ ਰਹੀ ਹੈ ਕਿ ਤੂੰ ਕਿਹੜੇ ਕੰਮ ਆਇਆ ਸੀ ਲੱਗ ਗਿਆ ਕਿਹੜੇ ਕੰਮ ਹਾਂਜੀ ਆਹ ਹੱਥ ਦੇ ਮਾਰ ਪਿਆ ਪਈ ਨਾਲ ਤੇ ਮਿਟਾ ਸੁਪਾਰ ਦੋ ਚੀਜ਼ਾਂ ਨੇ ਸਾਨੂੰ ਜਿਹੜੀ ਤੰਗ ਕਰਦੀਆਂ ਨੇ ਇੱਕ ਤਾਂ ਅਪਰਾਧੀ ਹੁੰਦੀ ਹੈ ਅਪਰਾਧੀ ਦਾ ਮਨ ਜਾਂ ਸ਼ਰਾਰਤ ਕਰਦਾ ਸ਼ਰਾਰਤ ਨਹੀਂ ਸੁਝਦੀ ਕਹਿੰਦਾ ਮਤਲਬ ਬੜੀ ਸ਼ਰਾਰਤ ਸੁਝਦੀ ਹੈ ਜਿਹੜੀ ਸ਼ਰਾਰਤ ਹੈ ਉਹੀ ਅਪਰਾਧੀ ਹੁੰਦੀ ਹੈ ਜਾਂ ਕਿਸੇ ਦਾ ਮਾਰਾ ਮਾਰਾ ਜਾਂ ਮਾਰਾ ਕਰਦੀ ਉਹ ਵਾਲੀ ਕੁਝ ਵੀ ਕਿਸੇ ਵੀ ਅਪਰਾਧੀ ਸਾਨੂੰ ਪਤਾ ਹੀ ਹੈ ਕੀ ਹੁੰਦੀ ਜਦ ਅਪਰਾਧੀ ਕਰਦਾ ਨਾ ਮਨ ਆਹ ਅੰਦਰ ਆਤਮਾ ਉਹ ਸੁਣ ਸੁਧ ਕਰਨ ਦੀ ਸੋਚਦਾ ਉਹ ਅਪਰਾਧੀ ਹੁੰਦੀ ਹੈ ਔਰ ਵਾਦੀ ਤੇ ਬੰਦਾ ਵੀ ਪੈਣਾ ਬੁੱਧੀ ਵਾਸਤੇ ਬੱਚੇ ਨੇ ਸ਼ਰਾਬ ਕਰਨਾ ਠੱਪ ਨਾ ਕਰਦੇ ਨੂੰ ਨੇ ਬੱਚੇ ਨੇ ਖਿਆਲ ਕਰੇ ਉਹ ਸਾਹਮਣੀ ਦਾ ਮੇਰੇ ਕਰਦੇ ਨੇ ਹੁੰਦੀ ਹੈ ਸਾਹਮਣਾ ਬੁੱਧੀ ਨੂੰ ਬੰਦਾ ਮਨ ਦਾ ਆਪਣਾ ਕੰਮ ਕਰਿਆ ਹੁੰਦਾ ਸੜੀਆਂ ਜਿਹੜੀਆਂ ਦਾ ਬੁੱਧੀ ਨੂੰ ਇਹ ਕਹਿੰਦਾ ਨਿਰਸ ਵਾਸਤੇ ਨਾ ਆਰਾਮ ਹਾਂਜੀ ਸਾਰਾ ਪੂਜਾ ਇਹਦਾ ਕੋਈ ਲਾਰਾ ਰੋ ਬਾਦੀ ਕਾਰਾ ਕਾਰਾ ਹੁੰਦਾ ਕਰਨਾ ਕਈ ਜਾਣਾ ਹੋਈ ਨਾਲ ਜਿਹਨੂੰ ਆਪਾਂ ਕਹਿੰਦੇ ਪੰਜਾਬੀ ਛੁੱਟਣਾ ਹੁੰਦਾ ਸਾੜਾ ਲਫ਼ਜ਼ ਐਂਦੇ ਗੁਰੂ ਸਾਹਿਬ ਨੇ ਸਾੜਾ ਲਫ਼ਜ਼ ਰਾਰੇ ਨਾਲ ਲਿਖਿਆ ਕੋਈ ਕੋਈ ਨਹੀਂ ਰਹੇ ਨਾ ਯਾ ਰਾਰਾ ਲੱਲਾ ਰਾਰਾ ਰੜਾ ਇਹ ਕੋਈ ਪੰਕਤੀ ਦੇ ਅਸਰ ਲੱਲੇ ਦੀ ਸੈਂਸ ਵਿੱਚ ਸੈਂਸ ਵਿੱਚ ਰਾਰਾ ਵੀ ਆ ਜਾਂਦਾ ਰਾਰੇ ਦੀ ਸੈਂਸ ਵਿੱਚ ਸਭ ਤੋਂ ਇਹ ਲੱਖਰ ਉਸ ਪੰਕਤੀ ਦਾ ਰਾਰ ਰਾਰ ਕਰਦਾ ਰਾਰ ਕਰਦਾ ਰਾਰਾ ਹੀ ਅਸਰ ਕਿਉਂਕਿ ਇਹ ਇੱਕ ਜਿਹੜੀ ਹੈਗੀ ਰਾਗਾਂ ਵਿੱਚ ਆਪਣੀ ਪਾਣੀ ਕਵਤਾ ਚ ਸਪਤਾ ਵਿੱਚ ਜੇ ਰਾਣਾ ਬੋਲਾਂਗੇ ਤਾਂ ਕਿਸੇ ਨੂੰ ਔਖਾ ਹੋ ਜੀਵੇ ਗਾਇਨ ਕਰਨਾ ਇਸ ਕਰਕੇ ਦੋਏ ਲਫ਼ਜ਼ ਜਿਹੜੇ ਰਾਰ ਵਰਤੇ ਰਾਰ ਐਸੇ ਕਾਰਾ ਵਰਤਦਾ ਕਾਰਾ ਜਿਹੜਾ ਕੁੜਦੇ ਆ ਅਸੀਂ ਬੈਠੇ ਬੈਠੇ ਉਹਦੇ ਦਾ ਆ ਹੋ ਗਿਆ ਉਹਨੂੰ ਦਾ ਆ ਮਿਲ ਗਿਆ ਬੈਠੇ ਇੱਕ ਵੀ ਉਹਦੇ ਕੁੜਨਾ ਸਾਡੇ ਕੋਲ ਆ ਨਹੀਂ ਹੈਗਾ ਉਹ ਕੁੜਨ ਦਾ ਬੈਨੀਫਿਟ ਤੋਂ ਸਮਝਣਾ ਹੁੰਦੀ ਹੈ ਜਿਹੜੇ ਵੀ ਬੈਠੇ ਕੁੜਦੇ ਕਿਸੇ ਦੀ ਪ੍ਰਾਪਤੀ ਤੇ ਚਾਹਦਾ ਹੈ ਮੈਂ ਕੱਲ ਗੱਲ ਵੀ ਕਰਨ ਜਾਣਾ ਦੀ ਟਰੱਕਾਂ ਨੇ ਵੀ ਟਰੱਕਾਂ ਨੇ ਕੱਲ ਕਈ ਵਾਰੀ ਬੜੀ ਸਮੇਂ ਬਾਅਦ ਇਹਨਾਂ ਨੂੰ ਸਮਝ ਆਏਗੀ ਨਹੀਂ ਹੈਗੀ ਪਤਾ ਨਹੀਂ ਦੇਖੋ ਦੇਖੀ ਸਹੀ ਸਹੀ ਲਿਖੀ ਹੁੰਦੀ ਹੈ ਕਹਿੰਦੇ ਸਾਡਾ ਨਾਲ ਰੀਡ ਕਰ ਸਾਡਾ ਮੈਂ ਗੁੱਟਦਾ ਹੁੰਦਾ ਉਹ ਰੀਡ ਕਰਨੀ ਵਾਲੀ ਨਹੀਂ ਰੀਡ ਦਾ ਮਤਲਬ ਤੁਮੀ ਵੀ ਟਰੱਕ ਨਾਲ ਚਲਾ ਜੇ ਕਿਸੇ ਨੇ ਕੁਝ ਪ੍ਰਾਪਤ ਕੀਤਾ ਉਹ ਦੇਖਦਾ ਲੈ ਪ੍ਰਾਪਤੀ ਵਿੱਚ ਉਹਦੀ ਘਾਲਣਾ ਕਿੰਨੀ ਹੈ ਕਿੰਨੀ ਉਹਦੀ ਸਦਰ ਸਦਰ ਦਾ ਵੀ ਕਰਨੀ ਨਹੀਂ ਜੋ ਉਹਨੂੰ ਪ੍ਰਾਪਤੀ ਹੋਈ ਉਹ ਸਾਨੂੰ ਮਿਲ ਜਵੇ ਉਹ ਬੱਚਾ ਉਹਨੇ ਕਦੇ ਫਿਲਮ ਨਹੀਂ ਦੇਖੀ ਕਿ ਨਹੀਂ ਦੇਖੀ ਕਿ ਖੇਡਿਆ ਨਹੀਂ ਦਿਨ ਰਾਤ ਪੜਦਾ ਰਿਹਾ ਉਹ ਅਫਸਰ ਲੱਗਿਆ ਉਹਨੇ ਆਪਣੀ ਇਹ ਕਹਿਣਾ ਬਣਾ ਲਈ ਇੱਕ ਵੀ ਸਕੂਲ ਟਾਈਮ ਤੇ ਭੱਜ ਜਾਂਦਾ ਸੀ ਫਸਾ ਹੋ ਜਾਂਦਾ ਸੀ ਕਦੇ ਕਿਤਾਬ ਨਹੀਂ ਸੀ ਕਦੇ ਧਿਆਨ ਨਾਲ ਮਾਸਟਰ ਦੀ ਗੱਲ ਨਹੀਂ ਸੁਣੀ ਉਹ ਹੁਣ ਉਹਦਾ ਹੁਣ ਦੇਖੇ ਉਹਦਾ ਕੀ ਮਤਲਬ ਹੈ ਜਿਆਦਾ ਰੀਸ ਗੱਲ ਰਹੀ ਫਿਰ ਉਹ ਅਸੀਂ ਕਹਿੰਦੇ ਬਰਾਬਰ ਵਰਦੀ ਹੈ ਸੰਸਾਰ ਸਾਡਾ ਪਤਾ ਕੀ ਹੈ ਸਾਰਿਆਂ ਨੂੰ ਬਰਾਬਰ ਰੱਖਣਾ ਬੜੀ ਖਤਰਨਾਕ ਜੀ ਹੈ ਸਾਰਿਆਂ ਨੂੰ ਬਰਾਬਰ ਕਰ ਦੇਣਾ ਔਰ ਜੀ ਗੱਲ ਲੱਗੂਗੀ ਹੈ ਜੇ ਬਰਾਬਰ ਕਰ ਦਾਂਗੇ ਇਹ ਗੱਲ ਵਾਲੇ ਨੇ ਕੀਤੀ ਹੈ ਉਹ ਤਾਂ ਸਾਰੇ ਬਰਾਬਰ ਕਰਦੇ ਕੰਮ ਕਰਨਾ ਹੀ ਛੱਡ ਗਏ ਮੈਂ ਕਹਿੰਦਾ ਕੰਮ ਕਰਦੇ ਕਰਨਾ ਪੈਸੇ ਡੋਲੇ ਮਿਲਦੇ ਨੇ ਜਿਹੜਾ ਜਿਹੜੀ ਵਸੀਵੇ ਵਾਲੀ ਹੈ ਕਿ ਜਿਹੜਾ ਇੱਕ ਅਸੀਂ ਹੌਸਲਾ ਵਧਾਉ ਪ੍ਰਾਈਜ਼ ਨੇ ਜਿਵੇਂ ਭਈ ਜਿਹੜਾ ਬੱਚਾ ਜ਼ਿਆਦਾ ਪੜ ਰਿਹਾ ਉਹਨੂੰ ਸ਼ਾਬਾਸ਼ੀ ਦੀ ਲੋੜ ਨਹੀਂ ਹੈ ਉਹਨੂੰ ਵੀ ਪ੍ਰਾਈਜ਼ ਨਹੀਂ ਦਿੰਦੇ ਇਹ ਹੁੰਦਾ ਹੌਸਲਾ ਵਧੇ ਉਹ ਦੂਜਾ ਕੁੜੇ ਨਾਲ ਵੀ ਉਹਨੂੰ ਨਾਮ ਮਿਲ ਗਿਆ ਉਹਨੇ ਦੇਖਿਆ ਵੀ ਉਹਨੂੰ ਨਾਮ ਕਿਉਂ ਮਿਲ ਗਿਆ ਮੈਨੂੰ ਕਿਉਂ ਮਿਲਿਆ ਉਹ ਇੱਕ ਤਰ੍ਹਾਂ ਦਾ ਸੰਕੇਤ ਵੀ ਹੈ ਦੂਜੇ ਨੂੰ ਜਿਹੜਾ ਬਲਾਇਆ ਹੈ ਸੰਕੇਤ ਵੀ ਹੈ ਇਸ ਨੂੰ ਹਲੂਣਾ ਨਹੀਂ ਹੈ ਜਿਹੜਾ ਬਲਾਇਆ ਜਿਹੜਾ ਦਾ ਵਾਕਿਆ ਕੁੜਨ ਇਹ ਕਹਿੰਦਾ ਨਾ ਬਈ ਘਰ ਜਾ ਕੇ ਆਪਣੇ ਮਾਂ ਦੇ ਨੂੰ ਕਹਿੰਦਾ ਵੀ ਨਾ ਵੀ ਮੈਨੂੰ ਟਿਊਸ਼ਨ ਇੱਕ ਦੂਜੀ ਦੀ ਲਵਾ ਦਿਓ ਸਾਇੰਸ ਦੀ ਬਈ ਆਪਾਂ ਉਹਦੇ ਕੋਲ ਜਾਣਾ ਹੈ ਕਿ ਉਹ ਤਾਂ ਹੈ ਕਿ ਪੋਸਟ ਪੋਸਟ ਕੰਪੀਟੀਸ਼ਨ ਜਿਹਨੂੰ ਹੈ ਉਹ ਆ ਕੁੜੇ ਨਾ ਫਿਰ ਕਾਹ ਚੱਲਣਾ ਵਿਅਕਤੀ ਕਹਿੰਦੇ ਜੇ ਗਿਆਨ ਲਏਗਾ ਕਾੜਾ ਨਹੀਂ ਆਊਗਾ ਜੋ ਦਿੱਤਾ ਫਿਰ ਜੇ ਪਾਪ ਵੀ ਹੋਈ ਦਿੱਤਾ ਜਿੰਨੇ ਜੋਗਾ ਦੀ ਉਹਨੇ ਦਿੱਤਾ ਤੈਨੂੰ ਸਾਰਾ ਖਤਮ ਹੋ ਜੂਗਾ ਗੁਰਬਾਣੀ ਦੇ ਗਿਆਨ ਤੋਂ ਬਾਅਦ ਅਰਜਾ ਕੀ ਆ ਮਾਨ ਕਹਿੰਦਾ ਵਾਹ ਬਾਦੀ ਦੀ ਮਿਟ ਜੂਗੀ ਜਿਹੜੀ ਬਾਦੀ ਕਰਦਾ ਨਾ ਮਨ ਇਹ ਮਨ ਜਾਇਜ਼ ਨਜਾਇਜ਼ ਤਰੀਕੇ ਨਾਲ ਉਹਦੇ ਵਰਗਾ ਹੋ ਜਮਾ ਉਹ ਪ੍ਰਾਪਤੀਆਂ ਮੈਂ ਕਿਸੇ ਗੈਰ ਜਾਇਜ਼ ਦਾ ਗੱਲ ਕਰ ਲਵਾਂ ਉਹ ਵਾਧੀ ਵੀ ਫਿਰ ਜਿਹੜੀ ਹੈ ਖਤਮ ਹੋ ਜਾਂਦੀ ਹਾਂਜੀ ਫਿਰ ਜੀ ਸੱਚਾ ਤੋਂ ਮਿਟਾ ਤੋਂ ਮਾਰੋ ਆਉਣਾ ਜੋ ਕਰ ਵਿਵਹਾਰ ਸੱਚਾ ਝੂਰ ਨਾ ਵਾਹ ਚੋ ਉਹਨਾਂ ਅੱਗੇ ਪੌੜੀ ਲਾਤੀ ਨਾ ਹੁਣ ਕਾੜੇ ਤੋਂ ਸੱਚਾ ਝੂਠ ਝੂਰ ਝੂਠਦੇ ਨਹੀਂ ਅਸੀਂ ਸੁਣੀ ਵਿੱਚ ਉਹ ਕਹਿੰਦੇ ਤੈਨੂੰ ਵੀ ਝੋਰਾ ਖਾ ਗਿਆ ਖਾਂਦਾ ਝੋਰਾ ਕਿਹਨੂੰ ਖਾਂਦਾ ਪਹਿਲੋਂ ਦਾ ਖਾਊਗਾ ਗਿਆਨ ਨੂੰ ਸਾਡੇ ਨੂੰ ਮਾਤਰ ਸਾਡੀ ਝੋਰਾ ਫਿਰ ਸਰੀਰ ਦੇ ਵਿੱਚ ਕਿਉਂਕਿ ਆਤਮਾ ਸਰੀਰ ਨਾਲ ਜੁੜੀ ਹੋਈ ਹੈ ਨਾ ਤਾਂ ਕਹਿੰਦੇ ਨੇ ਚਿੰਤਾ ਚਿੰਤਾ ਸਮਾਨ ਕਿਉਂ ਹੈ ਝੋਰਾ ਹੈ ਨਾ ਜਿਹੜਾ ਝੋਰਾ ਲੱਗ ਗਿਆ ਸਾਨੂੰ ਝੁਰਦੇ ਰਹਿੰਦੇ ਆ ਜਿਹੜਾ ਅਸੀਂ ਉਹ ਝੁਰਨ ਨਾਲ ਉਹਦਾ ਗੁਰਬਾਣੀਓ ਵਿਚਾਰ ਲਈਏ ਹੋਰ ਉੱਤੇ ਕੰਮੇ ਕਰ ਲਈਏ ਝੁਰਨ ਨਾਲ ਤਾਂ ਕੁਝ ਪ੍ਰਾਪਤੀ ਨਹੀਂ ਹੈ ਝੁਰਨ ਤਾਂ ਸਾਈਕਲ ਸਟੈਂਡ ਤੇ ਰਹਿਦਾ ਪੂਰਾ ਖੇੜਾ ਦੇ ਰਿਹਾ ਸਾਈਕਲ ਉੱਥੇ ਖੜਾ ਇਹ ਦਾ ਸੀ ਪੂਰੀ ਇਹ ਤਾਂ ਕਸੂਰੀ ਹੋ ਪ੍ਰਾਈਵੇਟ ਵੀ ਆ ਜਿਹੜੀਆਂ ਹੋਈਆਂ ਬੈਰੰਗ ਦੀਆਂ ਗੋਲੀਆਂ ਨੇ ਉਹ ਵੀ ਦੱਸਣ ਬਾਕੀ ਸਰੀਰ ਦੇ ਤਾਂ ਝੁੱਟਦੇ ਆ ਸਰੀਰ ਦੀ એનર્ਜੀ ਆ ਹੀ ਕੰਜ਼ਿਊਮ ਹੋ ਰਹੀ ਹੈ ਸਰੀਰ ਦੀ એનર્ਜੀ ਖਪਤ ਨਹੀਂ ਹੋ ਰਹੀ ਹੈ ਸਵਾਰੇ ਪੁੱਤੀ ਮਰੀ ਜਾ ਰਹੀ ਉਸ ਉੱਪਰ ਬਿਟੇ ਸਮਾਰੋ ਮੈਂ ਜੇ ਕਰਵਾਈ ਨਾਲ ਜੁੜ ਜਾਏਗਾ ਨਾ ਝੁਰਨਾ ਝੁਰਨਾ ਵੀ ਬੰਦ ਹੋ ਜੂ ਤੇਰਾ ਆ ਵੀ ਜਿਹੜੀ ਬਿਮਾਰੀ ਹੈ ਨਾ ਝੁਰਨ ਦੀ ਤੈਨੂੰ ਝੁਰਨ ਦੀ ਬਿਮਾਰੀ ਹੈ ਨਾ ਸਾਨੂੰ ਉਹ ਵੀ ਕਹਿੰਦੇ ਚਲੋ ਝੁਰਨ ਵੀ ਮਿਟ ਜੂਗਾ ਪੜ ਗੁਰੂ ਰਾਮ ਨਾਮ ਜੋ ਕਰ ਵਿਵਹਾਰੋ ਵਿਹਾਰੋ ਰਾਮ ਨਾਮ ਨਾ ਕਰ ਆ ਛੱਡ ਪਰੇ ਇੱਕ ਮਿਲਣਾ ਉਹੀ ਮਿਲਣਾ ਜੋਰ ਲਾਇ ਤੇ ਨਹੀਂ ਮਿਲਣਾ ਰਸਾਂ ਗੜੇ ਤੇ ਨਹੀਂ ਮਿਲਦਾ ਖੰਡ ਬਾੜ ਜਿੰਨੇ ਮਰਜ਼ੀ ਕਰਾਲਾ ਉਹਦੇ ਨਾਲ ਨਹੀਂ ਮਿਲਣਾ ਦਾਨ ਪੁੰਨ ਜਿੰਨਾ ਮਰਜ਼ੀ ਕਰਾਲਾ ਉਹਦੇ ਨਾਲ ਨਹੀਂ ਮਿਲਦਾ ਉਹ ਤਾਂ ਉਹੀ ਮਿਲਣਾ ਜੋ ਉਹਦੀ ਔਕਾਤ ਹੈ ਉਹਨਾਂ ਮਿਲ ਹੀ ਜਾਣਾ ਕੰਮ ਉਹਦੇ ਛੱਡਤਾ ਕੋਈ ਉਹਦੇ ਤੇ ਛੱਡਦੀ ਜਦੋਂ ਉਹਨੂੰ ਤੂੰ ਮੇਰਾ ਕਿੱਦਾਂ ਤੂੰ ਮੇਰਾ ਮਾਤਾ ਵਾਲੇ ਮਾਤਾ ਤੋਂ ਫਿਰ ਹੋਊਗਾ ਕਿ ਬੱਚੇ ਦੀ ਜੁੱਤੀ ਕੱਢ ਚੁੱਕੀ ਹੈ ਕਪੜਾ ਕੱਢ ਕੇ ਦੇਣਾ ਹੈ ਕੀ ਇਹਨੂੰ ਖਾਣ ਨੂੰ ਦੇਣਾ ਕਾਦੇ ਨੂੰ ਵੋਟ ਨੂੰ ਬਿੰਡਾ ਦੇਣਾ ਕਾਦੇ ਨੂੰ ਕੀ ਦੇਣਾ ਮਾਪੇ ਨੂੰ ਫਿਕਰ ਹੈ ਮਾਪੇ ਦਾ ਕਹਿ ਤੂੰ ਫੜ ਤੂੰ ਨਾ ਫਿਕਰ ਕਰ ਪੈਸੇ ਕਿੱਥੋਂ ਆਉਣਗੇ ਕਿਵੇਂ ਆਉਣਗੇ ਭਾਵੇਂ ਕਰਜ਼ਾ ਜਾ ਕੇ ਪੜਾਈਏ ਤੈਨੂੰ ਪੜਾਉਣਾ ਉਹ ਪ੍ਰੋਫੈਸ਼ਨ ਦੀ ਯੂਪੀ ਹੈ ਸਾਰੀ ਉੱਪਰ ਨਿਗਾਹ ਨਾ ਮਾਰੀਏ ਅਸੀਂ ਨਿਗਾਹ ਮਾਰੀਏ ਇੱਧਰ ਰਾਮ ਰਾਮ ਨਾਲ ਸਾਰਾ ਵਿਹਾਰ ਇਹ ਵਿਵਹਾਰ ਅਸੀਂ ਇੱਧਰ ਰੱਖੀਏ ਝੁਰਮ ਦੀ ਥਾਂ ਤੇ ਅਸੀਂ ਗੁਰਬਾਣੀ ਨੂੰ ਸਮਝੀਏ ਤਾਂ ਆਪਣੀ ਅੰਦਰ ਆਤਮਾ ਨੂੰ ਸਮਝਣ ਵਾਲੇ ਪਾਸੇ ਲੱਗੇ ਰਹੀਏ ਹਾਂਜੀ ਉਹ ਕਹਿੰਦੇ ਝੁਰਦੇ ਝੁਰਦੇ ਸਾਖਤ ਮਰ ਕੇ ਕੁਝ ਪ੍ਰਾਪਤੀ ਹੋਈ ਉਹਨਾਂ ਨਾਲ ਅੱਜ ਤੱਕ ਦੱਸੋ ਕਿ ਨੂੰ ਕੀ ਹੈ ਸਾਖਤ ਕੀ ਹੈ ਆਪਣੀ ਅੰਤਰਾਤਮਾ ਦਾ ਵਿਰੋਧ ਕਰਨਾ ਹੀ ਕੋਣ ਹੈ ਅੰਤਰਾਤਮਾ ਦੀ ਬਾਤ ਸਾਰੀ ਕਹਿੰਦੇ ਨੇ ਪਰਮਾਤਮਾ ਦੀ ਬਾਤ ਹੈ ਕਹੇ ਹੋਏ ਅਸੀਂ ਉਹਦੇ ਨਾਲੇ 10 ਪੰਜਾ ਖੜਾ ਪਿਆ ਹੋਇਆ ਉਹਦੇ ਨਾਲੇ ਅੰਤਰਾਤਮਾ ਨੇ ਲੜਾਈ ਹੈ ਸਵੇਰ ਤੋਂ ਸ਼ਾਮ ਤੱਕ ਉਹ ਕੁਝ ਨਹੀਂ ਅਸੀਂ ਕੁਝ ਕਰਨਾ ਚਾਹੁੰਦੇ ਜਿਹੜਾ ਵਿੱਚ ਜਾ ਰਿਹਾ ਹੈ ਫੇਰ ਫੇਰ ਤੋਂ ਜਾਂਦਾ ਤੱਕ ਉਹਦੇ ਨਾਲ ਆ ਇਸ ਕਰਕੇ ਝੂਠ ਵੀ ਮਿਟ ਜੂਗਾ ਰਾਮ ਨਾਮ ਦਾ ਕਰ ਵਿਵਹਾਰੋ ਵਿਵਹਾਰ ਹੈ ਜਿਹੜਾ ਉਹ ਆਤਮਾ ਨਾਲ ਕਰ ਵਿਵਹਾਰ ਹੁੰਦਾ ਲੈਣਾ ਦੇਣਾ ਵਰਤੋਂ ਭਾਜੀ ਉਹਦੇ ਨਾਲ ਵਰਤ ਅੰਤਰਾਤਮਾ ਨਾਲ ਉਹਦੇ ਨਾਲ ਜੁੜਦੀ ਰਹੋ ਕੀ ਕਹਿੰਦੀ ਹੈ ਕਰਨ ਨੂੰ ਦੇਖੀ ਜਰਾ ਠੰਡੇ ਦਿਮਾਗ ਨਾਲ ਆਪਾਂ ਕਹਿੰਦੇ ਨਾ ਸੋਚੀ ਜਾ ਕੇ ਕੀ ਕਹਿੰਦੀ ਹੈ ਅੰਤਰਾਤਮਾ ਸਾਰੀ ਗੱਲ ਜਾਣਦੀ ਆਉਗੀ ਕਰਨ ਕੁਛ ਨਹੀਂ ਹਾਂਜੀ ਝੂਠ ਝੂਠ ਸਾਥ ਕੰਦੂਆ ਉਹਦੇ ਹੇਠ ਅੰਦਰ ਦੂਆ ਭਾਉ ਹੁੰਦਾ ਮਾਇਆ ਦੀ ਭਾਵਨਾ ਹੁੰਦੀ ਹੈ ਉਹ ਮਾਇਆ ਦੀ ਹੁੰਦੀ ਹੈ ਵਪਾਰ ਵਾਸਤੇ ਜੋ ਸੀ ਕਹਿੰਦੇ ਮਾਇਆ ਦਾ ਜਿਹੜਾ ਸੀ ਵਪਾਰ ਕਹਿਦਾ ਤਾਂ ਫਿਰ ਗੁਰਬਾਣੀ ਨੂੰ ਕਹਿਣਾ ਪਿਆ ਹਰ ਚਰਨ ਹਮੇ ਕੇ ਵਪਾਰੀ ਉਹਦੇ ਵਪਾਰ ਹੈ ਕਿ ਫਸਲ ਕਿੰਨਾ ਦੀ ਉਮਰ ਹੈ ਜਿਹੜਾ ਅਸੀਂ ਵਪਾਰ ਵਾਰ ਛੇੜ ਲਿਆ ਸਾਈਂ ਫਰਦੀ ਅੰਦਰ ਬੰਨੇ ਬਾਦਸ਼ਾਹ ਕਹਿੰਦੇ ਨੇ ਥੋੜਾ ਜਿਹਾ ਜਗਾਉਣ ਵਾਸਤੇ ਅੱਜ ਦੇ ਲੋਕ ਨੂੰ ਖਾਸ ਕਰਕੇ ਲੋਕ ਜਿਆਦਾ ਹਨ ਸਾਰੀ ਮੰਨਦੇ ਆ ਕਿ ਅੱਜ ਫਿਰ ਕੁਝ ਜ਼ਿਆਦਾ ਹੀ ਲੱਗੀ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਸਿੱਧੀ ਹੈ ਕਹਿੰਦੇ ਜਦ ਵਿੱਚ ਜੰਤਰ ਪਾਇ ਕੇ ਸਿਨਾ ਪੀ ਰੋਜੀ ਦੇ 42 ਲੱਖ ਜੂਨ ਜਿਹੜੀ ਪਾਣੀ ਦੀ ਮੰਨੀ ਹੈ ਕਹਿੰਦੇ ਉੱਤੇ ਹੱਟ ਨਾ ਚੱਲਈ ਨਾ ਕੋ ਕਰੇ ਸੌਦਾ ਪੂਰਨ ਹੋਈ ਨਾ ਕਿ ਚਲੇ ਲਾਉਂਦੇ ਚਿੰਤਾ ਹਟਾ ਉਹ ਕਹਿੰਦਾ ਤੂੰ ਤਾਂ ਕਹੇਗਾ ਮੈਂ ਵਪਾਰ ਕਰਦਾ ਕਿਸਾਨ ਕਰਦਾ ਨੌਕਰੀ ਕਰਦਾ ਖੇਤੀ ਕਰਦਾ ਕਹਿੰਦੇ ਮਾਰ 42 ਲੱਖ ਜੂਨ ਪਾਣੀ ਜਾ ਉੱਥੇ ਜ਼ਿਆਦਾ ਡਿਊਟੀ ਤੇ ਕੋਈ ਉੱਥੇ ਸੌਦਾ ਹੁੰਦਾ ਕੋਈ ਕੋਈ ਕਿਰਤ ਕਰਦਾ ਕੋਈ ਜੀਵ ਕਹਿੰਦੇ ਸਿਸਟਮ ਐਸਾ ਬਣਾਇਆ ਜੀਆਂ ਦਾ ਆਹਾਰ ਜੀ ਖਾਣਾ ਕਰੇ ਨਾਲ ਚਿੰਤਾ ਮਤ ਕਰੋ ਪਾਸ ਸੀ ਉਹ ਜਿੰਦਨ ਲੱਗ ਉਹਦਾ ਹਜ਼ੂਰ ਹੈ ਸਾਡੀ ਦੱਸੋ ਚਿੰਤਾ ਕੀ ਕਰੋ ਤੁਸੀਂ ਪੈਸੇ ਕਮਾਲਾਂਗੇ ਜੇ ਭਲਾ ਉਹਨਾਂ ਕੋਈ ਫਸਲ ਅਸੀਂ ਬੀਜੀ ਹੈ ਤਾਂ ਹੋਵੇ ਗਈ ਨਾ ਫਿਰ ਅਸੀਂ ਕੀ ਕਰਾਂਗੇ ਹਵਾ ਹੀ ਚੱਲੇ ਮੀਂਹ ਮੈਨੇ ਬੰਦ ਹੋ ਰਿਹਾ ਕੀ ਕਰਾਂਗੇ ਆ ਹੋਇਆ ਹੀ ਆ ਪਿੱਛੇ ਕਿਤੇ ਖੜਾ ਹੋ ਗਿਆ ਹੁੰਦੇ ਸੀ ਰਾਜਸਥਾਨ ਦੇ ਕਿੰਨੇ ਹਜ਼ਾਰ ਸਾਲ ਪਹਿਲਾਂ ਉੱਥੇ ਮਾਰੂਥਲ ਬਣਾਤਾ ਹੁਣ ਸਾਡੇ ਨੂੰ ਪਤਾ ਹੈ ਜਦੋਂ ਅਸੀਂ ਪੰਜਾਬ ਦੇ ਵਿੱਚ ਸੀ ਕਿ ਪਾਣੀ ਧਰਤੀ ਦੇ ਕਿੱਧਰ ਨੂੰ ਜਾ ਰਿਹਾ ਕਿ ਐਨੇ ਫੁੱਟ ਨੀਵਾਂ ਚਲਾ ਗਿਆ ਜੇ ਉਹ ਖਤਮ ਹੋ ਜਾਣਾ ਫਿਰ ਕੀ ਕਰ ਲਾਂਗੇ ਉਹ ਇੱਥੇ ਦੀਆਂ ਸਰਕਾਰਾਂ ਦੇ ਖਿਲਾਫ ਦਾ ਐਜੀਟੇਸ਼ਨ ਕਰ ਲਾਂਗੇ ਪ੍ਰੋਟੈਸਟ ਕਰ ਲਾਂਗੇ ਉੱਥੇ ਕੀ ਕਰੋਗੇ ਉੱਥੇ ਦੱਸੋ ਵੀ ਕਰੋ ਵੀ ਨਹੀਂ ਉਹਦਾ ਕੀ ਬਗਾੜੋਗੇ ਨਹੀਂ ਹੀ ਨਹੀਂ ਉਹਦਾ ਉੱਥੇ ਕੀ ਕਰੋਗੇ ਨਹੀਂ ਨਹੀਂ ਪਿਆ ਦੱਸੋ ਵੀ ਕੀ ਕੀ ਇਹ ਦਿਲਤਾ ਡਾਲੀਆਂ ਕੀ ਅਸੀਂ ਕਰ ਜੇ ਨਹੀਂ ਪਊਗਾ ਉਹ ਮੌਸਮ ਫੇਰ ਜੀ ਹੋ ਜਾਂਦੀ ਹੈ ਯਾਰ ਫੇਰ ਜੀ ਕੀ ਕਰ ਲੈਣੇ ਫਿਰ ਕੀ ਸਰਕਾਰਾਂ ਕਰ ਲੈਣਗੀਆਂ ਕੀ ਸਾਡੇ ਫੈਸਲੇ ਕਰ ਲੈਣਗੇ ਕੀ ਸਾਡੀ ਹਕੂਮਤਾਂ ਕਰ ਲੈਣੀ ਕੁਝ ਨਹੀਂ ਜਲ ਸਕਦਾ ਉਸ ਸਰਬੱਤ ਦੇ ਅੱਗੇ ਹਾਂਜੀ ਰੇਕ ਸੰਮਲ ਪਾਪ ਕਿਰੇ ਮਲੂਆ ਅਮਰ ਕਰਵਾ ਸੰਤ ਸੰਤ ਸੁਣਦਾ ਕਹਿੰਦੇ ਜੇ ਕਿਤੇ ਸੰਤ ਨਾਲ ਜੁੜ ਕੇ ਸੰਤ ਦਾ ਮਤਲਬ ਇੰਜ ਨਾ ਦਾ ਦੱਸਿਆ ਕਿ ਵੀ ਵਾਲਾ ਜਾਂ ਰੰਧਾਵੇ ਵਾਲਾ ਜਾਂ ਕੋਈ ਨਾਮ ਦਾ ਦੱਸਿਆ ਨਹੀਂ ਨਾਮ ਦਾ ਲਿਆ ਨਹੀਂ ਉਹਦੇ ਉਹ ਸੰਤ ਸਾਰਿਆਂ ਦੇ ਅੰਦਰ ਹੀ ਹੈ ਜਿਹੜੀ ਅੰਤਰਾਤਮਾ ਸੰਤ ਹੈ ਉਹਦੇ ਨਾਲ ਸੰਤ ਸੰਗ ਨਾਲ ਨਾ ਸੰਤ ਦੇ ਨਾਲ ਰਹਿੰਦੇ ਇੱਕ ਮਨ ਇੱਕ ਜਿੱਤ ਹੋ ਕੇ ਜਿੱਤ ਸੰਤ ਆ ਸਾਡਾ ਸਾਧ ਸੰਗ ਹੋ ਕੇ ਜੇ ਕਿਤੇ ਅਮਰਤ ਕਥਾ ਸੁਣ ਲੈ ਨਾ ਇੱਕ ਮਨ ਇੱਕ ਜਿੱਤ ਹੋ ਕੇ ਜੇ ਕਿਤੇ ਅਮਰਤ ਕਥਾ ਸੁਣ ਲੈ ਆ ਪਾਪ ਕੋ ਸੰਭਲ ਸਾਰੀ ਦੇ ਤੇ ਜਿਹੜਾ ਪਾਪ ਕਰਦਾ ਨਾ ਮਨ ਭਾਣੇ ਦਾ ਵਿਰੋਧ ਕਰਦਾ ਜਿਹੜਾ ਸਾਰਾ ਭੱਜ ਜੂਗਾ ਵਿਰੋਧ ਕਰਨਾ ਹੀ ਛੱਡ ਜੂ ਮਨ ਕੱਲਾ ਮਨ ਨਾ ਸੁਣੇ ਕੱਲਾ ਹੁੰਦਾ ਢੇਲੀ ਐਸੀ ਗੱਲ ਕਰਦਾ ਸੁਣਿਆ ਇਧਰੋਂ ਕਹਿੰਦੇ ਜੋ ਬਾਸ ਵਜਾਈਆ ਫੂਕ ਜਿਵੇਂ ਬਾਸ ਦੀ ਮਾਰੀ ਫੂਕ ਇਧਰੋਂ ਮਾਰੀ ਉਧਰ ਗਈ ਜੇ ਕੱਲਾ ਮਨ ਸੁਣੂਗਾ ਬਾਣੀ ਇਹਦਾ ਪੋਜੀਸ਼ਨ ਹੁੰਦੀ ਹੈ ਜੀ ਉਹ ਨਾਲ ਜੁੜ ਕੇ ਉਹ ਕਹਿੰਦਾ ਸਕੇ ਧਿਆਨ ਨਾਲ ਵਰ ਧਿਆਨ ਨਾਲ ਧਿਆਨ ਨਾਲ ਜੁੜ ਕੇ ਵਰ ਧਿਆਨ ਪੂਰਾ ਦੇ ਕੇ ਜੇ ਅਸੀਂ ਅਮਰਤ ਕੰਠਾ ਸੁਣੀਏ ਤਾਂ ਆਪ ਕਦਮਣ ਸਾਰੇ ਭੱਜ ਸਕਦੇ ਨੇ ਉਹ ਦੋਸ਼ ਪਾਪ ਕੋ ਸੰਭਲ ਕੇ ਭਾਜੀ ਰਹੀ ਗੋਜਰ ਦੀ ਗਈ ਜਿਹੜਾ ਸੰਗਨੀਆਂ ਅੱਜ ਗੁਰੂ ਘਰ ਦੇ ਸਵਰਤਾ ਨਹੀਂ ਰਹੀ ਗੁਰੂ ਦੇ ਦਾਗ ਨਹੀਂ ਰਹੀ ਆਪਣੇ ਆਪਣੇ ਆਪਣੇ ਗੱਲ ਨਹੀਂ ਦੇਖਦੇ ਸ਼ਰਤ ਰੱਖੀ ਹੈ ਗੁਰੂ ਨੇ ਕੋਈ ਸੰਤ ਸੰਗ ਹੋਵੇ ਇੱਕ ਮਨ ਇੱਕ ਜਿੱਤ ਹੋ ਗਏ ਧਿਆਨ ਹੋ ਗਏ ਜੇ ਅਮਰਤ ਕਥਾ ਜੀ ਰਾਮ ਕਥਾ ਜੁਗ ਜੁਗ ਤੁਹਾਡਾ ਹੈ ਤਾਂ ਫਿਰ ਤਾਂ ਪਾਪ ਕੋ ਸੰਭਲ ਸਾਰੀ ਭੱਜ ਜਾਣਗੇ ਸਾਡੀ ਹੈ ਜਿਹੜੀ ਤੇਰੇ ਅੰਦਰ ਪਈ ਹੋਈ ਵਿਰੋਧ ਕਰਨ ਦਾ ਆਤਮਾ ਦਾ ਅੰਦਰ ਆਤਮਾ ਦਾ ਵਿਰੋਧ ਕਰਨ ਦੀ ਜਿਹੜੀ ਸਾਡੀ ਆਦਤ ਹੈ ਉਹ ਛੁੱਟ ਜੂਗੀ ਸੁਣ ਸਕਦੀ ਹੈ ਆਹ ਤਰੀਕਾ ਦੀ ਅਡਾਪਟ ਕਰੀਏ ਹਾਂਜੀ ਕਰੇ ਕਾਮ ਖੂਦ ਦੁਸ਼ਟਾਈ ਅੰਦਰ ਦੁਆ ਦਾ ਕਰਨਾ ਦਿਖਾਈ ਉਹ ਕਹਿੰਦੇ ਕਾਮ ਕ੍ਰੋਧ ਨਾਲ ਵਿੱਚ ਝੁਕ ਜਾਣੇ ਇਹਨਾਂ ਪਤਾ ਹੀ ਲੱਗਣਾ ਮੇਨ ਗੱਲ ਸੀ ਭਾਣੇ ਦਾ ਵਿਰੋਧ ਕਰਨਾ ਪਾਪ ਹੈ ਜਿਹੜਾ ਮਨਸਾ ਪਾਪ ਜਿਹਨੂੰ ਬੇਦਾ ਵਿੱਚ ਵੀ ਮੰਨ ਮਨ ਦੀ ਇੱਛਾ ਜਿਹੜੀ ਇਹ ਪਾਪ ਹੈ ਅਸੀਂ ਤਾਂ ਪਾਪ ਹੋਰੇ ਬਣਾ ਲੈਣਾ ਮੇਰੇ ਪੈਰ ਤੇ ਲੈ ਕੇ ਕੀੜੀ ਮਰ ਗਈ ਤੇ ਪਾਪ ਹੋ ਗਿਆ ਉਹ ਤਾਂ ਮਰਨੀ ਦੀ ਬਾਈਕਾਂ ਨੂੰ ਮਾਰੀ ਹੈ ਉਹ ਤਾਂ ਮਰਨੀ ਉਹਦੀ ਜੰਮਣ ਮਰਨਾ ਹੁਕਮ ਹੈ ਚਲ ਤੇਰੇ ਪੈਰ ਥੱਲੇ ਆ ਕੇ ਮਰ ਗਈ ਕਾਰਨ ਦਾ ਵੀ ਬੰਨਾ ਹੀ ਸੀ ਕਾਰਨ ਦਾ ਵੀ ਬੰਨਾ ਹੀ ਸੀ ਤੇਰੇ ਦਾ ਇਹ ਨਾ ਕਰ ਲੈਣ ਪਾਪ ਕੁਕੀ ਇਹ ਪਾਪ ਦਾ ਕੋਈ ਕਰੇ ਨਹੀਂ ਸਕਦਾ ਇਹ ਤਾਂ ਕੋਈ ਕਿਸੇ ਨੂੰ ਸਕਦਾ ਨਹੀਂ ਕੋਈ ਹਰ ਬਿਨ ਮਾਰ ਜਵਾਲ ਨਾ ਕਾਟੇ ਪਹਿਲਾਂ ਤੂੰ ਧਿਆਨ ਛੱਡ ਪਾਪ ਸਮਝ ਹੁੰਦਾ ਕੀ ਹੈ ਜਿਹੜਾ ਪਾਣੇ ਦਾ ਵਿਰੋਧ ਕਰਨ ਦੀ ਤੇਰੇ ਅੰਦਰ ਹੈ ਨਾ ਮਨਸ਼ਾ ਉਹ ਪਾਪ ਹੈ ਅਕਾਮ ਰੋਕਦੀ ਹੈ ਉਹ ਆਕਾਮ ਅਕਾਮ ਰੋਕ ਮੁਹੰਬਾਨ ਹੈ ਇਹਦਾ ਵੀ ਚੱਕ ਚੁਰ ਜਾਣੇ ਆ ਇਹਨਾਂ ਦੀ ਕੋਈ ਵੱਡੀ ਗੱਲ ਨਹੀਂ ਇਹ ਬਕਾਰ ਤਾਂ ਉਹੀ ਖੜਾ ਛੱਡ ਜਾਂਦੇ ਨੇ ਉਹ ਇਹਨਾਂ ਦੀ ਕੋਈ ਵੱਡੀ ਗੱਲ ਨਹੀਂ ਵੱਡੀ ਗੱਲ ਹੈ ਭਾਣੇ ਦਾ ਬੋਧ ਕਰਨਾ ਹਟਣਾ ਉਹ ਸਭ ਤੋਂ ਵੱਡਾ ਗੱਲ ਹੈ ਇਹ ਤਾਂ ਉਹੀ ਛੱਡ ਜਾਂਦੇ ਨੇ ਬੈਂਕ ਦਾ ਮਾਲਕ ਜਾਤੋਂ ਕਿਰਪਾ ਤੁਸਾਈ ਤੁਸਾਈ ਦੀ ਕਿਰਪਾ ਜਿਹਦੇ ਤੇ ਹੋ ਜਵੇ ਤੁਸਾਈ ਮਾਲਕ ਨੂੰ ਰਹਿਣੇ ਨੇ ਇਹ ਤੁਸਾਈ ਦੀ ਕਿਰਪਾ ਹੋ ਜਵੇ ਕਾਮ ਕ੍ਰੋਧ ਮੋਹ ਦਾ ਹੰਕਾਰ ਵੀ ਝੜ ਜਿਹੜੀ ਭਾਣੇ ਵਿਰੋਧ ਕਰਨ ਦੀ ਸਾਡੇ ਅੰਦਰ ਜਿਹੜੀ ਮਨਸ਼ਾ ਹੈ ਉਹ ਵੀ ਖਤਮ ਹੋ ਜੂਗੀ ਇਸ ਕਰਕੇ ਗੁਰੂ ਕਿਰਪਾ ਕਰਨ ਜਿਵੇਂ ਕਿਰਪਾ ਗੁਰੂ ਸਾਹਿਬ ਨੇ ਪਿੱਛੇ ਮੰਗੀ ਵੀ ਹੈ ਪਿਛਲੀ ਪੌੜੀ ਦੇ ਅੰਦਰ ਵੀ ਐਸੀ ਕਿਰਪਾ ਮਿਲੇ ਐਸੇ ਸੰਤ ਮਿਲਣ ਐਸੇ ਗੁਰਸਿੱਖ ਮਿਲਣ ਜਿਨ੍ਹਾਂ ਕੋਲ ਤੇਰੇ ਮਤਲਬ ਤੇਰੇ ਬਾਰੇ ਜਾਣਕਾਰੀ ਰੱਖਦੇ ਹੋਣ ਤੇਰੇ ਸੰਤ ਦਾ ਮਤਲਬ ਜਿਹੜੇ ਤੇਰੇ ਵਾਸਤੇ ਤੇਰੇ ਬਾਰੇ ਜਾਣਕਾਰੀ ਰੱਖਦੇ ਹੋਣ ਔਰ ਤੇਰੇ ਨਾਲ ਮਿਲਾ ਦੇਣ ਤੇਰੇ ਤੱਕ ਪਹੁੰਚਾ ਵੀ ਦੇਣ ਐਸੇ ਸੰਤਾਂ ਦੀ ਛਾਰ ਹੋਵੇ ਮਿਲੇ ਉਹਨਾਂ ਦੀ ਮਨ ਸਭ ਧੂਰੀ ਹੋ ਜਾਵੇ ਮਨ ਆਪਣੀ ਆਕੜ ਛੱਡ ਦੇਵੇ ਆਕੜ ਛੱਡ ਕੇ ਇਸ ਸੰਤਾਂ ਤੋਂ ਗਿਆਨ ਲੈ ਕੇ ਆਪਣੇ ਟਿਕਾਣੇ ਲੱਗ ਜਾਵੇ ਹੋਈਆਂ ਕੋਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ